ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਆਹਾ ਕਬੀਰ ਡਗਮਗ ਕਿਆ ਕਰੈ ਕਹਾ ਟਲੋ ਮੈਂ ਜਿਉ ਸਰਬ ਸੁਖ ਕੋ ਨਾਏ ਕੋ ਰਾਮ ਨਾਮ ਰਸ ਪੀਓ ਹਿਮ ਛਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰ ਜੀ ਨਿਰਮਲ ਰਸ ਨਾ ਜਦੋਂ ਬਾਣੀ ਰਸਨਾ ਤੇ ਆਵੇ ਰਸਨਾ ਨਿਰਮਲ ਹੁੰਦੀ ਪਵਿੱਤਰ ਹੁੰਦੀ ਜੀ ਨਿਰਮਲ ਰਸਨਾ ਅੰਮ੍ਰਿਤ ਪੀਓ ਨਿਰਮਲ ਰਸਨਾ ਅੰਮ੍ਰਿਤ ਪੀਓ ਜੀ ਨਿਰਮਲ ਰਸਨਾ ਗੱਜ ਕੇ ਅੰਮ੍ਰਿਤ ਪੀਓ ਰਸਨਾ ਅੰਮ੍ਰਿਤ ਪੀਓ ਨਿਰਮਲ ਰਸਨਾ ਜੇ ਜਾਨ ਸਦਾ ਲਈ ਸੌਖੀ ਕਰਨੀ ਹੈ ਸਦਾ ਸੁਹੇਲਾ ਕਰ ਲੈ ਜੀਓ ਸਦਾ ਸੁਹੇਲਾ ਸਦਾ ਸੁਹੇਲਾ ਕਰ ਲੈ ਜੀਓ ਸਦਾ ਸੁਹੇਲਾ ਨਿਰਮਲ ਰਸਨਾ ਅੰਮ੍ਰਿਤ ਪੀਓ ਫਟੋ ਨਿਰਮਲ ਨਾ ਗੱਜ ਕੇ ਫੇਰ ਕੋ ਅੰਮ੍ਰਿਤ ਨਿਰਮਲ ਰਸਨਾ ਗੱਜ ਜੀ ਨਿਰਮਲ ਰਸਨਾ ਅੰਮ੍ਰਿਤ ਪੀਓ ਤਤ ਮਨ ਵਹਿ ਕਰ ਨਿਰੰਕਾਰ ਕਰ ਮਨ ਮੇਰੇ ਦਿਓ ਵਿਵਹਾਰ ਉਸ ਤਰਤ ਮਨ ਮਹਿ ਕਰ ਗੰਕਾਰ ਕਰ ਮਨ ਤੂੰ ਵਿਉਹਾ ਉਸਤਤ ਮਨ ਮਹਿ ਤਾਰ ਨਿਰੰਕਾਰ ਤਬ ਮਨ ਮੇਰੇ ਸਤ ਵਿਉਹਾ ਹਰ ਮਨ ਮੇਰੇ ਸਤ ਜਿਉ ਸਤ ਮਨ ਮੇਰੇ ਸਤ ਵਿਵਹਾਰ ਨਿਰਮਲ ਓ ਸੁਹੇਲਾ ਕਰ ਲੈ ਜੀਓ ਅਜ ਸਜ਼ਾ ਸੁਹੇ ਅੰਮ੍ਰਿਤ ਪੀਓ ਨਿਰਮਲ ਰਸ ਅੰਮ੍ਰਿਤ ਜਪੋ ਜੀ ਨਾ ਰਿਓ ਬਈ ਸਾਰੇ ਜੁੜ ਕੇ ਜਪੋ ਵਾਹਿਗੁਰੂ ਮੁਰਗੇ காணும் ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜਪੋ ਜਪੋ ਸਕਤੇ ਵਾਹਿਗੁਰੂ ਦਾ ਤਿੰਨਾ ਮੁਖ ਡਰਾਵਣੇ ਜਿਨ੍ਹਾਂ ਵਸਾਰਿਓ ਨਾਉ ਇੱਥੇ ਦੁੱਖ ਘਨੇਰਿਆ ਅਗੇ ਠੌਰ ਨਾ ਠਾਓ ਜੀ ਬਿਨਾ ਨਾਮ ਤੋਂ ਬਿਨਾ ਨਾਮ ਤੋਂ ਡਰਾਉਣਾ ਲੱਗੇ ਮੁਖੜਾ ਬਿਨਾ ਨਾਮ ਤੋਂ ਡਰਾਉਣਾ ਲੱਗੇ ਮੁਖੜਾ ਬਿਨਾ ਨਾਮ ਤੋਂ ਡਰਾਉਣਾ ਲੱਗੇ ਮੁਖੜਾ ਬਿਨਾ ਨਾਮ ਤੋਂ ਡਰਾਉਣਾ ਲੱਗੇ ਮੁਖੜਾ ਤੇਰਾ ਨਾਮ ਰੋਣ ਰੋਣਾ ਲੱਗੇ ਮੁਖੜਾ ਬਿਨਾ ਨਾਮ ਤੋਂ ਡਰਾਉਣਾ ਲੱਗੇ ਮੁਖੜਾ ਬਿਨਾ ਨਾਮ ਤੋਂ ਡਰਾਉਣਾ ਲੱਗੇ ਮੁਖੜਾ ਬਿਨਾ ਨਾਮ ਤੋਂ ਡਰਾਉਣਾ ਲੱਗੇ ਮੁਖੜਾ ਤੋਂ ਡਰਾਉਣਾ ਲੱਗੇ ਮੁਖ ਬਿਨਾ ਨਾਮ ਤੋਂ ਡਰਾਉਣਾ ਲੱਗੇ ਮੁਖ ਬਿਨਾ ਨਾਮ ਤੋਂ ਡਰਾਉਣਾ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲੌਦ ਇਲਾਕੇ ਦੀ ਸੰਗਤ ਨੂੰ ਤਿੰਨ ਰੋਜ਼ਾ ਮਹਾਨ ਗੁਰਮਤ ਸਮਾਗਮ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨਾਲ ਪ੍ਰਾਪਤ ਹੋਇਆ ਅੱਜ ਆਪਾਂ ਸਾਰੇ ਰਾਤਰੀ ਦੇ ਪਹਿਲੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਸਾਰੀ ਸੰਗਤ ਤਕਰੀਬਨ ਆ ਗਈ ਜਿਹੜੇ ਥੋੜੇ ਬਹੁਤ ਰਹਿ ਗਏ ਐ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਜੀ ਆਈ ਗਏ ਸਾਰੇ ਅੱਧ ਚ ਰਸਤਾ ਬੰਦ ਕਰ ਲਓ ਆਉਣ ਵਾਲਿਆਂ ਨੂੰ ਰਾਹ ਚ ਪਾਓ ਰਸਤੇ 'ਚ ਬਾਅਦ ਵਿੱਚ ਫਿਰ ਨਮਸਕਾਰ ਕਰਾ ਦੇਾਂਗੇ ਅੱਗੇ ਆਵਾਜ਼ ਮਾਰ ਕੇ ਉਥੋਂ ਹੀ ਮੱਥਾ ਟੇਕ ਕੇ ਰਾਹ ਵਿੱਚ ਹੀ ਬੈਠ ਜਾ ਸੋ ਤਾਂ ਜੋ ਇਕਾਗਰਤਾ ਬਣ ਸਕੇ ਥੋੜੇ ਸਮੇਂ ਤੋਂ ਬਹੁਤਾ ਲਾਹਾ ਲੈ ਸਕੀਏ ਜਿਹਦੇ ਅੰਦਰ ਗਿਆਨ ਲੈਣ ਦੀ ਸਮਝ ਲੈਣ ਦੀ ਤਲਬ ਹੋਵੇ ਚਸਕਾ ਹੋਵੇ ਚਸਕਾ ਮਾੜਾ ਨਹੀਂ ਤੇ ਚੰਗਾ ਲੱਗ ਜੇ ਅੰਦਰ ਲਗਨ ਬੰਦਾ ਭੈੜਿਆਂ ਚਸਕਿਆਂ ਵਿੱਚ ਪੈ ਜਾਂਦਾ ਹੈ ਪੁੱਠੇ ਪਾਸੇ ਪੈ ਜਾਂਦਾ ਹੈ ਪਰ ਜੇ ਸਮਝ ਲੈਣ ਦੀ ਅਕਲ ਲੈਣ ਦਾ ਅੰਦਰ ਚਸਕਾ ਪੈਦਾ ਹੋ ਜਾਂਦਾ ਹੈ ਤੇ ਅੰਦਰ ਇੱਕ ਖਿੱਚ ਹੋਵੇ ਕਿ ਮਾਲਕ ਨਾਲ ਜੁੜਨਾ ਹੈ ਪ੍ਰਮਾਤਮਾ ਨਾਲ ਇੱਕਮਿਕ ਹੋਣਾ ਹੈ ਫਿਰ ਉਹ ਤੇ ਰੋਜ਼ ਨਵੇਂ ਤੋਂ ਨਵੀਆਂ ਡਾਇਰੈਕਸ਼ਨਾਂ ਦਿੰਦਾ ਹੈ ਸਾਹਿਬ ਮੇਰਾ ਨੀਤ ਨਵਾਂ ਨਿਤੋਂ ਨੇ ਨਵੇਂ ਤੋਂ ਨਵੇਂ ਇਸ਼ਾਰੇ ਬਖਸ਼ਿਸ਼ ਕਰਦੇ ਨੇ ਸੋ ਜਿਵੇਂ ਜਿਵੇਂ ਅਸੀਂ ਲਗਨ ਦੇ ਨਾਲ ਇਸ ਰਾਹ ਤੇ ਤੁਰਦੇ ਆਂ ਆਪਣੇ ਆਪ ਹੀ ਬੜੇ ਮੈਥਡ ਬੜੀਆਂ ਵਿਧੀਆਂ ਸਮਝ ਵਿੱਚ ਆਉਂਦੀਆਂ ਨੇ ਜਿਹੜੇ ਪਾਸੇ ਮਰਜ਼ੀ ਤੁਸੀਂ ਆਪਣੇ ਦਿਮਾਗ ਨੂੰ ਲਾ ਲਓ ਬੜਾ ਵੱਡਾ ਖਜ਼ਾਨਾ ਮਾਲਕ ਨੇ ਬਖਸ਼ਿਸ਼ ਕੀਤਾ ਹੈ ਇਹਦੀ ਦੁਰਵਰਤੋਂ ਨਾ ਕਰੀਏ ਕਦੀ ਇਹਦਾ ਦੁਰਉਪਯੋਗ ਨਾ ਕਰੀਏ ਇਸ ਮਹਾਨ ਮਾਲਕ ਦੀ ਬਖਸ਼ਿਸ਼ ਨੂੰ ਸੰਭਾਲ ਕੇ ਰੱਖੀਏ ਸੋ ਜਿਵੇਂ ਆਪਾਂ ਪੜ ਰਹੇ ਸੀ ਬੋਲ ਕੇ ਪੜੀਏ ਫਰੀਦਾ ਤਿੰਨਾ ਮੁਖ ਡਰਾਵਣੇ ਡਰਾਵਣੇ ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓ ਨਾ ਐਥੇ ਦੁਖ ਕਣੇਰਿਆ ਅੱਗੇ ਠੋਰ ਨਾ ਠਾਉ ਐਥੇ ਤੇ ਭਾਵ ਜੋ ਸਾਹਮਣੇ ਹੈ ਅੱਜ ਵੀ ਦੁਖੀ ਹੈ ਤੇ ਜੋ ਅਜੇ ਸਾਹਮਣੇ ਨਹੀਂ ਆਇਆ ਕੱਲ ਉਥੇ ਮਤਲਬ ਮਰਨ ਤੋਂ ਬਾਅਦ ਨਾ ਲਾਈਏ ਜੋ ਅੱਜ ਸਾਡੇ ਸਾਹਮਣੇ ਨਹੀਂ ਸਾਡੇ ਵਾਸਤੇ ਕੱਲ ਵੀ ਅੱਗਾ ਹੀ ਹੈ ਸਵੇਰੇ ਜਿਹੜੀ ਹੁਣ ਰਾਤ ਪਈ ਹੈ ਅੱਜ ਤੋਂ ਅੱਗੇ ਜੋ ਵੀ ਹੋਣਾ ਹੈ ਅੱਗੇ ਸਮਝ ਚੱਲੋ ਆਨੰਦ ਲਾਲਾ ਆਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਆਗੇ ਮਤਲਬ ਆਉਣ ਵਾਲਾ ਸਮਾਂ ਉਹ ਅੱਜ ਵੀ ਦੁਖੀ ਨੇ ਉਹ ਕੱਲ ਵੀ ਦੁਖੀ ਨੇ ਤੇ ਬੜੇ ਡਰਾਉਣੇ ਲੱਗਦੇ ਆ ਡਰਾਉਣੇ ਮਤਲਬ ਬੜੇ ਭੈੜੇ ਲੱਗਦੇ ਆ ਉਹ ਸੋਭਾ ਨਹੀਂ ਪਾਉਂਦੇ ਉਹ ਪਿਆਰੇ ਨਹੀਂ ਲੱਗਦੇ ਜੀ ਕੌਣ ਜਿਨ੍ਹਾਂ ਨੂੰ ਨਾਮ ਭੁੱਲ ਗਿਆ ਨਾਮ ਮਤਲਬ ਪਰਮਾਤਮਾ ਦੀ ਹੋਂਦ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੋਂਦ ਜਿਨ੍ਹਾਂ ਨੂੰ ਵਿਸਰ ਗਈ ਜਦੋਂ ਸੱਚਾ ਵਿਸਰ ਗਿਆ ਤੇ ਫਿਰ ਸੱਚ ਨਹੀਂ ਰਹਿੰਦਾ ਪੱਲੇ ਸੱਚ ਉਹਨਾਂ ਦੇ ਪੱਲੇ ਹੀ ਰਹਿੰਦਾ ਜਿਨ੍ਹਾਂ ਦੇ ਕੋਲ ਸੱਚਾ ਹੋਵੇ ਸੱਚ ਨਾਲ ਜੁੜਿਆ ਬੰਦਾ ਸੱਚੇ ਨਾਲ ਜੁੜਿਆ ਬੰਦਾ ਹੀ ਸੱਚਾ ਹੋ ਸਕਦਾ ਪਰਮਾਤਮਾ ਨਾਲ ਜਦੋਂ ਸਾਡਾ ਕਨੈਕਸ਼ਨ ਬਣਦਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਜਦੋਂ ਸਾਡਾ ਪਿਆਰ ਪੈਣਾ ਹੈ ਉਹਦੀ ਹੋਂਦ ਨੂੰ ਜਦੋਂ ਅਸੀਂ ਮਹਿਸੂਸ ਕਰਨਾ ਹੈ ਫਿਰ ਅੰਦਰੋਂ ਹਉਮੈ ਨਿਕਲਦੀ ਹੈ ਵੇਖੋ ਧਿਆਨ ਨਾਲ ਸਮਝਿਓ ਕਿਰਪਾ ਕਰਕੇ ਆ ਨੁਕਤਾ ਸਮਝਣ ਦੀ ਕੋਸ਼ਿਸ਼ ਕਰਿਓ ਹਾਲਾਂਕਿ ਬਹੁਤ ਵਾਰ ਇਸ ਟੌਪਿਕ ਤੇ ਗੱਲ ਅੱਗੇ ਵੀ ਕਰਦੇ ਰਹੀਦਾ ਹੈ ਪਰ ਜਰਾ ਕੁ ਵਿੱਚ ਤੁਹਾਡੇ ਕਈ ਪਕੜਨ ਵਾਲੇ ਬੰਦੇ ਵਿੱਚ ਸੱਜਣ ਬੈਠੇ ਐ ਜਿਹੜੇ ਗੱਲ ਨੂੰ ਸਮਝਦੇ ਐ ਵੇਖੋ ਜੀ ਪਰਮਾਤਮਾ ਜੀ ਦੀ ਵਾਹਿਗੁਰੂ ਜੀ ਦੀ ਮਾਲਕ ਜੀ ਦੀ ਹੋਂਦ ਨੂੰ ਸਾਡਾ ਮਨ ਮੰਨੇ ਫਿਰ ਆਪਣੀ ਹਸਤੀ ਨਹੀਂ ਬਣਦੀ ਬੰਦੇ ਦੀ ਹਉਮੈ ਦਾ ਤੇ ਨਾਮ ਦਾ ਆਪਸ ਵਿੱਚ ਵਿਰੋਧ ਹੈ ਨਾਮ ਹੈ ਮਾਲਕ ਦੀ ਹਸਤੀ ਹੋਂਦ ਨਾਮ ਕਿੰਨੂੰ ਕਹਿੰਦੇ ਆ ਜੀ ਨਾਮ ਕਹਿੰਦੇ ਆ ਪਰਮਾਤਮਾ ਨੂੰ ਪਰਮਾਤਮਾ ਦੀ ਹੋਂਦ ਨੂੰ ਨਾਮ ਕੇ ਧਾਰੇ ਸਗਲੇ ਜਨ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਮਹਾਰਾਜ ਕਹਿੰਦੇ ਨਾਮ ਦਾ ਬਣਾਇਆ ਹੋਇਆ ਸਾਰਾ ਕੁਝ ਇਹ ਸਾਰਾ ਕੁਝ ਜਿਹੜਾ ਨਾਮ ਦਾ ਬਣਾਇਆ ਹੋਇਆ ਹੈ ਹੁਣ ਇਥੋਂ ਇਹਦਾ ਅਰਥ ਸਪਸ਼ਟ ਹੁੰਦਾ ਹੈ ਕਿ ਨਾਮ ਦਾ ਕੀ ਅਰਥ ਹੈ ਫਿਰ ਜੇ ਨਾਮ ਦਾ ਸਾਰਾ ਕੁਝ ਬਣਾਇਆ ਖੰਡ ਬ੍ਰਹਿਮੰਡ ਨਾਮ ਨੇ ਬਣਾਏ ਨੇ ਫਿਰ ਨਾਮ ਦਾ ਕੀ ਅਰਥ ਹੋਇਆ ਪਰਮਾਤਮਾ ਪਰਮਾਤਮਾ ਕਹਿੰਦੇ ਜੀ ਨਾਮ ਨੂੰ ਪਰਮਾਤਮਾ ਜਿਵੇਂ ਆਪਾਂ ਪੜ੍ਹਦੇ ਆ ਜੇਤਾ ਕੀਤਾ ਤੇਤਾ ਨਾਉ ਬਿਨ ਨਾਮ ਹੈ ਨਾਹੀ ਕੋ ਥਾਂ ਨਾਮ ਤੋਂ ਬਿਨਾ ਕਹਿੰਦੇ ਕੋਈ ਥਾਂ ਹੈ ਨਹੀਂ ਫਿਰ ਨਾਮ ਦਾ ਕੀ ਅਰਥ ਹੋਇਆ ਬੋਲੋ ਜੀ ਨਾਮ ਦਾ ਕੀ ਅਰਥ ਹੋਇਆ ਫਿਰ ਪਰਮਾਤਮਾ ਨਾਮ ਮਤਲਬ ਪਰਮਾਤਮਾ ਪਰਮਾਤਮਾ ਬਿਨਾ ਕੋਈ ਥਾਂ ਨਹੀਂ ਅੱਛਾ ਜਿਹੜਾ ਅਸੀਂ ਐਂ ਜੇ ਕਹਿ ਦਿੰਨੇ ਆ ਵੀ ਹਰੇਕ ਹੁਣ ਹਰ ਇੱਕ ਨੂੰ ਕਹਿੰਦੇ ਆ ਮੈਨੂੰ ਵੀ ਬਹੁਤ ਬੰਦੇ ਮਿਲਦੇ ਬਾਬਾ ਜੀ ਨਾਮ ਦੀ ਦਾਤ ਬਖਸ਼ੋ ਉਹ ਕੀ ਕਹਿ ਰਿਹਾ ਬੰਦਾ ਇਸ ਟੌਪਿਕ ਨੂੰ ਜਰਾ ਕ ਸਮਝਿਓ ਨੌਜਵਾਨ ਵੀਰ ਪੜ੍ਹੇ ਲਿਖੇ ਬੜੀ ਜਲਦੀ ਗੱਲ ਪਕੜ ਸਕਦੇ ਹੋ ਤੁਸੀਂ ਤੇ ਮੈਂ ਕੋਈ ਬਹੁਤਾ ਸ਼ਬਦਾਂ ਦਾ ਜਾਲ ਨਹੀਂ ਪਾਉਂਦਾ ਮੇਰੀ ਗੱਲ ਕਲੀਅਰ ਜਈ ਤੇ ਬੜੀ ਸਿੱਧੀ ਜੀ ਹੁੰਦੀ ਹੈ ਗੱਲ ਸਮਝ ਵਿੱਚ ਪੈਂਦੀ ਹੈ ਕੋਈ ਉਲਝਣ ਵਾਲੀ ਗੱਲ ਨਹੀਂ ਸਪਸ਼ਟ ਜੀ ਹੁੰਦੀ ਹੈ ਤੁਸੀਂ ਇਹ ਨਹੀਂ ਕਹਿ ਸਕਦੇ ਬਹਾਨਾ ਲਾ ਕੇ ਵੀ ਸਾਡੇ ਸਮਝ 'ਚ ਨਹੀਂ ਪੈਂਦੀ ਸਮਝ ਤੇ ਪੈਂਦੀ ਹੁਣ ਤੁਸੀਂ ਸਮਝਿਓ ਮੇਰੇ ਵੀਰੋ ਭਾਈ ਭੈਣਾ ਵੀ ਸਮਝਿਓ ਜਿਹੜੀਆਂ ਨੋਟ ਕਰ ਸਕਦੀਆਂ ਆ ਖੜਕਾ ਜਾ ਕਾਦਾ ਹੁੰਦਾ ਹੈ ਬੰਨ ਦਿਓ ਨਾਲ ਚਲੋ ਓਕੇ ਠੀਕ ਇੱਧਰ ਹੁਣ ਰੱਖਿਓ ਧਿਆਨ ਹਾਂਜੀ ਇੱਧਰ ਸੁਣਿਓ ਜੀ ਆਪਾਂ ਇਹ ਬਚਨ ਪੜ੍ਹਦੇ ਆ ਹਉਮੈ ਨਾਵੇ ਨਾਲ ਵਿਰੋਧ ਹੈ ਪੜੋ ਦੋਏ ਨਾ ਵਸ ਹੈ ਇੱਕ ਠਾਏ ਕਹਿੰਦੇ ਦੋਵੇਂ ਇੱਕ ਥਾਂ ਤੇ ਨਹੀਂ ਰਹਿ ਸਕਦੇ ਦੋ ਦੋਵੇਂ ਇੱਕ ਥਾਂ ਤੇ ਨਹੀਂ ਰਹਿ ਸਕਦੇ ਆਪ ਪੜੋ ਹਉਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਵਸੈ ਇਕਠਾਏ ਮੈਂ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ ਹਉਮੈ ਦਾ ਤੇ ਨਾਮ ਦਾ ਆਪਸ ਵਿੱਚ ਵਿਰੋਧ ਹੈ ਨਾਮ ਕਿੰਨੂੰ ਕਹਿੰਦੇ ਆ ਜੀ ਨਾਮ ਕਹਿੰਦੇ ਆ ਪਰਮਾਤਮਾ ਨੂੰ ਜਿਹੜੇ ਮੇਰੇ ਵੀਰ ਭਰਾ ਐ ਜੇ ਨਹੀਂ ਕਹਿੰਦੇ ਫਿਰਦੇ ਮਗਰ ਲੱਗ ਕੇ ਗਈ ਜਾਂਦੇ ਆ ਪਤਾ ਤੇ ਹੈ ਨਹੀਂ ਗੱਲ ਨੂੰ ਸਮਝ ਲਈਏ ਗੁਰੂ ਸਾਹਿਬ ਤੋਂ ਜਿਵੇਂ ਹੁਣ ਆਪਾਂ ਕਹਿ ਦਿੰਨੇ ਆ ਨਾਮ ਦੀ ਦਾਤ ਬਖਸ਼ੋ ਫਿਰ ਇਹਦਾ ਕੀ ਕੀ ਅਰਥ ਹੈ ਤੂੰ ਕੀ ਮੰਗਦਾ ਹੈ ਵੀ ਮੈਂ ਹਰ ਵੇਲੇ ਇਦਾਂ ਹੀ ਤੱਕ ਦੀ ਚੱਲਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਹਦਾ ਅਰਥ ਇਹ ਬਣੇ ਵੀ ਮੈਂ ਨਾਮ ਮੰਗਦਾ ਵੀ ਮੈਂ ਇਦਾਂ ਚਾਹੁੰਦਾ ਵੀ ਹਰ ਵੇਲੇ ਮੈਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੀ ਚੱਲਾਂ 24 ਘੰਟੇ ਮੈਂ ਵਾਹਿਗੁਰੂ ਵਾਹਿਗੁਰੂ ਕਰੀ ਚੱਲਾਂ ਨਾਮ ਦਾ ਅਰਥ ਹੈ ਪਰਮਾਤਮਾ ਪਰਮਾਤਮਾ ਦੀ ਹੋਂਦ ਜਿਵੇਂ ਹੁਣ ਮੰਨ ਲਓ ਮੇਰਿਓ ਵੀਰੋ ਭਾਈਓ ਜਿਹੜਾ ਬੰਦਾ ਐ ਮੰਨਦਾ ਹੈ ਐ ਮੰਨਦਾ ਹੈ ਵੀ ਮੇਰਾ ਪਿਓ ਹੈ ਮੇਰਾ ਪਿਤਾ ਹੈ ਤੇ ਜ਼ਮੀਨ ਮੇਰੇ ਪਿਤਾ ਦੇ ਨਾਮ ਤੇ ਹੈ ਸਾਰੀ ਪ੍ਰਾਪਰਟੀ ਮੇਰੇ ਪਿਓ ਦੇ ਨਾਮ ਤੇ ਹੈ ਠੀਕ ਹੈ ਨਾ ਪਿਓ ਦੀ ਹਸਤੀ ਨੂੰ ਆਪਣੇ ਮਾਈਂਡ ਵਿੱਚ ਜਿਹੜਾ ਬੰਦਾ ਮੰਨਦਾ ਹੈ ਉਹ ਆਕੜ ਕੇ ਨਹੀਂ ਫਿਰ ਸਕਦਾ ਕਿ ਮੈਂ ਇੰਨੇ ਕਿੱਲਿਆਂ ਦਾ ਮਾਲਕ ਉਹਨੂੰ ਪਤਾ ਵੀ ਜ਼ਮੀਨ ਮੇਰੇ ਪਿਓ ਦੇ ਨਾਂ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਉਮੈ ਨਹੀਂ ਨਾ ਬਣ ਸਕਦੀ ਪਿਓ ਦੀ ਹਸਤੀ ਪਿਓ ਦੀ ਹਸਤੀ ਹੋਂਦ ਉਹਦੇ ਮਾਈਂਡ ਵਿੱਚ ਹੈ ਉਹਨੂੰ ਪਤਾ ਹੈ ਕਿ ਪਿਓ ਹੈ ਪਿਤਾ ਦੇ ਨਾਮ ਹੈ ਮੇਰੇ ਨਾਮ ਕੁਝ ਨਹੀਂ ਗਾਂ ਅਸੀਂ ਚਾਰ ਭਰਾ ਆ ਚਾਰ ਭਰਾਵਾਂ ਦੀ ਹਸਤੀ ਵੀ ਮਾਈਂਡ 'ਚ ਹੈ ਵੀ ਜੇ 4 ਕਿੱਲੇ ਜ਼ਮੀਨ ਆ ਮੈਨੂੰ ਇਕੱਲੇ ਨੂੰ 4 ਕਿੱਲੇ ਨਹੀਂ ਮਿਲਨੇ ਚਾਰ ਭਰਾਵਾਂ ਦਾ ਹਿੱਸਾ ਹੈ ਫਿਰ ਚਾਰ ਕਿੱਲਿਆਂ ਦਾ ਮਾਨ ਤੇ ਨਹੀਂ ਨਾ ਕਰ ਸਕਦਾ ਹਉਮੈ ਤਾਂ ਆਪੇ ਹੀ ਨਹੀਂ ਆਉਣੀ ਪਰਮਾਤਮਾ ਨੂੰ ਜਿਵੇਂ ਐਦਾਂ ਤੂੰ ਆਪਣੀ ਸੁਰਤ ਵਿੱਚ ਰੱਖਦਾ ਹੈ ਵੀ ਮੇਰੇ ਪਿਓ ਦੀ ਹਸਤੀ ਹੈ ਮੇਰਾ ਪਿਓ ਹੈ ਉਹਦੀ ਹਸਤੀ ਤੇਰੇ ਮਾਈਂਡ 'ਚ ਹੈ ਮਾਂ ਦੀ ਹਸਤੀ ਤੇਰੇ ਮਾਈਂਡ 'ਚ ਹੈ ਦਾਦੇ ਦੀ ਹਸਤੀ ਵੀ ਤੇਰੇ ਦਿਮਾਗ 'ਚ ਹੈ ਰੱਬ ਦੀ ਹਸਤੀ ਨੂੰ ਆਪਣੇ ਦਿਮਾਗ 'ਚ ਰੱਖ ਜਿਹੜੇ ਬੰਦੇ ਦੇ ਦਿਮਾਗ 'ਚ ਇਹ ਆ ਗਿਆ ਜਿਵੇਂ ਹੁਣ ਆਪਣੇ ਦਿਮਾਗ 'ਚ ਹੀ ਹੈ ਨਾ ਵੀਰੋ ਭਾਈਓ ਵੀ ਆ ਮੇਰਾ ਪਿਓ ਹੈ ਮੇਰੀ ਮਾਂ ਮੇਰਾ ਪਿਓ ਆ ਮੇਰੇ ਪਿਓ ਦੀ ਇੱਜ਼ਤ ਇੱਜ਼ਤ ਬਣਾਈ ਹੋਈ ਮੇਰੇ ਪਿਓ ਦੀ ਇਲਾਕੇ ਵਿੱਚ ਇੱਜ਼ਤ ਸਾਡੇ ਦਿਮਾਗ 'ਚ ਹੈ ਹੁਣ ਜਿਹੜੇ ਬੰਦੇ ਦੇ ਦਿਮਾਗ 'ਚ ਹੈ ਵੀ ਮੇਰੀ ਮਾਂ ਦੀ ਮੇਰੀ ਪਿਓ ਦੀ ਇੱਜ਼ਤ ਰੁਲ ਜੂ ਉਹ ਕਿਸੇ ਦੀ ਧੀ ਪੈਣ ਦੀ ਬਾਹ ਕਿਵੇਂ ਫੜੇਗਾ ਫੜ ਲੇਗਾ ਮੇਰੇ ਪਿਓ ਦੀ ਇੱਜ਼ਤ ਰੁਲ ਜੂ ਮੇਰੀ ਮਾਂ ਦੀ ਇੱਜ਼ਤ ਰੁਲ ਜਾਣੀ ਹੈ ਕੋਈ ਵੀ ਮੇਰੀ ਭੈਣ ਜਿਹੜੀ ਹੈ ਗਲਤ ਕੰਮ ਕਿਵੇਂ ਕਰੇਗੀ ਵੀ ਮੇਰੇ ਪਿਓ ਦੀ ਪੱਗ ਰੁਲ ਜੂ ਕੋਈ ਵੀ ਮੇਰੀ ਭੈਣ ਜਦੋਂ ਦਿਮਾਗ 'ਚ ਰੱਖਦੀ ਹੈ ਕਿ ਮੇਰਾ ਪਿਓ ਹੈ ਤੇ ਮੈਂ ਉਹਦੀ ਇੱਜ਼ਤ ਰੱਖਣੀ ਹੈ ਬਚਾ ਕੇ ਉਹ ਫਿਰ ਗਲਤ ਕੰਮ ਕਰਦੀ ਹੋਈ ਨਹੀਂ ਜਿਵੇਂ ਤੂੰ ਪਿਓ ਨੂੰ ਦਿਮਾਗ 'ਚ ਰੱਖਦਾ ਹੈ ਮਾਂ ਨੂੰ ਦਿਮਾਗ 'ਚ ਰੱਖਦਾ ਹੈ ਬਸ ਇਹੀ ਨੁਕਤਾ ਆਪਣੀ ਜ਼ਿੰਦਗੀ 'ਚ ਰੱਬ ਵਾਲੇ ਪਾਸੇ ਲਾ ਲਓ ਐਦਾਂ ਹੀ ਰੱਖੋ ਕਿ ਪਰਮਾਤਮਾ ਵੀ ਮੇਰਾ ਹੈ ਕੁਛ ਰੱਬ ਵੀ ਤੇ ਹੈ ਤੇ ਜਿਹੜੇ ਬੰਦੇ ਦੇ ਰੱਬ ਦਿਮਾਗ ਵਿੱਚ ਆ ਗਿਆ ਜਿਵੇਂ ਮਾਂ ਤੋਂ ਡਰਦਾ ਹੁਣ ਮਾਂ ਦੇ ਸਾਹਮਣੇ ਕੋਈ ਬੰਦਾ ਗਲਤੀ ਕਿਵੇਂ ਕਰੂ ਪਿਓ ਦੇ ਸਾਹਮਣੇ ਬੰਦਾ ਕਿਸੇ ਦੀ ਧੀ ਭੈਣ ਨੂੰ ਕਿਵੇਂ ਹੱਥ ਲਾਏਗਾ ਓਲੇ ਹੋਵੇ ਫੇਰ ਬੰਦਾ ਗਲਤੀ ਕਰਦਾ ਨਾ ਪਿਓ ਸਾਹਮਣੇ ਨਾ ਹੋਵੇ ਫੇਰ ਬੰਦਾ ਚੋਰੀ ਗਲਤੀ ਕਰਦਾ ਤੇ ਜਿਹਦੇ ਦਿਮਾਗ 'ਚ ਇਹ ਆ ਗਿਆ ਵੀ ਰੱਬ ਮੇਰੇ ਰੱਬ ਨਾਲ ਮੇਰਾ ਰਿਸ਼ਤਾ ਹੈ ਪਰਮਾਤਮਾ ਮੇਰੇ ਨਾਲ ਹੈ ਉਹ ਬੰਦਾ ਤਾਂ ਫਿਰ ਕਦੇ ਵੀ ਗਲਤੀ ਨਹੀਂ ਕਰਦਾ ਕਿਉਂਕਿ ਕੋਈ ਥਾਂ ਇਹੋ ਜਿਹਾ ਹੈ ਹੀ ਨਹੀਂ ਜਿੱਥੇ ਰੱਬ ਨਾ ਹੋਵੇ ਆਖੋ ਸਤਨਾਮ ਵਾਹਿਗੁਰੂ ਪਿਓ ਦਾ ਡਰ ਤੇ ਲਿਮਟ ਵਿੱਚ ਹੈ ਪਿਤਾ ਦਾ ਡਰ ਤੇ ਸੀਮਤ ਹੈ ਮਾਂ ਦਾ ਡਰ ਤੇ ਵੀ ਇੰਨੇ ਇੱਥੇ ਤੱਕ ਮਾਂ ਵੇਖ ਸਕਦੀ ਹੈ ਪਿਓ ਤੇ ਇੱਥੇ ਤੱਕ ਇੱਕ ਥਾਂ ਤੇ ਪਿਓ ਹੈ ਦੂਜੇ ਥਾਂ ਤੇ ਥੋੜੋ ਹੈ ਘਰ ਵਿੱਚ ਹੀ ਗਾਲਾਂ ਕੱਢਦਾ ਇੱਥੇ ਥੋੜਾ ਵੇਖਦਾ ਮੇਰਾ ਬਾਪੂ ਕਿਤੇ ਮੇਰਾ ਪਿਓ ਇੱਥੇ ਥੋੜਾ ਮੈਨੂੰ ਵੇਖਦਾ ਪਰ ਜਿਹੜੇ ਬੰਦੇ ਦੇ ਦਿਮਾਗ ਵਿੱਚ ਇੱਕ ਵਾਰੀ ਇਹ ਰਿਸ਼ਤਾ ਬਣ ਗਿਆ ਕਿ ਪਰਮਾਤਮਾ ਐਡੀ ਵੱਡੀ ਹਸਤੀ ਹੈ ਉਹ ਹੈ ਉਹ ਦਿਮਾਗ ਵਿੱਚ ਜੇ ਕਿਤੇ ਆ ਗਿਆ ਬਸ ਉਹ ਮੇਰੇ ਨੇੜੇ ਹੈ ਉਹ ਬੰਦਾ ਫਿਰ ਗਲਤੀ ਨਹੀਂ ਕਰ ਸਕਦਾ ਉਹ ਕੋਈ ਮਾੜਾ ਕੰਮ ਨਹੀਂ ਕਰੇਗਾ ਆ ਸ਼ਬਦ ਪੂਰਾ ਸੁਣ ਲਓ ਨਿਕਟ ਬੁਝੈ ਸੋ ਬੁਰਾ ਕਿਉਂ ਕਰੇ ਜਿਹੜਾ ਬੰਦਾ ਰੱਬ ਨੂੰ ਨੇੜੇ ਸਮਝੂ ਉਹ ਗਲਤੀ ਨਹੀਂ ਕਰੇਗਾ ਗਲਤੀਆਂ ਕੌਣ ਕਰਦਾ ਹੈ ਜਿਹੜਾ ਰੱਬ ਦੀ ਹਸਤੀ ਤੋਂ ਮੁਨਕਰ ਹੈ ਰੱਬ ਦੀ ਹੋਂਦ ਨੂੰ ਜਿਹਦਾ ਮਨ ਨਹੀਂ ਮੰਨਦਾ ਜਿਹਨੂੰ ਨਾਮ ਮਿਲ ਜੇ ਉਹ ਗਲਤੀ ਨਹੀਂ ਜੀ ਕਰਦਾ ਜ਼ਿੰਦਗੀ 'ਚ ਜਿਹਨੂੰ ਨਾਮ ਮਿਲ ਜੇ ਉਹ ਗਲਤੀ ਨਹੀਂ ਕਰਦਾ ਜਰਾ ਖੋਲ ਬਈ ਆਵਾਜ਼ ਜਿਹੜੀ ਇਹਨਾਂ ਵਿੱਚ ਹੀ ਘੁੰਮੀ ਜਾਂਦੀ ਹੈ ਥੋੜਾ ਜਿਹਾ ਖੋਲ ਦੇ ਸਾਉ ਸਿਸਟਮ ਸੈੱਟ ਨਹੀਂ ਚੱਲ ਰਿਹਾ ਥੋੜਾ ਖੋਲ ਆਵਾਜ਼ ਖੁੱਲ ਕੇ ਨਹੀਂ ਆ ਰਹੀ ਥੋੜਾ ਡਿਲੇ ਤੇ ਇਹਨੂੰ ਹਲਾ ਜਿਹੜਾ ਡਿਲੇ ਨੂੰ ਥੋੜਾ ਜਿਹਾ ਛੇੜ ਰਿਪੀਟ ਨੂੰ ਛੇੜ ਥੋੜਾ ਇਹਨੂੰ ਅੱਗੇ ਪਿੱਛੇ ਕਰਕੇ ਵੇਖ ਥੋੜੀ ਖੋਲ ਹਾਂਜੀ ਆ ਸੁਣੋ ਇੱਧਰ ਧਿਆਨ ਦਿਓ ਜਰਾ ਇਕਾਗਰਤਾ ਬਣਾ ਕੇ ਰੱਖਿਓ ਆ ਸ਼ਬਦ ਇੱਕ ਵਾਰ ਪੂਰਾ ਸੁਣੋ ਧਿਆਨ ਚ ਰੱਖਿਓ ਹਾਂਜੀ ਨਿਕਟ 부ਜੈ ਸੋ ਬੁਰਾ ਕਿਉ ਕਰੈ ਇਕ ਸੰਚੈ ਨਿਤ ਡਰਤਾ ਫਿਰੈ ਹੈ ਨਿਕਟੇ ਔਰ ਭੇਦ ਨਾ ਪਾਇਆ ਬਿਨ ਸਤਗੁਰ ਸਭ ਮੋਹੀ ਮਾਇਆ ਹੈ ਨੇੜੇ ਐ ਬੰਦੇ ਨੂੰ ਸਮਝ ਆ ਨਹੀਂ ਰਹੀ ਹੁਣ ਨੇੜੇ ਵਾਲੇ ਦਾ ਪਤਾ ਕਿਵੇਂ ਲੱਗੇ ਸਤਿਗੁਰੂ ਦੱਸਣਗੇ ਤਾਂ ਪਤਾ ਲੱਗਦਾ ਸਤਿਗੁਰੂ ਦੱਸਣਗੇ ਹਾਂਜੀ ਨੇੜੇ ਨੇੜੇ ਸਭ ਕੋ ਕਹੈ ਗੁਰਮੁਖ ਭੇਦ ਵਿਰਲਾ ਕੋ ਲਹੈ ਕਈ ਤੇ ਸਾਰੇ ਜਾਂਦੇ ਨੇ ਰੱਬ ਨੇੜੇ ਹਰ ਬੰਦੇ ਨੂੰ ਪੁੱਛ ਲੋ ਰੱਬ ਨੇੜੇ ਹੈ ਰੱਬ ਨੇੜੇ ਹੈ ਪਰ ਗੁਰੂ ਦੀ ਕਿਰਪਾ ਨਾਲ ਕੋਈ ਕੋਈ ਹੈ ਜਿਹੜਾ ਇਹ ਭੇਦ ਨੂੰ ਸਮਝਦਾ ਹਰੇਕ ਨੂੰ ਨਹੀਂ ਪਤਾ ਲੱਗਦਾ ਹਰੇਕ ਬੰਦੇ ਨੂੰ ਨਹੀਂ ਪਤਾ ਲੱਗਣਾ ਗੁਰੂ ਦੀ ਕਿਰਪਾ ਨਾਲ ਕੋਈ ਕੋਈ ਬੰਦਾ ਜਿਹੜਾ ਦਿਲ ਕਰ ਮਨੋ ਮੰਨ ਲਵੇ ਵੀ ਰੱਬ ਹੈ ਮਨ ਨਹੀਂ ਮੰਨਦਾ ਚੰਦਰਾ ਹੈ ਮਨ ਇਹ ਮਨ ਬੜਾ ਚੰਦਰਾ ਹੈ ਜੀ ਇਹ ਨਹੀਂ ਮੰਨਦਾ ਰੱਬ ਹੈ ਨਾ ਨਾ ਮਨ ਕਿੱਥੇ ਮੰਨਦਾ ਉਤੋਂ ਉਤੋਂ ਸਾਰੀ ਗਈ ਜਾਂਦੇ ਰੱਬ ਹੈ ਰੱਬ ਨੇੜੇ ਹੈ ਰੱਬ ਵੇਖਦਾ ਮਨ ਚੰਦਰਾ ਬੇਮੁਖ ਹੈ ਮਨ ਦੇ ਤਲ ਤੇ ਬੇਮੁਖਤਾਈ ਬਹੁਤ ਜ਼ਿਆਦਾ ਹੈ ਅੱਜ ਤਨ ਦੇ ਤਲ ਤੇ ਧਰਮੀ ਬਹੁਤ ਨੇ ਮਨ ਦੇ ਤਲ ਦੇ ਉੱਤੇ ਨਾਸਤਿਕਤਾ ਬਹੁਤ ਜ਼ਿਆਦਾ ਹੈ ਮਨ ਦੇ ਤਲ ਤੇ ਨਾਸਤਿਕਤਾ ਹੈ ਸਰੀਰ ਦੇ ਤਲ ਤੇ ਧਰਮੀਆਂ ਦੀ ਕਮੀ ਕੋਈ ਨਹੀਂ ਵਾਧੂ ਧਰਮੀ ਤੁਹਾਨੂੰ ਲੱਭਣਗੇ ਪਰ ਮਨ ਦੇ ਤਲ ਤੇ ਨਾਸਤਿਕਤਾ ਬਹੁਤ ਜ਼ਿਆਦਾ ਹੈ ਇਹ ਕੋਈ ਵਿਰਲਾ ਸਮਝ ਸਕਦਾ ਹੈ ਗੁਰੂ ਦੀ ਕਿਰਪਾ ਨਾਲ ਵੀ ਰੱਬ ਨੇੜੇ ਹੈ ਕਈ ਸਾਰੇ ਜਾਂਦੇ ਆ ਨੇੜੇ ਆ ਨੇੜੇ ਆ ਪੰਕਤੀ ਫੇਰ ਪੜ ਕੇ ਅੱਗੇ ਪੜਿਓ ਨੇੜੇ ਨੇੜੇ ਸਭ ਕੋ ਕਹੈ ਵਾਹ ਗੁਰਮੁਖ ਭੇਦ ਵਿਰਲਾ ਕੋ ਲਹੈ ਨਿਕਟ ਨਾ ਦੇਖੈ ਪਰ ਗ੍ਰਹਿ ਜਾਏ ਆ ਐਗਜ਼ੈਂਪਲਾਂ ਦੇਤੀਆਂ ਕਹਿੰਦੇ ਆ ਵੇਖ ਲਓ ਫਿਰ ਜੇ ਅਸੀਂ ਕਹਿ ਰਹੇ ਆ ਵੀ ਬੰਦਾ ਮਨੋਂ ਤੇ ਮੰਨਦਾ ਹੀ ਨਹੀਂ ਉਤੋਂ ਉਤੋਂ ਕਹੀ ਜਾਂਦਾ ਰੱਬ ਨੇੜੇ ਆ ਕਹਿੰਦੇ ਆ ਐਗਜ਼ੈਂਪਲ ਲੈ ਲਓ ਨੇੜੇ ਨਹੀਂ ਸਮਝਦਾ ਤਾਂ ਹੀ ਬਗਾਨੇ ਘਰ 'ਚ ਮੂੰਹ ਮਾਰਦਾ ਜਾ ਕੇ ਸਿੱਧਾ ਹੀ ਕਹਿ ਰਹੇ ਨੇ ਗੁਰੂ ਜੀ ਨਜਾਇਜ਼ ਸਬੰਧ ਕਿਉਂ ਬਣਾਉਂਦਾ ਕਿਉਂਕਿ ਨੇੜੇ ਨਹੀਂ ਸਮਝਦਾ ਉਥੇ ਇਹ ਸਮਝਦਾ ਮੇਰੇ ਘਰ ਵਾਲੀ ਕਿਹੜਾ ਵੇਖਦੀ ਹੈ ਜਾਂ ਘਰ ਵਾਲੀ ਕਹਿੰਦੀ ਇੱਥੇ ਕਿਹੜਾ ਘਰ ਵਾਲਾ ਵੇਖਦਾ ਪਰ ਕਹਿੰਦੇ ਜੇ ਰੱਬ ਨੂੰ ਨੇੜੇ ਸਮਝੇ ਤੇ ਨਜਾਇਜ਼ ਸਬੰਧ ਬਣਾ ਲੂ ਬੋਲੋ ਜੇ ਰੱਬ ਨੂੰ ਨੇੜੇ ਸਮਝੇਗਾ ਗਲਤੀ ਕਰੇਗਾ ਕੋਈ ਤੇ ਨਜਾਇਜ਼ ਸਬੰਧ ਬਣਾਉਣ ਵਾਲੇ ਨੂੰ ਬਾਹਾਂ ਤੋਂ ਫੜ ਕੇ ਪੁੱਛੋ ਰੱਬ ਹੈ ਕਹੂਗਾ ਹੈ ਨੇੜੇ ਹੀ ਹੈ ਕਹੂਗਾ ਹਾਂ ਨੇੜੇ ਹੀ ਹੈ ਪਰ ਮਨ ਚੰਦਰਾ ਨਹੀਂ ਨਾ ਮੰਨਦਾ ਉਹਦਾ ਮਨ ਨਹੀਂ ਨਾ ਮੰਨਦਾ ਭਾਈ ਮਨ ਵਿਗੜਿਆ ਹੋਇਆ ਜੀ ਮਨ ਦੇ ਤਲ ਤੇ ਕਿੱਥੇ ਮੰਨਦਾ ਗੁਰੂ ਜੀ ਕਹਿੰਦੇ ਬਾਹ ਤੋਂ ਫੜ ਕੇ ਪੁੱਛੋ ਵੇਖੋ ਮਨ ਦੇ ਤਲ ਤੇ ਨਾਸਤਕ ਹੈ ਉਹ ਬੰਦਾ ਪਰ ਗ੍ਰਹਿ ਤਾਂ ਜਾਂਦਾ ਹੈ ਜੇ ਨੇੜੇ ਸਮਝਦਾ ਹੁੰਦਾ ਤੇ ਪਰ ਗ੍ਰਹਿ ਜਾਂਦਾ ਹੀ ਕਿਉਂ ਇਹਨੂੰ ਡਰ ਹੋਣਾ ਚਾਹੀਦਾ ਸੀ ਕਿ ਰੱਬ ਵੇਖਦਾ ਹੈ ਮੇਰਾ ਮਾਲਕ ਮੈਨੂੰ ਵੇਖਦਾ ਹੈ ਡਰਦਾ ਨਹੀਂ ਇਹਦਾ ਮਤਲਬ ਰੱਬ ਨੂੰ ਨੇੜੇ ਨਹੀਂ ਸਮਝਦਾ ਵੇਖੋ ਕਿੰਨਾ ਕਲੀਅਰ ਗੁਰੂ ਜੀ ਦੱਸਦੇ ਕਹਿੰਦੇ ਨਿਸ਼ਾਨੀਆਂ ਵੇਖ ਲਓ ਤੇ ਹੁਣ ਤੁਸੀਂ ਵੇਖਿਓ ਦੁਨੀਆ ਵਿੱਚ ਇਦਾਂ ਦੀਆਂ ਨਿਸ਼ਾਨੀਆਂ ਬੜੀਆਂ ਨੇ ਆ ਜਿਹੜੀ ਨਿਸ਼ਾਨੀ ਗੁਰੂ ਸਾਹਿਬ ਨੇ ਦੱਸੀ ਹੈ ਜੇ ਹੁਣ ਆਪਾਂ ਕੱਲੇ ਕੱਲੇ ਬੰਦੇ ਨੂੰ ਆਪਾਂ ਆਪਾਂ ਕਾਗਜ਼ ਕਲਮ ਲੈ ਲੈਨੇ ਆ ਮੈਂ ਸਾਰਿਆਂ ਬੰਦਿਆਂ ਨੂੰ ਪੁੱਛੀ ਜਾਣਾ ਕੱਲਾ ਕੱਲਾ ਲਿਖਾਈ ਜੂ ਰੱਬ ਨੇੜੇ ਹੈ ਰੱਬ ਨੇੜੇ ਹੈ ਹਾਜ਼ਰ ਨਾਜ਼ਰ ਹੈ ਸਾਰੇ ਲਿਖਾ ਦੇਣਗੇ ਪਰ ਜੇ ਪ੍ਰੈਕਟੀਕਲ ਵੇਖੋਗੇ ਸੱਚਮੁੱਚ ਤੇ ਵਿਗੜੇ ਹੋਏ ਬਹੁਤ ਲੱਭ ਜਾਣਗੇ ਮਨ ਦੇ ਤਲ ਤੇ ਕਿੱਥੇ ਮੰਨਦੇ ਆ ਵੀ ਰੱਬ ਹਾਜ਼ਰ ਨਾ ਨਾ ਜੀ ਮਨ ਕਿੱਥੇ ਮੰਨਦਾ ਮਨ ਚੰਦਰਾ ਮੰਨੇ ਇਹਨੂੰ ਮਨਾਣ ਵਾਲੇ ਤੇ ਮੇਰੇ ਸਤਿਗੁਰੂ ਜੀ ਨੇ ਮਾਰ ਮਾਰ ਕੇ ਥੋੜੇ ਨਾ ਗਿਆਨ ਦੇ ਚਿਪ ਕੱਢਣਗੇ ਇਹ ਇਹਨਾਂ ਤੋਂ ਕਢਾ ਲਈਏ ਚਿਪ ਗਿਆਨ ਦੇ ਥੋੜੇ ਮਾਰ ਮਾਰ ਕੇ ਚਿਪ ਕੱਢ ਦੇਣਗੇ ਭਾਈ ਇਹ ਮਨ ਚੰਦਰੇ ਨੂੰ ਮਨਾਉਣ ਵਾਸਤੇ ਪੁੱਛ ਲਓ ਇਹਨਾਂ ਤੋਂ ਹੋਰ ਕੋਈ ਤਰੀਕਾ ਨਹੀਂ ਭਾਈ ਸਾਨੂੰ ਮਾਂ ਨੇ ਦੱਸਿਆ ਸੀ ਮਾਂ ਨੇ ਦੱਸਿਆ ਤੇਰਾ ਪਿਓ ਹੈ ਮਾਂ ਨੇ ਦੱਸਿਆ ਸੀ ਨਾ ਸਾਨੂੰ ਵਿਆਹ ਹੈ ਤੇਰਾ ਪਿਓ ਯਕੀਨ ਹੈ ਨਾ ਸਾਨੂੰ ਇਦਾਂ ਹੀ ਗੁਰੂ ਸਾਹਿਬ ਨੂੰ ਮਾਂ ਗੁਰਬਾਣੀ ਨੂੰ ਮਾਂ ਬਣਾ ਲਓ ਤੇ ਗੁਰਬਾਣੀ ਨੇ ਤੁਹਾਨੂੰ ਦੱਸ ਦੇਣਾ ਵੀ ਆ ਪਰਮਾਤਮਾ ਵਿਖਾ ਦੂ ਬਾਣੀ ਤੇਰੀ ਸੁਰਤ ਦੇ ਵਿੱਚ ਜਦੋਂ ਸ਼ਬਦ ਆ ਗਿਆ ਅਕਲ ਗੁਰਬਾਣੀ ਦਾ ਗਿਆਨ ਆਇਆ ਤੇ ਸ਼ਬਦ ਆਉਣ ਦੀ ਦੇਰ ਹੈ ਸ਼ਬਦ ਨੇ ਐਸੀਆਂ ਚੋਟਾਂ ਮਾਰ-ਮਾਰ ਕੇ ਮਾਰ-ਮਾਰ ਕੇ ਤੇਰੀ ਸੁੱਤੀ ਹੋਈ ਸੁਰਤ ਨੂੰ ਜਗਾ ਦੇਣਾ ਹੈ ਤੇ ਪ੍ਰਮਾਤਮਾ ਤੇ ਖੜਾ ਹੀ ਸੀ ਸਾਹਮਣੇ ਬਸ ਭਲੇਖਾ ਜਿਹਾ ਹੀ ਚੱਕਣਾ ਵੀ ਬਸ ਉਹ ਧੁੰਦਲਾ ਜਿਹਾ ਸੀ ਐ ਕਲੀਅਰ ਹੋ ਜੂ ਗੱਲ ਧੁੰਦਲਾ ਜਿਹਾ ਸੀ ਕਲੀਅਰ ਹੋ ਸਕਦਾ ਹੈ ਪਰ ਗੁਰਬਾਣੀ ਦੇ ਗਿਆਨ ਨਾਲ ਸਾਜਣੜਾ ਮੇਰਾ ਸਾਜਣੜਾ ਨਿਕਟ ਖਲੋਏ ਅੜਾ ਮੇਰਾ ਖਲੋਇੜਾ ਮੇਰਾ ਸਾਜਣਾ ਜਾਨੀ ਅੜਾ ਹਰ ਜਾਨੀ ਅੜਾ ਜਾਨ ਤੋਂ ਵੱਧ ਕੇ ਪਿਆਰਾ ਹੈ ਨੈਣ ਅਲੋਇੜਾ ਹਰ ਜਾਨੀ ਅੜਾ ਨੈਣ ਅਲੋਇਆ ਘਟ ਘਟ ਸੋਇਆ ਸਾਰਿਆਂ ਸ਼ਰੀਰਾਂ 'ਚ ਅਤ ਅੰਮ੍ਰਿਤ ਅਤ ਅੰਮ੍ਰਿਤ ਪ੍ਰੇ ਗੂੜਾ ਨਾਲ ਹੋ ਬੰਦਾ ਹੈ ਨੇੜਈ ਹੈ ਲਹਿ ਨਾ ਸਕੰਦਾ ਸਵਾਦ ਕਿਉਂ ਨਹੀਂ ਆਉਂਦਾ ਸਵਾਉ ਨਾ ਜਾਣਾ ਮੂੜਾ ਕਹਿੰਦੇ ਮੂਰਖ ਨੂੰ ਸਵਾਦ ਆਉਂਦਾ ਨਹੀਂ ਰੱਬ ਦਾ ਹੈ ਨਾਲ ਹੀ ਹੈ ਐਡਾ ਨੇੜੇ ਐ ਪਰ ਮੂਰਖ ਦੂਰ ਸਮਝਦਾ ਸਵਾਉ ਨਾ ਜਾਣਾ ਮੂੜਾ ਕਿਉਂ ਦੂਰ ਸਮਝਦਾ ਗੁਰੂ ਜੀ ਕਹਿੰਦੇ ਮਾਇਆ ਮਤ ਮਾਤਾ ਐ ਨਾ ਇਹ ਮਾਇਆ ਦੇ ਨਸ਼ੇ 'ਚ ਐ ਨਾ ਇਹ ਹੰਕਾਰੀ ਐ ਨਾ ਇਹ ਇਹ ਹਉਮੈ ਬਣਾਈ ਬੈਠਾ ਆਪਣੀ ਹਸਤੀ ਬਣਾਈ ਬੈਠਾ ਰੱਬ ਦੀ ਹਸਤੀ ਨੂੰ ਮੰਨਦਾ ਹੀ ਨਹੀਂ ਆਪਣੀ ਹਸਤੀ ਆਪਣੀ ਹੋਂਦ ਮਨ ਵਿੱਚ ਮੰਨ ਕੇ ਬੈਠਾ ਵੀ ਮੈਂ ਆ ਰੱਬ ਦੀ ਹੋਂਦ ਨੂੰ ਮੰਨਦਾ ਨਹੀਂ ਮਾਇਆ ਦੇ ਵਿੱਚ ਐ ਨਾ ਇਹ ਨਸ਼ੇ 'ਚ ਮਟੀਰੀਅਲ 'ਚ ਸੁਰਤ ਫਸੀ ਹੋਈ ਐ ਮਾਇਆ ਮਦ ਮਾਤਾ ਹੋਛੀ ਬਾਤਾਂ ਤਾਂ ਹੀ ਹੋਛੀਆਂ ਗੱਲਾਂ ਕਰਦਾ ਇਹ ਫੁਕਰਾਈ ਤਾਂ ਹੋਛਾ ਪਾਣੀ ਇਹਦੇ ਚ ਤਾਂ ਕਿਉਂਕਿ ਮਾਇਆ ਦੇ ਨਸ਼ੇ 'ਚ ਮਾਇਆ ਮਦ ਮਾਤਾ ਹੋਛੀ ਬਾਤਾ ਮਿਲਣ ਨਾ ਜਾਈ ਭਰਮ ਧੜਾ ਕਹੋ ਨਾਨਕ ਗੁਰ ਬਿਨ ਨਹੀਂ ਸੂਝੈ ਹਰ ਸਾਜਨ ਸਭ ਕੈ ਨਿਕਟ ਖੜਾ ਕਹਿੰਦੇ ਪਰਮਾਤਮਾ ਮਾਲਕ ਸਭ ਦੇ ਨੇੜੇ ਹੈ ਭਾਈ ਸਭ ਦੇ ਨੇੜੇ ਹੈ ਪਰ ਕਹੋ ਨਾਨਕ ਗੁਰ ਬਿਨ ਨਹੀਂ ਸੂਝੈ ਗੁਰੂ ਤੋਂ ਬਿਨਾ ਕਹਿੰਦੇ ਬੰਦੇ ਨੂੰ ਸਮਝ ਨਹੀਂ ਪੈਂਦੀ ਗੁਰੂ ਜੀ ਗੁਰੂ ਤੋਂ ਬਿਨਾ ਗੁਰੂ ਗੁਰਬਾਣੀ ਦੇ ਸੱਚੇ ਗਿਆਨ ਬਿਨਾ ਕਹਿੰਦੇ ਪਤਾ ਹੀ ਨਹੀਂ ਲੱਗਦਾ ਖੜਾ ਤੇ ਜਮਾ ਹੀ ਨਾਲ ਹੈ ਬਸ ਪਰ ਪਤਾ ਨਹੀਂ ਖੜਾ ਤੇ ਜਮਾ ਹੀ ਨਾਲ ਹੈ ਜਮਾ ਹੀ ਨਾਲ ਖੜਾ ਪਰ ਪਤਾ ਹੀ ਨਹੀਂ ਹਰ ਸਾਜਨ ਸਭ ਕੈ ਨਿਕਟ ਖੜਾ ਤੇ ਜੇ ਮਨ ਗੁਰਬਾਣੀ ਦੇ ਗਿਆਨ ਨੂੰ ਗਿਆਨ ਨਾਲ ਜਾਣ ਲਵੇ ਵੀ ਰੱਬ ਨੇੜੇ ਐ ਫਿਰ ਕਿੱਥੇ ਦੂਰ ਸਮਝਦਾ ਤਾਂ ਹੀ ਪਰਗ ਰਹਿ ਜਾਂਦਾ ਨਾ ਫਿਰ ਪੜਿਓ ਪੰਕਤੀ ਲੋ ਅੱਗੇ ਚਲੇ ਨਿਕਟ ਨਾ ਦੇਖੈ ਪਰ ਗ੍ਰਹਿ ਜਾਏ ਦਰਦ ਨੇ ਮਿੱਥਿਆ ਕਰ ਖਾਏ ਕਹਿੰਦੇ ਪਰਾਇਆ ਧਨ ਖਾਂਦਾ ਨਾ ਨਾਲੇ ਨਾਸਵੰਤ ਕਹਿੰਦਾ ਨਾਲੇ ਪਰਾਇਆ ਧਨ ਖਾਂਦਾ ਨਿਸ਼ਾਨੀਆਂ ਨੇ ਕਹਿੰਦੇ ਰੱਬ ਨੂੰ ਦੂਰ ਸਮਝਦੇ ਐ ਤਾਂ ਹੀ ਪਰਾਇਆ ਧਨ ਖਾਂਦੇ ਆ ਨਾ ਪਰਾਇਆ ਹੱਕ ਹੱਕ ਕਿਸੇ ਹੋਰ ਦਾ ਸੀ ਖਾਈ ਇਹ ਜਾਂਦਾ ਹੱਕ ਕਿਸੇ ਹੋਰ ਦਾ ਸੀ ਰੁਪਈਏ 60 ਲਏ ਨੇ ਅਸਲੀ ਦੁੱਧ ਦਾ ਹੱਕ ਸੀ ਤਾਂ ਅਗਲੇ ਦਾ ਜੇ ਅਗਲੇ ਨੇ 50 ਰੁਪਈਏ ਦਿੱਤੇ ਨੇ ਤੇ ਅਸਲੀ ਦੇ ਦਿੱਤੇ ਨੇ ਪਰ ਪਾਈਆ ਇਹ ਖਾ ਗਿਆ ਵਿੱਚੋਂ ਹੱਕ ਖਾ ਗਿਆ ਪਾਣੀ ਪਾ ਗਿਆ ਨਾ ਵਿੱਚ ਹੱਕ ਕਿਸੇ ਹੋਰ ਦਾ ਸੀ ਤੇ ਕਿਉਂ ਪਾ ਗਿਆ ਪਾਣੀ ਵੀ ਅਗਲੇ ਨੇ 50 ਦਿੱਤੇ ਨੇ ਉਹਨੇ ਕਿਹੜਾ ਵੇਖਿਆ ਪਾਈਆ ਪਾਣੀ ਪਾ ਦਿਓ ਪਰ ਜੇ ਰੱਬ ਨੂੰ ਨੇੜੇ ਸਮਝੇ ਤੇ ਹੱਕ ਖਾ ਸਕਦਾ ਕਦੇ ਪਰਮਾਤਮਾ ਨੂੰ ਨੇੜੇ ਸਮਝਣ ਵਾਲਾ ਕਿਸੇ ਦਾ ਹੱਕ ਕਿਵੇਂ ਖਾਊ ਸਿੱਧੀ ਕਲੀਅਰ ਕਿਹਾ ਕਰੋ ਭਾਈ 45 ਰੁਪਏ ਨੂੰ ਵਾਰਾ ਨਹੀਂ ਖਾਂਦਾ ਰੁਪਈਏ 50 ਲਵਾਂਗੇ ਦੁੱਧ ਸਹੀ ਮਿਲੂ ਵਾਰਾ ਨਹੀਂ ਖਾਂਦਾ 50 ਲੈਣੇ ਲੈਣਾ ਲਓ ਨਹੀਂ ਤੇ ਨਾ ਸੀ 50 60 ਲਵਾਂਗੇ ਜੀ 60 ਰੁਪਏ ਕਿਲੋ ਦੇਾਂਗੇ ਵਾਰਾ ਨਹੀਂ ਖਾਂਦਾ ਪਰ ਦੇਾਂਗੇ ਅਸਲੀ ਇੱਕ ਬੂੰਦ ਪਾਣੀ ਦੀ ਨਹੀਂ ਇੱਕ ਬੂੰਦ ਨਹੀਂ ਪਾਣੀ ਤੇਰੀ ਸਿਹਤ ਨਾਲ ਖਲਵਾੜ ਨਹੀਂ ਕਰ ਸਕਦੇ ਅਸੀਂ ਐਦਾਂ ਗੱਲ ਕਰੋ ਪਰਾਇਆ ਹੱਕ ਕੌਣ ਖਾਂਦੇ ਨੇ ਜਿਹੜੇ ਰੱਬ ਨੂੰ ਦੂਰ ਸਮਝਦੇ ਆ ਨੇੜੇ ਸਮਝਣ ਵਾਲਾ ਕਹਿੰਦੇ ਕਦੇ ਨਹੀਂ ਐਦਾਂ ਕਰ ਸਕਦਾ ਨੇੜੇ ਸਮਝ ਲਓ ਹਾਂਜੀ ਪਈ ਠਗੋਰੀ ਹਰ ਸੰਗ ਜਾਣਿਆ ਫਿਰ ਪੜੋ ਪੰਕਤੀ ਨਾ ਵਿੱਚ ਰਹਿ ਗਿਆ ਨਿਕਟ ਨਾ ਦੇਖੈ ਪਰ ਗ੍ਰਹਿ ਜਾਏ ਦਰਬ ਹਿਰੈ ਮਿੱਥਿਆ ਕਰ ਖਾਏ ਵਾ ਵਾ ਪਈ ਠਗਾਰੀ ਹਰ ਸੰਗ ਜਾਣਿਆ ਬਾਜ ਗੁਰੂ ਹੈ ਭਰਮ ਨੇ ਪਈ ਠਗੋਰੀ ਹਰ ਸੰਗ ਨਾ ਜਾਣੇ ਪਰਮਾਤਮਾ ਨੂੰ ਨੇੜੇ ਨਹੀਂ ਸਮਝਿਆ ਇਹ ਭਲੇਖਾ ਪੈ ਗਿਆ ਗੁਰੂ ਤੋਂ ਬਿਨਾ ਭਟਕਦਾ ਹੀ ਫਿਰਦਾ ਰਿਹਾ ਫਿਰ ਪੜਿਓ ਪੰਕਤੀ ਵਾਪਸ ਪਈ ਠਗੋਰੀ ਹਰ ਸੰਗ ਨਾ ਜਾਣਿਆ ਬਾਜ ਗੁਰੂ ਹੈ ਪਰਮ ਕੋਲਨਿਆ ਉਹੀ ਗੱਲ ਹੋ ਗਈ ਨਾ ਵੀ ਗੁਰੂ ਜੀ ਕਹਿੰਦੇ ਪਰਮਾ ਵਿੱਚ ਕਹੋ ਨਾਨਕ ਗੁਰ ਬਿਨ ਨਹੀਂ ਸੂਝੈ ਗੁਰੂ ਤੋਂ ਬਿਨਾ ਪਤਾ ਹੀ ਨਹੀਂ ਲੱਗਦਾ ਭਰਮ ਵਿੱਚ ਪਿਆ ਬੰਦਾ ਭਰਮ ਤੁਸੀਂ ਕਹੋਗੇ ਵੀ ਭਰਮ ਕਿਹੜਾ ਹੈ ਲਓ ਹੁਣ ਇਸ ਭਰਮ ਦੇ ਟੌਪਿਕ ਤੇ 1 ਮਿੰਟ ਫੇਰ ਗੱਲ ਕਰ ਲੈਂਦੇ ਆ ਕਿਉਂਕਿ ਜ਼ਿਆਦਾ ਇਕੱਠ ਵਿੱਚ ਇਦਾਂ ਦੀ ਗੱਲ ਘੱਟ ਹੋ ਸਕਦੀ ਇਦਾਂ ਥੋੜੀ ਸੰਗਤ ਹੈ ਤੇ ਸਮਝ ਛੇਤੀ ਆ ਜਾਂਦੀ ਸੁਣੋ ਭਰਮ ਕਿਹੜਾ ਹੈ ਇੱਕ ਤੇ ਆ ਵਹਿਮ ਭਰਮ ਨੇ ਵੀ ਬੰਦਾ ਜੀ ਨਾਰੀਅਲ ਪਾਣੀ ਤੇ ਸੁੱਟੀ ਜਾਂਦਾ ਇਹ ਵਹਿਮ ਭਰਮ ਹੈ ਭਰਮ ਨੇ ਇੱਕ ਬੰਦਾ ਨਿੰਬੂ ਮਿਰਚਾਂ ਟੰਗੀ ਫਿਰਦਾ ਭਰਮ ਨੇ ਵੀ ਨਜ਼ਰ ਲੱਗ ਗਈ ਜੀ ਇਹ ਭਰਮ ਹੋ ਗਏ ਨਿੱਕੇ ਮੋਟੇ ਬਾਹਰਲੇ ਭਰਮ ਇੱਕ ਸਾਰਿਆਂ ਨਾਲੋਂ ਵੱਡਾ ਭਰਮ ਪਤਾ ਕਿਹੜਾ ਜੇ ਸਭ ਤੋਂ ਵੱਡਾ ਦੁਨੀਆ ਵਿੱਚ ਕੋਈ ਭਰਮ ਹੈ ਤੇ ਇਹ ਭਰਮ ਹੈ ਵੀ ਮੈਂ ਆ ਇਹਦੇ ਨਾਲੋਂ ਵੱਡਾ ਭਰਮ ਕੋਈ ਜਿਹੜੇ ਬੰਦੇ ਦਾ ਇਹ ਭਰਮ ਨਾ ਚੁੱਕਿਆ ਗਿਆ ਕਈ ਬੰਦੇ ਕਹਿੰਦੇ ਮੈਂ ਜ਼ਿੰਦਗੀ 'ਚ ਮੈਂ ਭਰਮ ਨਹੀਂ ਕਰਦਾ ਜੀ ਆਪਾਂ ਕੋਈ ਭਰਮ ਪੁਰਮ ਨਹੀਂ ਕਰੀਦਾ ਅਸੀਂ ਨਾ ਨਾਰੀਅਲ ਸੁੱਟੀਏ ਨਾ ਨਿੰਬੂ ਟੰਗੀਏ ਨਾ ਨਜ਼ਰਾਂ ਦਾ ਭਰਮ ਹੈ ਨਾ ਮੱਥੇ ਦੇਵੀਆਂ ਦੇ ਟੇਕੀਏ ਨਾ ਕਬਰਾਂ ਤੇ ਮੱਥੇ ਟੇਕੀਏ ਅਸੀਂ ਕੋਈ ਵਹਿਮ ਭਰਮ ਨਹੀਂ ਕਰਦੇ ਬਚ ਕੇ ਭਾਈ ਗੁਰੂ ਸਾਹਿਬ ਨੇ ਸਾਨੂੰ ਬਚਾ ਲਿਆ ਉਹ ਇਹਨਾਂ ਤੋਂ ਤੇ ਬਚਣਾ ਹੀ ਹੈ ਪਰ ਸਭ ਨਾਲੋਂ ਵੱਡਾ ਭਰਮ ਬੰਦੇ ਨੂੰ ਇਹ ਹੈ ਕਿ ਮੈਂ ਹਾਂ ਮੇਰੀ ਹਸਤੀ ਹੈ ਇਹਨੂੰ ਕਹਿੰਦੇ ਨੇ ਹਉ ਮੈਂ ਹਉ ਮੈਂ ਮਤਲਬ ਮੈਂ ਹੀ ਮੈਂ ਹੰਕਾਰ ਕਹਿੰਦੇ ਆ ਹੰਕਾਰ ਕਿਹਨੂੰ ਕਹਿੰਦੇ ਆ ਜੀ ਜਿਹੜਾ ਬੰਦਾ ਦੁਨੀਆ ਨੂੰ ਕੁਛ ਨਾ ਸਮਝੇ ਇਹਨੂੰ ਕਹਿੰਦੇ ਹੰਕਾਰ ਜਿਹੜਾ ਕਵੇ ਦੁਨੀਆ ਕੁਛ ਨਹੀਂ ਦੁਨੀਆ ਨੂੰ ਐਵੇਂ ਹੀ ਸਮਝਦਾ ਜਿਹੜਾ ਆਪਣੇ ਆਪ ਨੂੰ ਸਮਝਦਾ ਵੀ ਮੈਂ ਆ ਬਾਕੀ ਐਵੇਂ ਹੀ ਨੇ ਜਿਹੜਾ ਦੁਨੀਆ ਨੂੰ ਕਹਿੰਦਾ ਦੁਨੀਆ ਕੁਛ ਨਹੀਂ ਮੇਰੇ ਸਾਹਮਣੇ ਇਹਨੂੰ ਕਹਿੰਦੇ ਨੇ ਹੰਕਾਰ ਜਿਹੜਾ ਕਹਿੰਦਾ ਰੱਬ ਵੀ ਕੁਛ ਨਹੀਂ ਇਹਨੂੰ ਕਹਿੰਦੇ ਨੇ ਹਉਮੈ ਵੀ ਮੈਂ ਹੀ ਮੈਂ ਹਉਮੈ ਧਿਆਨ ਨਾਲ ਸੁਣਿਓ ਜਰਾ ਆਹ ਟੌਪਿਕ ਕਿਰਪਾ ਕਰਕੇ ਸਮਝਣ ਦੀ ਕੋਸ਼ਿਸ਼ ਕਰਿਓ ਇਹ ਭਰਮ ਕਿਵੇਂ ਦਾ ਭਰਮ ਹੈ ਇਹ ਭਰਮ ਨੂੰ ਕੀ ਕੀ ਕਹਿੰਦੇ ਆ ਇਸ ਭਰਮ ਨੂੰ ਇਹਨੂੰ ਸਮਝਿਓ ਇਹ ਭਰਮ ਇਦਾਂ ਹੈ ਜਿਵੇਂ ਕਿਰਨ ਹੈ ਨਾ ਜਿਹੜੀ ਸੂਰਜ ਵਿੱਚੋਂ ਨਿਕਲਦੀ ਹੈ ਕਿਰਨ ਸੂਰਜ ਵਿੱਚੋਂ ਨਿਕਲਦੀ ਹੈ ਕਿਰਨ ਨੂੰ ਇਹ ਭਰਮ ਪੈ ਜੇ ਵੀ ਮੈਂ ਹੀ ਆ ਸੂਰਜ ਤੇ ਹਯੂਈ ਨਹੀਂ ਆਖੋ ਸਤਨਾਮ ਵਾਹਿਗੁਰੂ ਪੈ ਗਿਆ ਨਾ ਭਰਮ ਐ ਸਮਝੋ ਵੀ ਜਿਵੇਂ ਲਹਿਰ ਹੈ ਜਿਹੜੀ ਸਮੁੰਦਰ ਤੇ ਹੀ ਬਣਦੀ ਹੈ ਲਹਿਰ ਸਮੁੰਦਰ ਤੇ ਬਣਦੀ ਹੈ ਨਾ ਵੀ ਲਹਿਰ ਨੂੰ ਭਰਮ ਪੈ ਜੇ ਵੀ ਮੈਂ ਹੀ ਆ ਸਮੁੰਦਰ ਤੇ ਹੈ ਹੋਈ ਨਹੀਂ ਇਹਨੂੰ ਕਹਿੰਦੇ ਨੇ ਭਰਮ ਐਦਾਂ ਸਮਝੋ ਵੀ ਸੇਬ ਲੱਗਿਆ ਦਰਖਤ ਨੂੰ ਬੇਰ ਲੱਗਿਆ 베ਰੀ ਨੂੰ ਤੇ ਬੇਰ ਨੂੰ ਭਰਮ ਪੈ ਜੇ ਵੀ ਮੈਂ ਹੀ ਆ ਤੇਰੀ ਤੇ ਹਈ ਹੀ ਨਹੀਂ ਆਖੋ ਸਤਨਾਮ ਆ ਗਈ ਗੱਲ ਪਕੜ ਇਹਨੂੰ ਕਹਿੰਦੇ ਨੇ ਪਰਮ ਬੰਦਾ ਰੱਬ ਦੇ ਨਾਲ ਲੱਗਿਆ ਹੋਇਆ ਹੈ ਪਰਮਾਤਮਾ ਦੇ ਨਾਲ ਬੰਦਾ ਲੱਗਿਆ ਹੋਇਆ ਹੈ ਪਰ ਬੰਦਾ ਕਹੀ ਜਾਂਦਾ ਮੈਂ ਹੀ ਆ ਰੱਬ ਤੇ ਹਈ ਹੀ ਨਹੀਂ ਇਹ ਪਰਮ ਇਹਨੂੰ ਕਹਿੰਦੇ ਨੇ ਸਭ ਨਾਲੋਂ ਵੱਡਾ ਪਰਮ ਇਹ ਹੈ ਇਹਨੂੰ ਕਹਿੰਦੇ ਹਉਮੈ ਨਾਵੇ ਨਾਲ ਵਿਰੋਧ ਹੈ ਇਹ ਸਾਡੇ ਅੰਦਰ ਹੀ ਬਣਦਾ ਹੈ ਬੰਦੇ ਨੂੰ ਭਰਮ ਜਿਹਾ ਅੰਦਰ ਹੀ ਪਿਆ ਹੋਇਆ ਵੀ ਮੈਂ ਫਲਾਣਾ ਸਿੰਘ ਆ ਜਿਵੇਂ ਹੁਣ ਮੇਰੇ ਨਾਮ ਮੇਰਾ ਨਾਮ ਹੈ ਮੈਂ ਫਲਾਣਾ ਸਿੰਘ ਆ ਬਸ ਇਹੀ ਮੈਂ ਆਪਣੇ ਆਪ ਨੂੰ ਸਮਝੀ ਬੈਠਾ ਪਰਮਾਤਮਾ ਦੀ ਹੋਂਦ ਨੂੰ ਭੁੱਲ ਕੇ ਹਉਮੈ ਨਾਲ ਮੇਰਾ ਹਉਮੈ ਵਿੱਚ ਮੈਂ ਭਰ ਗਿਆ ਹਉਮੈ ਦੇ ਨਾਲ ਬਸ ਜਿਵੇਂ ਜਿਵੇਂ ਹਉਮੈ ਵੱਧਦੀ ਜਾਊ ਓਵੇਂ ਓਵੇਂ ਮਾਲਕ ਦੀ ਹੋਂਦ ਮੇਰੇ ਅੰਦਰੋਂ ਘਟਦੀ ਜਾਊ ਤੇ ਜਿਵੇਂ ਜਿਵੇਂ ਪਰਮਾਤਮਾ ਦੀ ਹੋਂਦ ਮੇਰੇ ਅੰਦਰ ਆਉਂਦੀ ਜਾਊ ਓਵੇਂ ਓਵੇਂ ਮੇਰੀ ਹਉਮੈ ਘਟਦੀ ਜਾਊ ਇਹਨੂੰ ਕਹਿੰਦੇ ਨੇ ਹਉਮੈ ਨਾਵੇ ਨਾਲ ਵਿਰੋਧ ਹੈ ਤੇ ਕਿਵੇਂ ਠੀਕ ਹੋ ਸਕਦਾ ਹੈ ਜਦੋਂ ਤੂੰ ਤੂੰ ਕਰਤਾ ਪੜੋ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਹਉਮੈ ਖਤਮ ਹੋ ਗਈ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰ ਕਾ ਮਿਟ ਗਿਆ ਜਦ ਦੇਖੋ ਤਤ ਤੂੰ ਜਦ ਦੇਖੋ तत तू जब हम होते बोलो जब हम होते तब तू नाही अब तू ही ਮੈਂ नाही ਜਦੋਂ ਸਾਡੇ ਮਨ ਨੇ ਇਹ ਮੰਨ ਲਿਆ ਮਨ ਚੰਦਰੇ ਨੇ ਮੰਨ ਲਿਆ ਵੀ ਮੈਂ ਆ ਫਿਰ ਪ੍ਰੋਬਲਮ ਪੈ ਗਈ ਜਦੋਂ ਇਹ ਮੰਨ ਲਿਆ ਵੀ ਰੱਬ ਹੈ ਮੈਂ ਤੇ ਉਹਦੇ ਨਾਲ ਜੁੜਿਆ ਹੋਇਆ ਕੋਈ ਲਹਿਰ ਕਮਲੀ ਨੂੰ ਸਮਝਾਓ ਏ ਤੂੰ ਸੂਰ ਲਹਿਰ ਨੂੰ ਕੋਈ ਸਮਝਾਓ ਵੀ ਕਮਲੀਏ ਤੂੰ ਐਵੇਂ ਆਕੜੀ ਫਿਰਦੀ ਐ ਸਮੁੰਦਰ ਨਾ ਹੋਵੇ ਤੇਰੀ ਕਾਦੀ ਹਸਤੀ ਐ ਕੋਈ ਕਿਰਨ ਨੂੰ ਸਮਝਾਓ ਕਿਰਨ ਨੂੰ ਕੋਈ ਸਮਝਾਓ ਵੀ ਸੂਰਜ ਬਿਨਾ ਕਮਲੀਏ ਤੇਰੀ ਕੀ ਹਸਤੀ ਐ ਕੋਈ ਬੇਰ ਨੂੰ ਸਮਝਾਓ ਬੇਰੀ ਬਿਨਾ ਤੇਰੀ ਕੀ ਹਸਤੀ ਐ ਇਦਾਂ ਹੀ ਗੁਰੂ ਜੀ ਕਹਿੰਦੇ ਕੋਈ ਬੰਦੇ ਨੂੰ ਕੋਈ ਸਮਝਾਓ ਰੱਬ ਬਿਨਾ ਤੂੰ ਚੀਜ਼ ਕੀ ਐ ਆਖੋ ਸਤਨਾਮ ਵਾਹਿਗੁਰੂ ਰੱਬ ਦੀ ਹੋਂਦ ਹੈ ਤਾਂ ਤੇਰੀ ਹਸਤੀ ਐ ਤੇਰੀ ਹਸਤੀ ਆਪਣੇ ਆਪ ਵਿੱਚ ਕੁਝ ਨਹੀਂ ਆਪਣੇ ਆਪ ਵਿੱਚ ਤੇਰੀ ਹਸਤੀ ਕੁਝ ਵੀ ਨਹੀਂ ਤੂੰ ਕਮਲਾ ਆਪਣੇ ਆਪ ਨੂੰ ਤੇ ਬਣਾਈ ਫਿਰਦਾ ਤੂੰ ਤੇ ਇੱਟਾਂ ਪੱਥਰਾਂ ਨੂੰ ਵੀ ਨਾਲ ਆਪਣੇ ਜੋੜੀ ਫਿਰਦਾ ਵੀ ਇੰਨਾ ਮਕਾਨ ਮੇਰਾ ਇੰਨੀ ਜ਼ਮੀਨ ਮੇਰੀ ਇਹ ਤੇ ਉਦੋਂ ਵੀ ਗਾਂ ਭਾਰ ਲੱਦ ਲਿਆ ਬੋਝ ਕਮਲਿਆ ਬਾਣੀ ਕਹਿੰਦੀ ਹੈ ਲਾਜ ਨਾ ਮਰੋ ਕਹੋ ਘਰ ਮੇਰਾ ਅੰਤ ਕੀ ਬਾਰ ਨਹੀਂ ਕਛ ਤੇਰਾ ਆ ਸੁਣੋ ਕਹਿੰਦੇ ਸ਼ਰਮ ਨਾਲ ਮਰਦਾ ਨਹੀਂ ਜਦੋਂ ਐ ਕਹਿੰਦਾ ਵੀ ਮੇਰਾ ਘਰ ਪੂਰਾ ਸ਼ਬਦ ਲੋ ਇਹ ਵੀ ਸੁਣ ਲੈਣਾ ਪੂਰਾ ਸ਼ਬਦ ਸੁਣ ਲੈਣਾ ਵਧੀਆ ਲੱਗਦਾ ਆਨੰਦ ਆ ਜਾਂਦਾ ਜਦੋਂ ਗੱਲ ਇੱਕੋ ਹੀ ਸਿਧਾਂਤ ਹੁੰਦਾ ਨਾ ਫਿਰ ਹੋਰ ਖੁੱਲ ਜਾਂਦੀ ਹੈ ਗੱਲ ਹਰ ਗੱਲ ਬਾਣੀ ਦੀ ਜਦੋਂ ਐ ਆਪਾਂ ਕਰਦੇ ਆ ਨਾ ਫਿਰ ਐ ਆਨੰਦ ਜਾ ਆ ਜਾਂਦਾ ਵੀ ਗੁਰੂ ਸਾਹਿਬ ਐ ਕਹਿੰਦੇ ਗੁਰੂ ਸਾਹਿਬ ਐ ਕਹਿੰਦੇ ਵੇਖੋ ਲੋ ਵੇਖੋ ਜੇ ਚੋਟ ਵੱਜ ਜੇ ਜੇ ਸੱਟ ਵੱਜ ਜੇ ਕਿਤੇ ਸਾਡੇ ਅੰਦਰ ਸੱਟ ਵੱਜ ਜੇ ਜੇ ਆ ਵੇਖੋ ਕੈਸੀ ਕਰਾਰੀ ਸੱਟ ਮਾਰਦੇ ਉਪਜੇ ਨਿਪੂਜੇ ਨਿਪੂਜ ਸਮਾਈ ਨੈਣ ਹੈ ਜਗ ਜਾ ਲਾਜੂ ਨਾ ਹੋ ਕਹੋ ਹੋ ਕਰ ਮੇਰਾ ਅੰਤ ਕੀ ਬਾਤ ਨਹੀਂ ਕਛੂ ਤੇ ਅਨ ਕੁਜਤਨ ਕਰ ਕਾਇਆ ਪਾਲੀ ਮਰਤੀ ਬਾਰ ਅਗਨ ਸੰਗ ਜਾਨੀ ਜੋ ਚੰਦਨ ਮਰਦਨ ਅੰਗਾ ਸੋ ਤਨ ਜਲੇ ਕਾਠ ਕੇ ਸੰਗਾ ਕਹੋ ਕਬੀ ਸੁਨੋ ਰੇ ਗੁਨੀਆਂ ਉਹ ਸਿਆਣਿਆ ਵੱਡਿਆ ਸਿਆਣਿਆ ਸੁਣ ਲੈ ਬੜਾ ਗੁਣੀ ਬਣਿਆ ਫਿਰਦਾ ਨਾ ਆਪਣੇ ਆਪ ਨੂੰ ਵੱਡਿਆ ਸਿਆਣਿਆ ਸੁਣ ਕਹੋ कहो कबीर सुनो रे गुनिया बिन से गो रूप देखे सब दुनिया बिन से गो रूप देखे सब दुनिया ਕਹਿੰਦੇ ਵੇਖਣਗੇ ਲੋਕ ਉਹ ਸੜਦਾ ਹੈ ਉਹ ਸੜਦਾ ਵੇਖੋ ਵੇਖੇਗੀ ਦੁਨੀਆ ਸ਼ਰਮ ਨਹੀਂ ਆਉਂਦੀ ਜਦੋਂ ਐ ਕਹਿ ਦੇਣਾ ਵੀ ਮੇਰਾ ਘਰ ਤੇਰੀ ਤੇ ਆਪਣੀ ਕੋਈ ਹਸਤੀ ਨਹੀਂ ਤੂੰ ਹੋਰ ਗਈ ਕੁਝ ਬਣਾਈ ਫਿਰਦਾ ਚੱਲ ਕੱਲਾ ਬੰਦਾ ਐ ਵੀ ਮੰਨ ਲੈ ਵੀ ਮੈਂ ਆ ਪਰ ਮੈਂ ਨਾਲ ਕਿੰਨਾ ਕੁਝ ਜੋੜੀ ਬੈਠਾ ਮੇਰੇ ਬੱਚੇ ਮੇਰਾ ਪਰਿਵਾਰ ਮੇਰਾ ਮਕਾਨ ਮੇਰੀ ਜ਼ਮੀਨ ਮੇਰੀ ਜਾਇਦਾਦ ਤੂੰ ਤੇ ਕੱਲਾ ਹੀ ਉਹਦੇ ਤੂੰ ਤੇ ਭਾਰ ਬਹੁਤ ਲੱਦੀ ਫਿਰਦਾ ਹਰੂਏ ਹਰੂਏ ਤਿਰ ਗਏ ਡੂਬੇ ਜਿੰਨ ਸਿਰ ਭਾਰ ਤੂੰ ਤੇ ਬਾਲਾ ਹੀ ਭਾਰ ਚੱਕ ਲਿਆ ਆਪ ਵੀ ਧੱਕੇ ਨਾਲ ਹੀ ਕੋਈ ਚੀਜ਼ ਤੇਰੀ ਹੈ ਖਸਮ ਮਰੈ ਤੋ ਨਾਰ ਨਾ ਰੋਵੇ ਉਸ ਰਖਵਾਰਾ ਔਰੋ ਹੋਵੇ ਕਹਿੰਦੇ ਖਸਮ ਮਰ ਜਾਵੇ ਨਾਰ ਰੋਂਦੀ ਐ ਲੈ ਸ਼ਬਦੀ ਅਰਥੇ ਦਾ ਇਹ ਬਣਿਆ ਜਿਹੜਾ ਸ਼ਬਦੀ ਅਰਥੋਂ ਦਾ ਇਹ ਬਣਿਆ ਵੀ ਖਸਮ ਮਰ ਜਾਵੇ ਨਾਰ ਨਹੀਂ ਰੋਂਦੀ ਕਹਿੰਦੀ ਕੋਈ ਗੱਲ ਨਹੀਂ ਹੋਰ ਹੈਗਾ ਉਸ ਰਖਵਾਰੋ ਉਸ ਰਖਵਾਰਾ ਔਰ ਉਹ ਹੋਵੇ ਉਹਦਾ ਹੋਰ ਹੈਗਾ ਰਾਖਾ ਗੱਲ ਵੇਖੋ ਕਿੱਧਰ ਨੂੰ ਗਈ ਪਰ ਇਦਾਂ ਇਹਦਾ ਅਰਥ ਨਹੀਂ ਇਹਦਾ ਅਰਥ ਹੈ ਜਿਹੜਾ ਤੂੰ ਆਪ ਹੀ ਨਹੀਂ ਖਸਮ ਬਣਿਆ ਫਿਰਦਾ ਜ਼ਮੀਨਾਂ ਦਾ ਖਸਮ ਮਾਲਕ ਵੀ ਮੇਰੀ ਜ਼ਮੀਨ ਆਪ ਹੀ ਧੱਕੇ ਨਾਲ ਹੀ ਮਾਲਕ ਬਣਿਆ ਫਿਰਦਾ ਇੱਟਾਂ ਤੇ ਮਾਲਕੀ ਕਰਦਾ ਇੱਟਾਂ ਤੇ ਮਾਲਕੀ ਕਰਦਾ ਹੈ ਮਿੱਟੀ ਤੇ ਮਾਲਕੀ ਕਰਦਾ ਹੈ ਆਖੇ ਮੈਂ ਮਾਲਕ ਆ ਕਹਿੰਦੇ ਜਿੱਦੇ ਮਰ ਗਿਆ ਕਦੇ ਮਕਾਨ ਰੋਂਦਾ ਵੇਖਿਆ ਵੀ ਹਾਏ ਮੇਰਾ ਮਾਲਕ ਮਰ ਗਿਆ ਕਦੇ ਜ਼ਮੀਨ ਰੋਂਦੀ ਵੇਖੀ ਐ ਪ੍ਰਾਪਰਟੀਆਂ ਰੋਂਦੀਆਂ ਵੇਖੀਆਂ ਨੇ ਉਹ ਕਹਿੰਦੇ ਕੋਈ ਨਹੀਂ ਰੋਂਦਾ ਧੱਕੇ ਨਾਲ ਹੀ ਮਾਲਕ ਬਣਿਆ ਫਿਰਦਾ ਹੈ ਉਹ ਤੇ ਕਹਿੰਦੇ ਮਰ ਜਾ ਮਗਰੋਂ ਲੈ ਜਾ ਦੂਜਾ ਤਿਆਰ ਬੈਠਾ ਆਖੋ ਸਤਨਾਮ ਚੱਲ ਚੱਲ ਕਹਿੰਦੇ ਤੂੰ ਵੱਡਾ ਮਾਲਕ ਬਣਿਆ ਫਿਰਦਾ ਚੱਲ ਚੱਲ ਜ਼ਮੀਨ ਤੇ ਐ ਕਹਿੰਦੀ ਐ ਚੱਲ ਚੱਲ ਤੂੰ ਤੇਰੇ ਵਰਗੇ ਬੜੇ ਮਾਲਕ ਵੇਖੇ ਮੈਂ ਮੈਂ ਤੇ ਇੱਥੇ ਹੀ ਬੈਠੀ ਆ ਮਾਲਕ ਬਦਲਦੀ ਆ ਕਦੇ ਕੋਈ ਆ ਜਾਂਦਾ ਕਦੇ ਕੋਈ ਆ ਜਾਂਦਾ ਦਾਵਾ ਕਰਦੇ ਨੇ ਸਾਰੇ ਮੈਂ ਤੇ ਇੱਕੋ ਹੀ ਆ ਬੰਦੇ ਬਦਲੀ ਜਾਂਦੇ ਐ ਪਤਾ ਨਹੀਂ ਕਿਹਦੇ ਕਿਹਦੇ ਨਾਂ ਬੋਲ ਚੁੱਕੀ ਐ ਜਿਹੜੀ ਅੱਜ ਤੇਰੇ ਨਾਂ ਜ਼ਮੀਨ ਬੋਲਦੀ ਐ ਕੱਲ ਹੋਰ ਲਈ ਤਿਆਰ ਬੈਠੀ ਐ ਤੂੰ ਚੱਲ ਕਈ ਵਾਰੀ ਤੇ ਜਿਉਂਦਿਆਂ ਹੀ ਦੂਜੇ ਦੀ ਬਣ ਜਾਂਦੀ ਹੈ ਨਾ ਜਿਉਂਦਿਆਂ ਜਿਉਂਦਿਆਂ ਦੂਜਿਆਂ ਦੇ ਨਾਂ ਲਵਾ ਦਿੰਦੇ ਆ ਜਿਉਂਦਿਆਂ ਹੀ ਗਈ ਕਾਹਦਾ ਖਸਮ ਬਣੇ ਫਿਰਦੇ ਆ ਆਪਾਂ ਖਸਮ ਮੀਂਜ ਮਾਲਕ ਖਸਮ ਮਰੇ ਤੋ ਨਾਰ ਨਾ ਹੋਵੇ ਇਹਨੇ ਰੋਣਾ ਥੋੜੋ ਹੈ ਵੇਖੋ ਐਸੀਆਂ ਚੋਟਾਂ ਜਦੋਂ ਗੁਰੂ ਜੀ ਲਾਉਂਦੇ ਐ ਬਈ ਕਿਵੇਂ ਨਾ ਦਿਮਾਗ ਸੈੱਟ ਹੋਵੇ ਜੇ ਰੋਜ਼ ਵੱਜਣ ਲਾ ਹੁਣ ਹਿਸਾਬ ਲਾਓ ਵੀ ਆਪਾਂ ਹੁਣ ਆ ਦੀਵਾਨ ਲਾ ਰਹੇ ਹਾਂ ਹੁਣ ਲੱਗ ਰਿਹਾ ਜੇ ਭਲਾ ਆਪਣਾ ਸਵੇਰੇ ਸ਼ਾਮ ਇਦਾਂ ਹੀ ਹੋਵੇ ਰੋਜ਼ ਹਿਲ ਜੂ ਮਨ ਕਿਤੇ ਸਵੇਰੇ ਵੀ ਸ਼ਾਮ ਵੀ ਸਵੇਰੇ ਵੀ ਸ਼ਾਮ ਵੀ ਤਾਂ ਹੀ ਸਵੇਰ ਸ਼ਾਮ ਦਾ ਦੀਵਾਨ ਹੈ ਨਿਤਨੇਮ ਹੈ ਸਵੇਰ ਸ਼ਾਮ ਦਾ ਸਾਰੇ ਸਿੱਖ ਇਕੱਠੇ ਹੁੰਦੇ ਸੀ ਗੁਰੂ ਜੀ ਦੇ ਵੇਲੇ ਇਦਾਂ ਹੀ ਸੀ ਜੀ ਸਵੇਰ ਦਾ ਵੀ ਦੀਵਾਨ ਸ਼ਾਮ ਦਾ ਵੀ ਦੀਵਾਨ ਸਵੇਰੇ ਵੀ ਇਕੱਠੇ ਹੋਣਾ 2 ਘੰਟੇ ਤੇ ਸ਼ਾਮ ਨੂੰ ਵੀ ਘੰਟਾ ਇਕੱਠੇ ਹੋਣਾ ਲੈ ਰੋਜ਼ ਐ ਜਦੋਂ ਦਿਨ ਵਿੱਚ 2-2 ਘੰਟੇ ਫਿਰ ਸਾਰਾ ਦਿਨ ਕੰਮ ਕਰਨਾ ਸਾਰਾ ਦਿਨ ਖੇਤੀਬਾੜੀ ਕਰਨੀ ਭੱਜੇ ਨੱਠੇ ਰਹਿਣਾ ਆਹ ਕੰਮ ਕਰ ਲੋ ਆਹ ਕੰਮ ਕਰ ਲੋ ਲੈ ਹੁਣ ਨਸ਼ਾ ਹੀ ਇੰਨਾ ਸਵੇਰੇ 2 ਘੰਟੇ ਚੜ ਜਾਂਦਾ ਉਹਨੇ ਨੂੰ ਲੈਣਾ ਉਹਨਾਂ ਨੂੰ ਫਿਰ ਚੜ ਜਾਣਾ ਰਾਤ ਲੰਘਣੀ ਐ ਸਵੇਰੇ ਫਿਰ ਤਿਆਰ ਐ ਸਾਰਾ ਦਿਨ ਫਿਰ ਬੰਦਾ ਉਸੇ ਲੋਰ ਜੇ ਚ ਤੁਰਿਆ ਫਿਰਦਾ ਸ਼ਾਮ ਨੂੰ ਫਿਰ ਦਵਾਨ ਐ ਲੋ ਵੇਖੋ ਕੈਸਾ ਨਸ਼ਾ ਲੈਂਦਾ ਕਿਤੇ ਤੇ ਨਾਲੇ ਸਾਡੇ ਵਰਗਿਆਂ ਦਾ ਕਾਹਦੇ ਦੀਵਾਨ ਨੇ ਉੱਥੇ ਗੁਰੂ ਸਾਹਿਬ ਖੁਦ ਜਦੋਂ ਐਦਾਂ ਉਪਦੇਸ਼ ਕਰਦੇ ਹੋਣਗੇ ਜਦੋਂ ਗੁਰੂ ਸਾਹਿਬ ਖੁਦ ਐਦਾਂ ਬਿਠਾ ਕੇ ਵੇਖੋ ਇਸ ਕਰਕੇ ਉਹ ਤੇ ਕਮਾਲ ਹੈ ਨਾ ਤੇ ਗੁਰੂ ਸਾਡਾ ਅੱਜ ਵੀ ਉਹੀ ਹੈ ਸਾਡੇ 'ਚ ਕਮੀਆਂ ਆ ਗਈਆਂ ਸੁਣਾਉਣ ਵਾਲਿਆਂ ਵਿੱਚ ਪੜਾਉਣ ਵਾਲਿਆਂ ਵਿੱਚ ਘਾਟਾਂ ਆ ਗਈਆਂ ਅਸੀਂ ਗੱਪ ਕਹਾਣੀਆਂ ਬਹੁਤ ਸੁਣਾਤੀਆਂ ਕਮਲ ਬਥੇਰਾ ਕੁੱਟਿਆ ਅਸੀਂ ਇਹ ਸਾਡਾ ਕਮਲ ਪੁਣਾ ਹੈ ਜੀ ਬੰਦਾ ਸਮਝ ਨਹੀਂ ਸਕਿਆ ਸੱਟ ਨਹੀਂ ਮਾਰ ਸਕੇ ਅਸੀਂ ਗਿਆਨ ਦਾ ਤੀਰ ਬੜਾ ਵਧੀਆ ਨਿਸ਼ਾਨਾ ਸਾਡਾ ਹੀ ਗਲਤ ਚਲੇ ਜਾਂਦਾ ਹੈ ਤੀਰ ਬੜਾ ਵਧੀਆ ਕਮਾਨ ਬਹੁਤ ਵਧੀਆ ਹੈ ਨਿਸ਼ਾਨਾ ਲਾਉਣ ਵਾਲਿਆਂ ਨੂੰ ਲਾਉਣਾ ਨਹੀਂ ਆਉਂਦਾ ਮੁੜ ਕੇ ਕੰਪਨੀ ਵਾਲਿਆਂ ਨੂੰ ਗਾਲਾਂ ਕੱਢੀਆਂ ਦੇ ਵੀ ਲੋਕ ਵੀ ਉਹ ਉਹਦੇ ਤੇ ਪੂਰੀ ਤਾਕਤ ਹੈ ਤੇਰਾ ਨਿਸ਼ਾਨਾ ਗਲਤ ਜਾਂਦਾ ਹੈ ਤੈਨੂੰ ਲਾਉਣਾ ਨਹੀਂ ਆਉਂਦਾ ਇਹ ਤੇਰੀ ਕਮੀ ਹੋ ਸਕਦੀ ਹੈ ਪਰ ਤੀਰ ਬੜੇ ਕਮਾਲ ਦੇ ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਪੜੋ ਜੇ ਇਹ ਇਹ ਐਸਾ ਤੀਰ ਗੁਰੂ ਸਾਹਿਬ ਮਾਰਦੇ ਨੇ ਲਾਗਤ ਹੀ ਪੋਏਗੀ ਕਬੀਰ ਸਤ ਗੁਰ ਸੂਰ ਮੇ ਬਾਹਿਆ ਬਾਨ ਜੋਏ ਲਾਗਤ ਹੀ ਪੋਏਗੇ ਪਰਿਆ ਵਾ ਵਾ ਵਾ ਪਰਿਆ ਕਰੇ ਜੇ ਪਰਾ ਕਰੇ ਜੇ ਸ਼ੇਕ ਕਹਿੰਦੇ ਸ਼ੇਕ ਕਰ ਦਿੰਦੇ ਐ ਸ਼ੇਕ ਕਰ ਦਿੰਦੇ ਐ ਜੀ ਅੰਦਰ ਤੇ ਜਿਹਦੇ ਵੱਜੇ ਬਾਣੀ ਦਾ ਤੀਰ ਐਸਾ ਹੈ ਤੀਰ ਬੜੇ ਕਮਾਲ ਦੇ ਨੇ ਸਾਡੇ ਸਾਨੂੰ ਮਾਰਨੇ ਨਹੀਂ ਆਉਂਦੇ ਇਹ ਸਾਡੀ ਸਾਡੀ ਨਲੇਕੀ ਹੈ ਇਹ ਸਾਡੀ ਕਮੀ ਹੈ ਭਾਈ ਜਮਾਨਾ ਤੋਪਾਂ ਦਾ ਆਇਆ ਪਿਆ ਸਾਡੇ ਵਾਲੇ ਗਲੇਲਾਂ ਚੁੱਕੀ ਫਿਰਦੇ ਆ ਆਖੋ ਸਤਨਾਮ ਸਾਡੇ ਵਾਲੇ ਬੂਝੜ ਗਲੇਲਾਂ ਚੱਕੀ ਫਿਰਦੇ ਆ ਜਮਾਨਾ ਤੋਪਾਂ ਦਾ ਆਇਆ ਪਿਆ ਇਹ ਸਮਝਦੇ ਆ ਵੀ ਗਲੇਲ ਮਾਰ ਕੇ ਕਰ ਦਿਆਂਗੇ ਕੰਮ ਜਿਆ ਆਹੋ ਹੋਇਆ ਹੀ ਪਿਆ ਜਮਾਨਾ ਤੇ ਵੇਖੋ ਵੇਖੋ ਤੇ ਸਹੀ ਗੱਲ ਟਿਕਾਣੇ ਨਾ ਲੱਗੀ ਕਿਵੇਂ ਬਦਲ ਦਿਓਗੇ ਜਵਾਨੀ ਨੂੰ ਅੱਜ ਦੀ ਨੂੰ ਕਿਵੇਂ ਚੇਂਜ ਕਰ ਦਿਓਗੇ ਤੁਸੀਂ ਲੈ ਜੋ ਜਬਲੀਆਂ ਜੀਆਂ ਪਰੇ ਹੁਣ ਪਰੇ ਕਰ ਦਿਓ ਇਹਨੂੰ ਗੱਪ ਕਹਾਣੀਆਂ ਤੁਹਾਡੀਆਂ ਗੁਰਬਾਣੀ ਦਾ ਗਿਆਨ ਫੈਲਣ ਦਿਓ ਨਾ ਚਾਦਰਾਂ ਕਰੋ ਅੱਗੇ ਪਰੇ ਕਰ ਦਿਓ ਚਾਦਰਾਂ ਜੀਆਂ ਬਹੁਤਾ ਚਿਰ ਨਹੀਂ ਚਾਦਰਾਂ ਖੜਦੀਆਂ ਹੁੰਦੀਆਂ ਆਉਣ ਦੇ ਸੂਰਜ ਚੜਿਆ ਹੋਇਆ ਚਾਦਰਾਂ ਤਾਣਦੀਆਂ ਸਾਡੇ ਆਲੇ ਦੁਆਲੇ ਮੈਂ ਕਹਿੰਦਾ ਸਿੱਖ ਕੌਮ ਦੇ ਆਲੇ ਦੁਆਲੇ ਬਹੁਤ ਬੰਦਿਆਂ ਨੇ ਚਾਦਰਾਂ ਤਾਣਦੀਆਂ ਸਹੀ ਗੱਲ ਸਾਡੇ ਤੱਕ ਆਉਣ ਹੀ ਨਹੀਂ ਦਿੱਤੀ ਐ ਤਾਣਦੀਆਂ ਚਾਦਰਾਂ ਆਲੇ ਦੁਆਲੇ ਹਨੇਰੇ 'ਚ ਦੋਬਤ ਕੇ ਰੱਖਤਾ ਜਿਹੜਾ ਬੰਦਾ ਮਾੜੀ ਜੀ ਕੰਨੀ ਚੱਕਣ ਲੱਗਦਾ ਨਾ ਵੀ ਚੜਨ ਦਿਓ ਸੂਰਜ ਜਾ ਮਾੜਾ ਜਾ ਚਾਨਣ ਆਉਣ ਦਿਓ ਗਲ ਪੈ ਜਾਂਦੇ ਨੇ ਗਲ ਪੈਂਦੇ ਨੇ ਪਰ ਸਾਹਮਣੇ ਆਵੇ ਗੱਲ ਸਮਝ ਆਵੇ ਪਕੜ ਆਵੇ ਹੁਣ ਲਿਓ ਜੀ ਆਪਾਂ ਗੱਲ ਇਹ ਕਰਦੇ ਆਂ ਵੀ ਨਾਮ ਕੀ ਹੈ ਜਦੋਂ ਤੁਸੀਂ ਐ ਕਹਿੰਦੇ ਹੋ ਨਾ ਜਾ ਕੇ ਨਾਮ ਦੀ ਦਾਤ ਬਖਸ਼ੋ ਇਹਨੂੰ ਸਮਝੋ ਕੀ ਹੈ ਵੀ ਮੇਰੇ ਦਿਮਾਗ 'ਚ ਬਾਦੋ ਵੀ ਰੱਬ ਹੈ ਜਿਹੜੇ ਬੰਦੇ ਜਿਹੜੀ ਲਹਿਰ ਦੇ ਦਿਮਾਗ ਲਹਿਰ ਦਾ ਦਿਮਾਗ ਤੇ ਹੁੰਦਾ ਨਹੀਂ ਐਗਜ਼ਾਮਪਲ ਸਮਝਾਉਣੀ ਪੈਂਦੀ ਹੈ ਵੀ ਲਹਿਰ ਨੂੰ ਜਿਹੜੇ ਬੰਦੇ ਨੇ ਸਮਝਾਤਾ ਵੀ ਸਮੁੰਦਰ ਹੈ ਕਮਲੀਏ ਸਮੁੰਦਰ ਬਿਨਾ ਤੂੰ ਕੀ ਚੀਜ਼ ਹੈ ਬਸ ਸਿੱਧੀ ਹੋ ਜੂ ਫਿਰ ਨਾ ਆਕੜ ਕਾਦੀ ਕਰੇ ਜਦੋਂ ਸਾਨੂੰ ਕਿਸੇ ਨੇ ਸਮਝਾਤਾ ਕਿਸੇ ਨੇ ਕਿੰਨੇ ਸਮਝਾਉਣਾ ਕੋਈ ਸਮਝਾਉਣ ਵਾਲਾ ਜੰਮਿਆ ਹੀ ਨਹੀਂ ਗੁਰੂ ਸਾਹਿਬ ਸਮਝਾਉਣਗੇ ਵੀ ਤੂੰ ਕੋਈ ਚੀਜ਼ ਨਹੀਂ ਰੱਬ ਹੈ ਸਾਰਾ ਕੁਝ ਉਹ ਐ ਤਾਂ ਤੂੰ ਐ ਤੂੰ ਫਲ ਐ ਉਹ ਦਰਖਤ ਹੈ ਦਰਖਤ ਨਾਲ ਲੱਗਿਆ ਹੋਇਆ ਤੇਰੀ ਕੋਈ ਹਸਤੀ ਨਹੀਂ ਆਪਣੀ ਲੈ ਉਦੋਂ ਹੀ ਫੂਕ ਜੀ ਨਿਕਲ ਜਾਣੀ ਹੈ ਸਾਡੀ ਨਹੀਂ ਤੇ ਹਾਲ ਕੀ ਹੈ ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀ ਐ ਆਕੜੇ ਫਿਰਦੇ ਐਵੇਂ ਹੀ ਕੋਈ ਲੋਕੀ ਸਮਝਾਉਂਦੇ ਸੁਣਦੇ ਹੀ ਨਹੀਂ ਕਿਸੇ ਦੀ ਆਪਣੇ ਹੰਕਾਰ ਵਿੱਚ ਹੀ ਆਫਰੇ ਫਿਰਦੇ ਆ ਹੌਮੇ ਨਾਲ ਭਰੇ ਪਏ ਆ ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀ ਐ ਨਾਨਕ ਵੇਖਿਆ ਆਪ ਉਹ ਵੇਖਦਾ ਮਾਲਕ ਤੇ ਜਿੱਦਣ ਕਿਤੇ ਵੱਜਦੀ ਹੈ ਨਾ ਚੋਟ ਫੂਕ ਕਢਾਏ ਟੈ ਪਵੇ ਅਰਥੇ ਦੇ ਦੋ ਕਰ ਲਈਏ ਇੱਕ ਤੇ ਇਹ ਹੈ ਵੀ ਜਾਨ ਜੀ ਜਿੰਨਾ ਚਿਰ ਹੈ ਉਹਨਾਂ ਚਿਰ ਤੇ ਭੱਜਿਆ ਫਿਰਦਾ ਹੈ ਜਿੱਦਣ ਜਾਨ ਨਿਕਲ ਜਾਂਦੀ ਹੈ ਉਹ ਪਿਆ ਧਰਤੀ ਤੇ ਜਿਵੇਂ ਗੁਬਾਰੇ 'ਚ ਹਵਾ ਹੋਵੇ ਤੇ ਉੱਡਿਆ ਫਿਰਦਾ ਹੈ ਜਦੋਂ ਹਵਾ ਨਿਕਲ ਜੇ ਤੇ ਉਹ ਪਿਆ ਧਰਤੀ ਤੇ ਚਿਪਕਿਆ ਹਵਾ ਨਾਲ ਹੀ ਉੱਡਦਾ ਸੀ ਨਾ ਫੂਕ ਜੀ ਨਿਕਲ ਗਈ ਬਸ ਇੱਕ ਇਹ ਹੈ ਵੀ ਗੁਰਬਾਣੀ ਦਾ ਗਿਆਨ ਸਾਡੇ 'ਚ ਜਿਹੜੀ ਫੂਕ ਜੀ ਭਰੀ ਪਈ ਹੈ ਤਾਂ ਹੀ ਤੇ ਫੁਕਰੀਆਂ ਮਾਰਦੇ ਆ ਫੂਕ ਭਰੀ ਪਈ ਹੈ ਹੰਕਾਰ ਹੈ ਸਾਨੂੰ ਜੇ ਕਿਤੇ ਗੁਰਬਾਣੀ ਦਾ ਗਿਆਨ ਸਾਡੀ ਆ ਜਿਹੜੀ ਗੁਰਬਾਣੀ ਨੇ ਕਿਹਾ ਵੀ ਕਿਤੇ ਸਾਡਾ ਹੰਕਾਰ ਜਾਂ ਠੀਕ ਕਰ ਦਵੇ ਫੂਕ ਨਿਕਲ ਜਵੇ ਤੇ ਫਿਰ ਅਸੀਂ ਵੀ ਗੁਰੂ ਦੇ ਦੁਆਰੇ ਤੇ ਟਹਿ ਜਾਾਂਗੇ ਆਖੋ ਸਤਨਾਮ ਫੂਕ ਕਢਾਏ ਟਹਿ ਪਵੇ ਫਿਰ ਟਹਿ ਜਾਾਂਗੇ ਭਾਈ ਉਹਨਾਂ ਚਿਰ ਆਪਾਂ ਆਪਣੀ ਹਸਤੀ ਜੀ ਬਣਾਈ ਫਿਰਦੇ ਆਂ ਵੀ ਮੈਂ ਫਲਾਣਾ ਮੈਂ ਫਲਾਣਾ ਮੈਂ ਨਹੀਂ ਬਦਲ ਸਕਦਾ ਜੀ ਮੈਂ ਨਹੀਂ ਜੀ ਮੈਂ ਵੱਡੇ ਉਹ ਹੋਰ ਕਈ ਇੱਥੇ ਇੱਕ ਤੱਕ ਵੀ ਠੀਕ ਸੀ ਚੱਲ ਰਣਜੀਤ ਸਿੰਘ ਰਹਿੰਦਾ ਮੈਂ ਇੰਨਾ ਕੁ ਵੀ ਠੀਕ ਸੀ ਮੈਂ ਤੇ ਬਾਹਲਾ ਹੀ ਫੂਕ ਨਾਲ ਭਰ ਗਿਆ ਨਾਲ ਬ੍ਰਹਮ ਗਿਆਨੀ ਵੀ ਲਵਾ ਲਿਆ ਆਖੋ ਸਤਨਾਮ ਵਾਹਿਗੁਰੂ ਬਾਹਲਾ ਹੀ ਹੋ ਗਿਆ ਵੱਡਾ ਕੰਮ ਵੱਡੇ ਤੋਂ ਵੱਡੇ ਬਣ ਰਹੇ ਆ ਜੀ ਅਸੀਂ ਅੱਜ ਚਾਹੀਦਾ ਤੇ ਥੱਲੇ ਨੂੰ ਆਉਣਾ ਸੀ ਜਾ ਤਾਂ ਨੂੰ ਰਹੇ ਹੋਰ ਵੱਡੇ ਉਹ ਤੇ ਅੱਗੇ ਹੀ ਨਹੀਂ ਸੀ ਮਾਣ ਹੋਰ ਜਿਵੇਂ ਕੁਲਹਾਂ ਦਿੰਦੇ ਬਾਬਲੇ ਲੈਂਦੇ ਵੱਡੇ ਨਲੱਜ ਲੈ ਇਹ ਵੀ ਪੜੋ ਸੁਣਿਓ ਕੁਲਹਾਂ ਦਿੰਦੇ ਬਾਬਲੇ ਲੈਂਦੇ ਵੱਡੇ ਨਲੱਜ ਕਹਿੰਦੇ ਲਓ ਆ ਆ ਸੁਣੋ ਜਰਾ ਇੱਕ ਵਾਰ ਪੜ ਲਓ ਕੁਲਹਾਂ ਦਿੰਦੇ ਬਾਬਲੇ ਆਪਣੀਆਂ ਗੱਦੀਆਂ ਕਾਇਮ ਕਰੀ ਫਿਰਦੇ ਆ ਕੁਲਹਾ ਮਤਲਬ ਗੱਦੀਆਂ ਰੱਬ ਦੇ ਸਾਹਮਣੇ ਆਪਣੇ ਆਪ ਨੂੰ ਵੀ ਲੈ ਵੀ ਹੁਣ ਮੈਂ ਮੱਥੇ ਟਿਕਾਉਣਾ ਹੁਣ ਤੂੰ ਟਿਕਾਈ ਗੁਰੂ ਗ੍ਰੰਥ ਸਾਹਿਬ ਬੋਲਦੇ ਆ ਜੀ ਮੇਰੇ ਵੱਲ ਮੈਂ ਨਹੀਂ ਕਹਿ ਰਿਹਾ ਗੁਰੂ ਸਾਹਿਬ ਕਹਿੰਦੇ ਆ ਕਹਿੰਦੇ ਕਮਲੇ ਆਪਣੀ ਹਸਤੀ ਬਣਾ ਕੇ ਬਹਿ ਗਏ ਰੱਬ ਨਾਲੋਂ ਆਪ ਵੀ ਟੁੱਟੇ ਹੋਏ ਆ ਲੋਕਾਂ ਨੂੰ ਕਹਿੰਦੇ ਮੈਂ ਰੱਬਾਂ ਰੱਬ ਦਾ ਸ਼ਰੀਕ ਬਣ ਗਿਆ ਰੱਬ ਦਾ ਸ਼ਰੀਕ ਬਣ ਕੇ ਅਸ਼ੀਰਵਾਦਾਂ ਦਿੰਦਾ ਹੈ ਰੱਬ ਦਾ ਸ਼ਰੀਕ ਬਣ ਕੇ ਬਹਿੰਦਾ ਹੈ ਅਸ਼ੀਰਵਾਦ ਇੱਕ ਰੱਬ ਦਾ ਸੱਚੇ ਦਾ ਪ੍ਰਮਾਤਮਾ ਦਾ ਇੱਥੇ ਸਭ ਤੋਂ ਡਾਇਰੈਕਟ ਪ੍ਰਮਾਤਮਾ ਦਾ ਅਸ਼ੀਰਵਾਦ ਮਿਲ ਰਿਹਾ ਹੈ ਆ ਸਾਹ ਉਹਦਾ ਅਸ਼ੀਰਵਾਦ ਹੀ ਹੈ ਜਿਹੜਾ ਲੈਣਾ ਹੈ ਆ ਦਿਲ ਧੜਕਦਾ ਉਹਦਾ ਅਸ਼ੀਰਵਾਦ ਹੀ ਹੈ ਆ ਤੈਨੂੰ ਦਿਮਾਗ ਮਿਲਿਆ ਰੱਬ ਦਾ ਅਸ਼ੀਰਵਾਦ ਹੀ ਹੈ ਰੱਬ ਦੇ ਅਸ਼ੀਰਵਾਦ ਨੂੰ ਜਿੰਨਾ ਜੀ ਕਰੇ ਉਨਾ ਹੀ ਵਰਤ ਲੈ ਖੋਲ ਲਿਆ ਕਰ ਜਿੰਨਾ ਮਰਜ਼ੀ ਵਰਤ ਲੋ ਇਹਨੂੰ ਪਰਮਾਤਮਾ ਦਾ ਆਸ਼ੀਰਵਾਦ ਮਿਲਿਆ ਪਿਆ ਕਮਲਿਆ ਹੋਰ ਕਿਹਦਾ ਆਸ਼ੀਰਵਾਦ ਭਾਲਦਾ ਹੈ ਆਖੋ ਸਤਨਾਮ ਰੱਬ ਦਾ ਆਸ਼ੀਰਵਾਦ ਤੈਨੂੰ ਮਿਲਿਆ ਤਾਂ ਹੀ ਬੰਦਾ ਹੈ ਤੂੰ ਮਨੁੱਖ ਬਣ ਕੇ ਆਇਆ ਇਹਦਾ ਮਤਲਬ ਆਸ਼ੀਰਵਾਦ ਮਿਲਿਆ ਹੋਇਆ ਹੈ ਤੇ ਕਹਿੰਦੇ ਜਿਹੜੇ ਗੱਦੀਆਂ ਲਾ ਕੇ ਬੈੰਦੇ ਐ ਕੁਲਹਾ ਦਿੰਦੇ ਬਾਪ ਬਾਵਲੇ ਲੈਂਦੇ ਵੱਡੇ ਨਲੱਜ ਕਹਿੰਦੇ ਗੱਦੀਆਂ ਦੇਣ ਵਾਲੇ ਕਮਲੇ ਰੱਬ ਦੇ ਸ਼ਰੀਕ ਆਪ ਨੇ ਉਹ ਕਮਲੇ ਨੇ ਗੁਲਹਾਂ ਦਿੰਦੇ ਬਾਵਲੇ ਬੌਲੇ ਕਮਲੇ ਤੇ ਬਸ਼ਰਮ ਉਹ ਨੇ ਜਿਹੜੇ ਗੱਦੀਆਂ ਲੈਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਿਲੱਜ ਨਿਲੱਜ ਮਤਲਬ ਬਸ਼ਰਮ ਇਹ ਪਹਿਲਾਂ ਮੈਂ ਮੱਥਾ ਟਿਕਾਉਂਦਾ ਸੀ ਚੱਲ ਹੁਣ ਤੂੰ ਚੜਾਈ ਕਰ ਗਿਆ ਹੁਣ ਮੈਂ ਮੱਥਾ ਟਿਕਾਉਂ ਪਹਿਲਾਂ ਤੂੰ ਟਿਕਾਉਂਦਾ ਸੀ ਹੁਣ ਮੈਂ ਟਿਕਾਉਂ ਕਹਿੰਦੇ ਬਸ਼ਰਮ ਨੇ ਸਾਂਭ ਲਈ ਗੱਦੀ ਅੱਗੇ ਸੁਣੋ ਕੋਲਹਾ ਦਿੰਦੇ ਬਾਗਲੇ ਲੈਂਦੇ ਵੱਡੇ ਨੇ ਲਾਜੂ ਚੂਹਾ ਖੱਡ ਨਾ ਮਾਵਈ ਇਕਲ ਬੰਨੇ ਛੱਜ ਕਹਿੰਦੇ ਚੂਹਾ ਤੇ ਅੱਗੇ ਹੀ ਨਹੀਂ ਸੀ ਖੱਡ 'ਚ ਵੜਦਾ ਹੁਣ ਕਹਿੰਦੇ ਗੱਦੀ ਦਾ ਛੱਜ ਬੰਨ ਲਿਆ ਸਿਰ ਤੇ ਹੁਣ ਕਿੱਥੇ ਵੜ ਜੂਗਾ ਕੋ ਸਤਨਾਮ ਵਾਹ ਗੱਲ ਤੇ ਪਹਿਲਾਂ ਹੀ ਇਹਦੇ ਦਿਮਾਗ 'ਚ ਨਹੀਂ ਸੀ ਪੈਂਦੀ ਹੁਣ ਐਡਾ ਛੱਜ ਬੰਨਦਾ ਇਹਦੇ ਤੇ ਹੁਣ ਤੇ ਆਕੜ ਹੋਰ ਵੱਧ ਗਈ ਦੋ ਕਮਰੇ ਘਰ ਦੇ ਛੱਡ ਕੇ ਆਇਆ ਸੀ ਹੁਣ 100 ਕਮਰਾ ਬਣਾ ਲਿਆ ਘਰ ਤੇ ਜ਼ਮੀਨ 2 ਕਿੱਲੇ ਆਉਂਦੀ ਸੀ ਹੁਣ 200 ਕਿੱਲਾ ਬਣਾਈ ਫਿਰਦਾ ਹੁਣ ਤੇ ਕਹਿੰਦੇ ਛੱਜ ਵੱਜ ਗਿਆ ਇਹਦੇ ਅੱਗੇ ਹੀ ਨਹੀਂ ਸੀ ਮਾਣ ਹੁਣ ਗੱਦੀ ਮਿਲ ਗਈ ਗੁਰੂ ਗ੍ਰੰਥ ਸਾਹਿਬ ਪਿਆਰਿਓ ਪੜ ਕੇ ਵੇਖੋ ਕਦੇ ਅੱਖਾਂ ਖੁੱਲ ਜਾਣ ਦਿਮਾਗ 'ਚ ਵੱਜੇ ਸੱਚ ਵੀ ਆ ਲਿਖਿਆ ਜਾ ਆ ਵੀ ਕੁਝ ਦੱਸਦੇ ਨੇ ਗੁਰੂ ਗ੍ਰੰਥ ਸਾਹਿਬ 'ਚ ਆ ਵੀ ਕੁਝ ਲਿਖਿਆ ਹੈ ਬੜਾ ਕੁਝ ਲਿਖਿਆ ਹੈ ਲੈ ਸਮੁੰਦਰ ਕੰਢੇ ਦਰਿਆ ਕੰਢੇ ਖੜੇ ਹੀ ਪਿਆਸੇ ਮਰ ਗਏ ਆਪਾਂ ਐਡੀ ਬਦਕਿਸਮਤੀ ਸਾਡੀ ਚਾਦਰਾਂ ਹੀ ਤਾਣਦੀਆਂ ਆਲੇ ਦੁਆਲੇ ਇਹਨਾਂ ਲੋਕਾਂ ਨੇ ਆ ਦੱਸਿਆ ਹੀ ਨਹੀਂ ਚਾਦਰਾਂ ਤਾਣਦੀਆਂ ਦਿਮਾਗ 'ਚ ਵੜਨ ਨਹੀਂ ਦਿੱਤੀ ਗੱਲ ਹੋਰ ਸੁਣ ਲਓ ਕਹਿੰਦੇ ਜਿਹੜੇ ਤਮਾਮਾ ਨਹੀਂ ਦਿੰਦੇ ਲੈ ਹੋਰ ਕਲੀਅਰ ਸੁਣ ਲਓ ਸੁਣੋ ਜਦੋਂ ਮੈਨੂੰ ਐ ਮੱਥਾ ਟੇਕਿਆ ਆ ਕੇ ਵੇਖਿਓ ਮੈਨੂੰ ਟੇਕਿਆ ਮੱਥਾ ਪੈਰ ਤੇ ਰੱਖਤਾ ਸਿਰ ਤੇ ਮੈਂ ਨਾ ਇਦਾਂ ਹੱਥ ਰੱਖ ਕੇ ਦੋਵੇਂ ਮੈਂ ਪਤਾ ਕੋ ਕੀ ਕਹਿਤਾ ਮੈਂ ਕਿਹਾ ਭਾਈ ਪੁੱਤ ਹੋਵੇ ਤੇਰੇ ਹੋ ਜੂ ਜਾਂ ਤੇਰੀ ਉਮਰ ਲੰਮੀ ਹੋ ਜੂ ਜਾਂ ਤੇਰੀ ਬਿਮਾਰੀ ਕੱਟਦੀ ਜਾਂ ਤੇਰਾ ਭਲਾ ਕਰਤਾ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਕੀ ਕਹਿੰਦੇ ਉਹਨਾਂ ਬਾਰੇ ਅਗਲੀ ਪੰਕਤੀ ਸੁਣਿਓ ਧਿਆਨ ਨਾਲ ਗੱਦੀ ਤੇ ਬਹਿ ਕੇ ਜਿਹੜੇ ਅਸ਼ੀਰਵਾਦਾਂ ਦਿੰਦੇ ਐ ਸੁਣੋ ਦੇਨ ਦੁਆਈ ਸੇ ਹੈ ਜਿਨ ਕੋ ਦੇਨ ਸੇ ਜਾਹੇ ਨਾਨਕ ਹੁਕਮ ਨ ਜਪਈ ਕਿੱਥੇ ਜਾਏ ਸਬਾਹੇ ਵੇਖੋ ਜੀ ਬੜੀ ਦੁਨੀਆ ਦੁਖੀ ਹੈ ਤੇ ਦੁਖੀਆਂ ਵਾਸਤੇ ਕੋਈ ਵੀਰ ਬਹਿ ਕੇ ਭਰਾ ਆਪਾਂ ਸਾਰੇ ਜਿੰਨੇ ਭੈਣ ਭਰਾ ਆ ਆਪਾਂ ਸਾਰੇ ਕਿਸੇ ਦੁਖੀ ਲਈ ਅਰਦਾਸ ਕਰ ਸਕਦੇ ਆ ਮਾਲਕਾ ਇਹਦੇ ਤੇ ਕਿਰਪਾ ਕਰ ਗੱਲ ਬਣਦੀ ਹੈ ਨਹੀਂ ਕੋਈ ਮੇਰਾ ਵੀਰ ਭਰਾ ਭੈਣਾ ਆਪਾਂ ਸਾਰਿਆਂ ਦੀ ਅਰਦਾਸ ਕਰਦੇ ਆਂ ਕਰੋ ਆਪਣੇ ਲਈ ਵੀ ਕਰਦੇ ਆਂ ਮਾਲਕ ਜੀ ਕਿ ਸੁੱਖ ਰੱਖੇ ਸਾਰਿਆਂ ਲਈ ਕਰਦੇ ਆਂ ਭੈਣਾ ਵੀ ਕਰਦੀਆਂ ਨੇ ਆਪਾਂ ਵੀ ਕਰਦੇ ਆਂ ਵੀ ਮਾਲਕਾ ਮੇਰ ਰੱਖੀ ਖੁਸ਼ੀਆਂ ਬਖਸ਼ ਆਪਾਂ ਕਹਿੰਦੇ ਆਂ ਇਹ ਗੱਲ ਹੈਗੀ ਆ ਚੈਪਟਰ ਵੱਖਰਾ ਅਰਦਾਸ ਦਾ ਚੈਪਟਰ ਮਾਲਕ ਦੇ ਅੱਗੇ ਬੇਨਤੀ ਕਰਨ ਦਾ ਚੈਪਟਰ ਇੱਕ ਹੁੰਦਾ ਹੈ ਅਸ਼ੀਰਵਾਦ ਦੇਣ ਦਾ ਚੈਪਟਰ ਵੀ ਮੈਂ ਦੇ ਸਕਦਾ ਕਮਲਿਆ ਤੇਰੇ ਸਾਹ ਜਿੱਦਨ ਮਾਲਕ ਨੇ ਖਿੱਚ ਲੇ ਤੂੰ ਤੇ ਮੜੀਆਂ ਤੱਕ ਨਹੀਂ ਜਾ ਸਕਣਾ ਤੂੰ ਕਿਸੇ ਨੂੰ ਕੀ ਦੇ ਸਕਦਾ ਹੈ ਤੂੰ ਦੇਣ ਵਾਲਾ ਜੰਮਿਆ ਕੌਣ ਹੈ ਓਏ ਜਿਹੜਾ ਤੂੰ ਲੱਗ ਪਿਆ ਆਸ਼ੀਰਵਾਦ ਦੇਣ ਇੱਕ ਅਰਦਾਸ ਦਾ ਕਨਸੈਪਟ ਹੈ ਗੁਰਮਤ ਵਿੱਚ ਸਦਾ ਰਹਿਣਾ ਚਾਹੀਦਾ ਹੈ ਪਰ ਆ ਤੂੰ ਕਿਹੜਾ ਜੰਮ ਪਿਆ ਦੇਣ ਦਵਾਈ ਜਿਹੜੇ ਆਸ਼ੀਰਵਾਦਾਂ ਦਿੰਦੇ ਐ ਸੇ ਹੈ ਕਹਿੰਦੇ ਮਰੀ ਜ਼ਮੀਰ ਵਾਲੇ ਹੁੰਦੇ ਨੇ ਇਹ ਜਦੋਂ ਰੱਬ ਦਾ ਸ਼ਰੀਕ ਬਣੇਗਾ ਹੀ ਉਹ ਜਿਹੜਾ ਜ਼ਮੀਰ ਮਰ ਚੁੱਕਿਆ ਹੋਵੇ ਆਖੋ ਸਤਨਾਮ ਜੀ ਵਾਹਿਗੁਰੂ ਰੱਬ ਦਾ ਸਾਹਮਣੇ ਸ਼ਰੀਕ ਬਣੂ ਕੋਈ ਉਹ ਐਡਾ ਵੱਡਾ ਮਾਲਕ ਕਰੋੜਾਂ ਸੂਰਜ ਉਹਦੇ ਹੁਕਮ ਚੁੱਡੇ ਫਿਰਦੇ ਐ ਕਰੋੜਾਂ ਹੀ ਧਰਤੀਆਂ ਘਮਾਈ ਫਿਰਦਾ ਐ ਕਰੋੜਾਂ ਚੰ드ਰਮਾ ਤਾਰੇ ਉੱਡੇ ਫਿਰਦੇ ਐ ਐਡਾ ਵੱਡਾ ਮਾਲਕ ਉਹਦੇ ਸਾਹਮਣੇ ਜੰਮਿਆ ਕੋਈ ਸ਼ਰੀਕ ਮੰਨਣ ਵਾਲਾ ਉਸ ਪਰਮਾਤਮਾ ਦੇ ਸਾਹਮਣੇ ਜੰਮਿਆ ਕੋਈ ਉਹ ਜ਼ਮੀਰ ਮਰੀ ਵਾਲਾ ਸੀ ਜਿਹੜਾ ਰੱਬ ਦਾ ਸ਼ਰੀਕ ਬਣਦਾ ਹੈ ਜਿਹੜਾ ਕਹਿੰਦਾ ਮੈਂ ਤੇਰੀ ਉਮਰ ਵਧਾਤੀ ਸਾਹ ਦੇਣ ਵਾਲਾ ਉਹ ਹੈ ਤੂੰ ਉਮਰ ਵਧਾਉਣ ਵਾਲਾ ਕਿਹੜਾ ਜੰਮ ਪਿਆ ਇੰਨੀ ਤਾਕਤ ਨਹੀਂ ਦਿੱਤੀ ਰੱਬ ਨੇ ਕਿਸੇ ਬੰਦੇ ਨੂੰ ਉਮਰਾਂ ਵਧਾ ਦੇਵੇ ਕਿਸੇ ਦੀਆਂ ਕਹਿੰਦੇ ਜਿਹੜੇ ਬੰਦੇ ਮਰੀ ਜ਼ਮੀਰ ਵਾਲੇ ਹੁੰਦੇ ਆ ਦੇਣ ਦਵਾਈ ਐਦਾਂ ਦਵਾਵਾਂ ਦਿੰਦੇ ਆ ਸੇ ਮਰਹ ਕਹਿੰਦੇ ਜਿਹੜੇ ਦਾ ਲੈਂਦੇ ਐ ਜਿਨ ਕੋ ਦੇਨ ਸੇ ਜਾਹੇ ਕਹਿੰਦੇ ਦੇਨ ਅਰਸ਼ੀਰਵਾਦ ਦਾ ਦੇਣ ਵਾਲੇ ਵੀ ਗਏ ਲੈਣ ਵਾਲੇ ਵੀ ਗਏ ਉਹ ਵੀ ਮਰੀਆਂ ਜ਼ਮੀਰਾਂ ਵਾਲੇ ਹੋਣਗੇ ਜਿਹੜੇ ਇੱਕ ਰੱਬ ਨੂੰ ਛੱਡ ਕੇ ਥਾਂ ਥਾਂ ਤੇ ਮੱਥੇ ਟੇਕਦੇ ਫਿਰਨ ਤੇ ਅਗਲੀ ਪੰਕਤੀ ਹੈ ਨਾਨਕ ਹੁਕਮ ਨਾ ਜਾਪਈ ਕਿੱਥੇ ਜਾਏ ਸਮਾਹੇ ਗੁਰੂ ਜੀ ਕਹਿੰਦੇ ਪਤਾ ਨਹੀਂ ਲੱਗਦਾ ਹਾਏ ਹਾਏ ਹਾਏ ਕਹਿੰਦੇ ਪਤਾ ਨਹੀਂ ਲੱਗਦਾ ਇਹੋ ਜਿਹਾ ਦਾ ਬਣਦਾ ਕੀ ਹੋਊ ਆਖੋ ਸਤਨਾਮ ਸ੍ਰੀ ਵਾਹਿਗੁਰੂ ਵੀ ਗਏ ਕਿੱਧਰ ਨੂੰ ਹੋਣਗੇ ਇਹ ਮਰ ਕੇ ਪਤਾ ਨਹੀਂ ਇਹਨਾਂ ਦਾ ਬਣਿਆ ਕੀ ਹੋਊ ਲਓ ਵੇਖੋ ਗੁਰੂ ਗ੍ਰੰਥ ਸਾਹਿਬ ਆ ਵੇਖੋ ਗੁਰੂ ਗ੍ਰੰਥ ਸਾਹਿਬ ਦੀ ਦਲੀਲ ਕਹਿੰਦੇ ਸਮਝ ਨਹੀਂ ਆਉਂਦੀ ਵੀ ਬਣਿਆ ਕੀ ਹੋਊ ਇਹਨਾਂ ਦਾ ਜਿਹੜੇ ਰੱਬ ਦੇ ਸ਼ਰੀਕ ਬਣ ਕੇ ਅਸ਼ੀਰਵਾਦਾਂ ਦਿੰਦੇ ਰਹੇ ਮਾਲਕ ਦਾ ਸ਼ਰੀਕਾ ਕਰਦੇ ਆ ਜਿਹੜੇ ਪਤਾ ਨਹੀਂ ਲੱਗਦਾ ਨਾਨਕ ਹੁਕਮ ਨਾ ਜਾਪੇ ਤੇਰੀ ਖੇਡ ਪਤਾ ਨਹੀਂ ਕੀ ਸਮਝ ਨਹੀਂ ਆਉਂਦੀ ਕਿੱਥੇ ਜਾਏ ਸਮਾਹੇ ਇਹ ਗਏ ਕਿੱਧਰ ਨੂੰ ਬਣਿਆ ਕੀ ਹੋ ਇਹਨਾਂ ਲੋਕਾਂ ਦਾ ਹਾਏ ਹਾਏ ਕੈਸੀ ਕਰਾਰੀ ਸੱਟ ਮਾਰਦੇ ਨੇ ਗੁਰੂ ਜੀ ਐ ਵੱਜਦੀ ਠਾਹ ਦਿਮਾਗ ਵਿੱਚ ਲੈ ਹੁਣ ਮੇਰੇ ਵਰਗੇ ਦੇ ਬੱਚੇ ਮੁੜ ਕੇ ਪਾਗਲਾਂ ਜਿਹੜਾ ਕਿਸੇ ਦੇ ਸਿਰ ਤੇ ਹੱਥ ਰੱਖੂ ਮੈਂ ਮੈਂ ਪਾਗਲ ਮੇਰੇ ਦਿਮਾਗ ਨੂੰ ਮੈਂ ਪਾਗਲ ਪਾਗਲਾ ਦਿਮਾਗ ਖਰਾਬ ਹੋਇਆ ਮੇਰਾ ਵੀ ਮੈਂ ਕਿਸੇ ਦੇ ਸਿਰ ਤੇ ਹੱਥ ਰੱਖ ਦੂੰ ਨਾ ਹੈ ਇੰਨੀ ਗੱਲ ਮੇਰੇ ਸਮਝ ਚ ਆ ਜੇ ਤੇ ਮੈਂ ਬਾਬਾ ਬਣ ਕੇ ਕਹਿਦਾ ਵੀ ਲਿਆ ਜਾ ਲੈ ਤੇਰਾ ਸਿਰ ਫਲੋਸਣਾ ਮੈਂ ਮੈਂ ਪਾਗਲ ਆ ਮੇਰਾ ਦਿਮਾਗ ਖਰਾਬ ਹੈ ਮੇਰੇ ਗੁਰੂ ਸਾਹਿਬ ਨੇ ਦੱਸਤਾ ਤੇ ਮੈਂ ਕਹਿੰਦਾ ਵੱਡਿਆ ਜਾਵੇ ਹੱਥ ਤਾਂ ਨਹੀਂ ਰੱਖਦਾ ਕਿਹਦੇ ਸਿਰ ਤੇ ਵੀ ਤੂੰ ਰੱਖਣ ਵਾਲਿਆ ਰੱਖਿਆ ਹੀ ਪਿਆ ਮੈਂ ਕੀ ਆਖੋ ਖੁਸਾ ਸੁਣਾ ਮੈਂ ਅਗਲੇ ਨੂੰ ਇਹ ਤੇ ਕਹਿ ਸਕਦਾ ਵੀ ਰੱਬ ਦਾ ਆਸ਼ੀਰਵਾਦ ਵਰਤ ਲਿਆ ਕਰੋ ਭਾਈ ਦਿਮਾਗ ਦਿੱਤਾ ਰੱਬ ਨੇ ਪਰਮਾਤਮਾ ਦਾ ਆਸ਼ੀਰਵਾਦ ਖੋਲ ਲੋ ਮੜਾ ਜਾ ਆ ਲੈ ਲੋ ਬਖਸ਼ਿਸ਼ਾਂ ਇਹ ਨਹੀਂ ਹੋ ਸਕਦਾ ਕਿ ਤੇ ਸਿਰ ਤੇ ਹੱਥ ਰੱਖਦੇ ਆ ਨਾ ਨਾ ਪਕੜ ਲਿਓ ਗੱਲ ਭਾਈ ਸੋ ਗੱਲ ਚੱਲਦੀ ਐ ਕਿ ਆਪਣੀ ਹਸਤੀ ਬਣਾ ਕੇ ਬਹਿ ਗਿਆ ਬੰਦਾ ਹਾਂਜੀ ਇਹ ਗੱਲ ਸੀ ਨਾ ਵੀ ਬੰਦਾ ਕੱਲਾ ਚਲੋ ਇੰਨਾ ਕੀ ਬਣ ਜਾਂਦਾ ਵੀ ਮੈਂ ਆਪਣਾ ਨਾਮ ਹੀ ਬਣਾ ਲੈ ਗਾਂ ਕਈ ਕੁਝ ਬਣਾ ਕੇ ਬੈਠਾ ਇੱਥੇ ਨਾਮ ਦੇ ਨਾਲ ਕਿੱਟਾਂ ਸੀਮਟ ਜੋੜੀ ਫਿਰਦਾ ਵੀ ਆ ਵੀ ਮੇਰਾ ਆ ਵੀ ਮੇਰਾ ਲੈ ਬਾਣੀ ਨੇ ਜਦੋਂ ਚੋਟਾਂ ਮਾਰਨੀਆਂ ਨੇ ਨਾ ਇਹ ਭਰਮ ਹੈ ਬੜਾ ਵੱਡਾ ਭਲੇਖਾ ਹੈ ਤੇ ਭਾਈ ਇਹ ਭਰਮ ਹੈ ਜਿਹੜਾ ਗੁਰੂ ਸਾਹਿਬ ਨੇ ਕੱਢ ਦੇਣਾ ਹੈ ਇਸ ਭਰਮ ਨੂੰ ਗੁਰੂ ਸਾਹਿਬ ਨੇ ਕੱਢ ਦੇਣਾ ਹੈ ਮਾਰ ਮਾਰ ਕੇ ਬਾਣੀ ਦੀਆਂ ਚੋਟਾਂ ਦਿਮਾਗ ਟਿਕਾਣੇ ਲਿਆ ਦੇਣਗੇ ਸਿੱਧਾ ਕਰ ਦੇਣਾ ਗੁਰੂ ਸਾਹਿਬ ਨੇ ਖਾਨੇ ਪਾ ਦੇਣੀ ਹੈ ਜੀ ਗੱਲ ਬਸ ਬਸ਼ਰਤੇ ਬੰਦਾ ਭਾਂਡਾ ਸਿੱਧਾ ਕਰਕੇ ਰੱਖੇ ਮੀਂਹ ਤੇ ਪੈ ਹੀ ਰਿਹਾ ਆ ਗੁਰੂ ਸਾਹਿਬ ਸਾਰਿਆਂ ਲਈ ਹੁਣ ਜੇ ਆਸ਼ੀਰਵਾਦ ਤੇ ਦੇ ਤਾ ਹੁਣ ਗੱਲ ਸਮਝਾਣੀ ਸਾਰਿਆਂ ਨੂੰ ਹੈ ਹੁਣ ਮਰਜ਼ੀ ਤੇਰੀ ਹੈ ਭਾਂਡਾ ਸਿੱਧਾ ਕਰਨਾ ਕਿ ਮੁੱਦਾ ਹੀ ਰੱਖਣਾ ਹੈ ਭਾਂਡਾ ਸਿੱਧਾ ਕਰਨਾ ਹੈ ਕਿ ਮੁੱਦਾ ਰੱਖਣਾ ਹੁਣ ਮਰਜ਼ੀ ਤੇਰੀ ਹੈ ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਆ ਖਰੇ ਜਿਹੜੇ ਆ ਬੈਠੇ ਆ ਨਾ ਖਰੇ ਆ ਸਾਹਮਣੇ ਜਿਹੜੇ ਬੈਠੇ ਆ ਜਿਨ੍ਹਾਂ ਦੇ ਬਚਨ ਸਾਡੇ ਕੋਲ ਨੇ ਜ਼ਿੰਦਗੀ ਖਰੀ ਬਣਾਦਾ ਖਰਾ ਖਰਾ ਸੋਨਾ ਮਲਾਵਟ ਨਹੀਂ ਰਹਿਣ ਦੇਣਗੇ ਪਿਆਰਿਓ ਖੋਟੇ ਵੀ ਖਰੇ ਹੋ ਜਾਂਦੇ ਨੇ ਖਰੇ ਹੋ ਜਾਣਗੇ ਖਰੇ ਖਰਿਆਂ ਦਾ ਸੰਗ ਕਰਕੇ ਖੋਟੇ ਵੀ ਖਰੇ ਹੋ ਜਾਂਦੇ ਨੇ ਖਰਿਆਂ ਦਾ ਸੰਗ ਕਰਕੇ ਇੱਥੇ ਖੋਟੇ ਵੀ ਖਰੇ ਹੋ ਜਾਂਦੇ ਨੇ ਖਰਿਆਂ ਦਾ ਸੰਗ ਕਰਕੇ ਇੱਥੇ ਖੋਟੇ ਵੀ ਖਰੇ ਆਵਾ ਸਾਨੂੰ ਸਾਜਦੇ ਇੱਥੇ ਖੋਤੇ ਵੀ ਖਰੇ ਹੋ ਜਾਂਦੇ ਨੇ ਖਰਿਆਂ ਦਾ ਸੰਗ ਕਰਦੇ ਖੋਤੇ ਵੀ ਖਰੇ ਹੋ ਜਾਂਦੇ ਨੇ ਕੀ ਖਰਿਆਂ ਦਾ ਸੰਗ ਕਰਕੇ ਇੱਥੇ ਖੋਤੇ ਵੀ ਖਰੇ ਹੋ ਜਾਂਦੇ ਨੇ ਹਰਿਆ ਦਾ ਸੰਗ ਕਰ ਇੱਥੇ ਖੋਟੇ ਵੀ ਖਰੇ ਹੋ ਜਾਂਦੇ ਨੇ ਹਰਿਆ ਦਾ ਸੰਗ ਕਰਕੇ ਇੱਥੇ ਖੋਟੇ ਵੀ ਖਰੇ ਹੋ ਜਾਂਦੇ ਨੇ ਹਰਿਆ ਦਾ ਸੰਗ ਕਰਕੇ ਬੜੇ ਬੜੇ ਬੈਠੇ ਪੜੋ ਖੋਟੇ ਵੀ ਖਰੇ ਹੋ ਜਾਂਦੇ ਨੇ ਹਰਿਆਂ ਦਾ ਸੰਗ ਕਰਕੇ ਖੋਟੇ ਵੀ ਖਰੇ ਹੋ ਜਾਂਦੇ ਨੇ ਹਰਿਆਂ ਦਾ ਸੰਗ ਕਰਕੇ ਖੋਟੇ ਵੀ ਖਰੇ ਹੋ ਜਾਂਦੇ ਨੇ ਹਰਿਆਂ ਦਾ ਸੰਗ ਕਰਕੇ ਸੰਗਤ ਕਰਕੇ ਜਿਹੜੇ ਜਮਾ ਹੀ ਨਹੀਂ ਸੀ ਤੁਰ ਸਕਦੇ ਰੱਬ ਵਾਲੇ ਪਾਸੇ ਇਹ ਬਾਹਰਲੇ ਪਿੰਗਲੇ ਦੀ ਗੱਲ ਨਹੀਂ ਇਹ ਬਾਹਰਲੇ ਪਿੰਗਲੇ ਦੀ ਗੱਲ ਨਹੀਂ ਭਾਈ ਜਿਹੜਾ ਜਮਾ ਹੀ ਅੰਦਰੋਂ ਪਿੰਗਲਾ ਸੀ ਇੱਧਰ ਵਾਲੇ ਪਾਸੇ ਲੱਗਦਾ ਹੀ ਨਹੀਂ ਸੀ ਰੱਬ ਵਾਲੇ ਪਾਸੇ ਜਿਹਦੀ ਸੁਰਤ ਪਿੰਗਲੀ ਬਣੀ ਪਈ ਸੀ ਅੰਦਰੋਂ ਪਿੰਗਲਾ ਹੁੰਦਾ ਬੰਦਾ ਪਰਮਾਤਮਾ ਵਾਲੇ ਪਾਸੇ ਤੁਰਦਾ ਹੀ ਨਹੀਂ ਸੀ ਉਹ ਪਿੰਗਲੇ ਭੱਜਣ ਲਾਤੇ ਰੱਬ ਨੇ ਗੁਰਬਾਣੀ ਦੇ ਗਿਆਨ ਨੇ ਜਮਾ ਹੀ ਇੱਧਰ ਵਾਲੇ ਪਾਸੇ ਨਹੀਂ ਸੀ ਲੱਗ ਸਕਦਾ ਬਾਣੀ ਨੇ ਸਿੱਧਾ ਕਰਤਾ ਮੂਰਖ ਜਿਹੜੇ ਸੀ ਗੁਰੂ ਸਾਹਿਬ ਨੇ ਬੇਅਕਲ ਚਤਰ ਬਣਾਤੇ ਸਿਆਣੇ ਬਣਾਤੇ ਅੰਦਰੋਂ ਅੰਨੇ ਸੀ ਜਿਹੜੇ ਵੇਖਣ ਲਾਤੇ ਆ ਸੰਗਤ ਵਿੱਚ ਬਹਿ ਬਹਿ ਕੇ ਕਮਾਲ ਦੇ ਬੰਦੇ ਬਣਾ ਕੇ ਰੱਖਤੇ ਪੜੋ ਪਿੰਗਲ ਪਰਬਤ ਪਾਰ ਪਰੇ ਖਲ ਚੰਦਰ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀ ਅੰਦਲੇ ਤੇ ਭਵਨ ਸੁਜਿਆ ਔਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਆ ਸਾਧੂ ਜੀ ਆ ਸਾਧੂ ਇਹ ਇਹ ਸੁਣੋ ਮਹਿਮਾ ਕਹਿੰਦੇ ਇਹ ਇਹ ਦਿਮਾਗ ਖੋਲਣਗੇ ਸਾਡਾ ਬਾਕੀਆਂ ਨੇ ਤੇ ਆਪਣੇ ਨਾਲ ਹੀ ਜੋੜਨਾ ਹੁੰਦਾ ਵੀ ਸਾਧੂ ਅੱਜ ਕੱਲ ਵਾਲੇ ਤੇ ਆਪਣੇ ਨਾਲ ਹੀ ਜੋੜਦੇ ਆ ਵੀ ਮੇਰੇ ਕੰਨੀ ਵੇਖੀ ਚੱਲੋ ਬਸ ਆ ਸਾਧੂ ਸੰਗਤ ਜਦੋਂ ਜਿੰਨੂੰ ਹੁੰਦੀ ਹੈ ਨਾ ਮਹਿਮਾ ਸੁਣੋ ਕਹਿੰਦੇ ਹਾਂਜੀ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟਵਾ ਗੁਹਰੇ ਰਮਨ ਭੈ ਚੀਤਾ ਫੇਰ ਨਿਕਲਦੀ ਹੈ ਮਨ ਦੀ ਮੈਲ ਕਰੋੜਾਂ ਹੀ ਦੁੱਖ ਖਤਮ ਹੋ ਜਾਣੇ ਬਸ ਜਦੋਂ ਗੁਰਬਾਣੀ ਦਾ ਸੱਚਾ ਗਿਆਨ ਸੁਣਨ ਲੱਗ ਪਏ ਸਮਝਣ ਲੱਗ ਪਏ ਇਹਦੇ ਨਾਲ ਹਸਤੀ ਜਿਹੜੀ ਆਪਣੀ ਬਣਾਈ ਫਿਰਦੇ ਆ ਨਾ ਹਉਮੈ ਇਹ ਅੰਦਰੋਂ ਖਤਮ ਹੋ ਜਾਂਦੀ ਹੈ ਐ ਫਿਰ ਪਤਾ ਕੀ ਹੁੰਦਾ ਹੈ ਮਾਲਕ ਹੀ ਹੈ ਹਰ ਪਾਸੇ ਜੀ ਮੈਂ ਤੇ ਕੋਈ ਚੀਜ਼ ਹੀ ਨਹੀਂ ਮੈਂ ਕੁਛ ਨਹੀਂ ਮਾਲਕਾ ਤੂੰ ਹੀ ਤੂੰ ਹੈ ਜੋ ਚੰਗਾ ਹੋ ਰਿਹਾ ਸਭ ਤੂੰ ਤੂੰ ਹੈ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ ਤੂੰ ਹੀ ਤੂੰ ਹੈ ਮੇਰੇ ਮਾਲਕ ਤੂੰ ਹੀ ਤੂੰ ਹੈ ਹਰ ਪਾਸੇ ਤੂੰ ਹੈ ਮੇਰੀ ਤੇ ਕੋਈ ਹਸਤੀ ਹੋਈ ਨਹੀਂ ਉਹ ਪੜਿਆ ਸੀ ਨਾ ਲੋ ਇਹ ਪੜ ਲਈਏ ਇੱਕ ਵਾਰ ਤੂੰ ਹੀ ਤੂੰ ਤੂੰ ਹੀ ਤੂੰ ਉਹ ਕਿੰਨਾ ਪਿਆਰੀ ਸੀ ਗੱਲ ਬਈ ਤੇਰੇ ਬਿਨਾ ਇੱਥੇ ਕੁਝ ਹੈ ਹੀ ਨਹੀਂ ਹੋਰ ਜਲ ਵਿੱਚ ਥਲ ਵਿੱਚ ਅੰਦਰ ਬਾਹਰ ਹਰ ਪਾਸੇ ਹਰ ਪਾਸੇ ਤੂੰ ਹੀ ਤੂੰ ਇੱਥੇ ਹੋਰ ਕੋਈ ਹਸਤੀ ਨਹੀਂ ਤੇਰੇ ਬਿਨਾ ਇੱਥੇ ਦੂਜਾ ਹੈ ਹੀ ਕੋਈ ਤੁਧ ਬਿਨ ਦੂਜਾ ਨਹੀਂ ਕੋਈ ਤੇਰੇ ਬਿਨਾ ਕੋਈ ਦੂਜੀ ਇੱਥੇ ਹਸਤੀ ਨਹੀਂ ਆ ਸੁਣਿਓ ਜਰਾ ਫੀਲ ਕਰਕੇ ਗੁਰਮਖੋ ਜੀਵ ਕਹਿ ਦਿੰਦੀ ਹੈ ਤੂੰ ਹੈ ਮੈਂ ਕੋਈ ਚੀਜ਼ ਨਹੀਂ ਪਰ ਜੇ ਮਨ ਇਹ ਗੱਲ ਕਵੇਗਾ ਗਹਿਰੇ ਤਲ ਤੇ ਜੇ ਕਿਤੇ ਇਹ ਮਿਲ ਗਈ ਸਾਨੂੰ ਸਾਡੇ ਮਨ ਨੇ ਇਹ ਗੱਲ ਮੰਨ ਲਈ ਤੇ ਸਮਝ ਲਓ ਨਾਮ ਮਿਲ ਗਿਆ ਨਾਮ ਇਹਨੂੰ ਕਹਿੰਦੇ ਆ ਨਾਮ ਮਿਲ ਗਿਆ ਜੇ ਸਿੱਖਾਂ ਤੇ ਵਾਹਿਗੁਰੂ ਕਹਾਂਗੇ ਹਿੰਦੂਆਂ ਰਾਮ ਕਹਾਂਗੇ ਮੁਸਲਮਾਨ ਖੁਦਾ ਕਹੇਗਾ ਪਰ ਨਾਮ ਦਾ ਮਿਲਣਾ ਹੈ ਉਹਦੀ ਹੋਂਦ ਨੂੰ ਮਨ ਮੰਨੇ ਪਰਮਾਤਮਾ ਦੀ ਹੋਂਦ ਨੂੰ ਹਸਤੀ ਨੂੰ ਮਨ ਮੰਨ ਜਾਏ ਉਹ ਹੈ ਸਮਝ ਲਓ ਨਾ ਐਦਾਂ ਫਿਰ ਮਨ ਕਿਆ ਕਰੇ ਹਰ ਵੇਲੇ ਕਵੇ ਜੀ ਮਨ ਮੇਰੇ ਮਾਲਕ ਜੀ ਤੇਰੇ ਬਿਨਾ ਇੱਥੇ ਕੁਝ ਕਬੀਰ ਤੂੰ ਤੂੰ ਕਰਤਾ ਤੂੰ ਵਾ ਮੁਝ ਮੈਂ ਸੂਰਜ ਤਾਰੇ ਧਰਤੀ ਵਿੱਚ ਓ ਵਸਦਾ ਏ ਹਰ ਪੰਛੀ ਦੇ ਹਰ ਬੰਦੇ ਦੇ ਅੰਦਰ ਵਸਦਾ ਏ ਸਭ ਤੇਰੀ ਕੁਦਰਤ ਵਸਦੀ ਰੱਬਾ ਸਭ ਤੇਰੀ ਕੁਦਰਤ ਤੂੰ ਵਸਦੀ ਰੱਬਾ ਕੁਦਰਤ ਦੇ ਵਿੱਚ ਤੂੰ ਤੂੰ ਹੀ ਤੂੰ ਚੱਲਦੇ ਨੇ ਸਾਬੂਰੇ ਨਾਂ ਵਿੱਚ ਹਵਾਵਾਂ ਦੇ ਪਿਓ ਬਣ ਕੇ ਤੂੰ ਦਿਨ ਖਟਾਵੇਂ ਮਾਂ ਬਣਦੇ ਵਿੱਚ ਰਾਤਾਂ ਦੇ ਦਿਨੇ ਖੜਾਈ ਫਿਰਦਾ ਰਾਤ ਨੂੰ ਸਵਾ ਦਿੰਦਾ ਮਾਂ ਸਵਾ ਨਹੀਂ ਦਿੰਦੀ ਹੁੰਦੀ ਆ ਰਾਤ ਤੂੰ ਸਵਾਉਣ ਲਈ ਬਣਾਈ ਏ ਸਾਰਿਆਂ ਨੂੰ ਨੀਂਦ ਦੀ ਚਾੜ ਦੇਣਾ ਲੋਰੀਆਂ ਦੇ ਦੇਗੇ ਦਿਨੇ ਪਿਓ ਬਣਦਾ ਰਾਤ ਨੂੰ ਮਾਂ ਬਣ ਜਾਂਦਾ ਹਿਰਦੇ ਵਿੱਚ ਬਸ ਇਹ ਨੁਕਤਾ ਸਾਡੇ ਦਿਮਾਗ 'ਚ ਆ ਜਾਏ ਜਦੋਂ ਤੂੰ ਆ ਗਿਆ ਫਿਰ ਮੈਂ ਤੇ ਰਹਿਣਾ ਹੀ ਨਹੀਂ ਇੱਕ ਹੀ ਚਲਾਏਗਾ ਨਾ ਡਰਾਈਵਰ ਹੁਣ ਦੋ ਥੋੜਾ ਬਹਿ ਜਾਣਗੇ ਜਦੋਂ ਮਨ ਨੇ ਮੰਨ ਲਿਆ ਵੀ ਤੂੰ ਐ ਫਿਰ ਮੈਂ ਰਹਿਣਾ ਹੀ ਨਹੀਂ ਉਹਨਾਂ ਜਿਹੜੀ ਮੈਂ ਆ ਜਿੰਨਾ ਚਿਰ ਤੂੰ ਨਹੀਂ ਆਇਆ ਜਦ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤਤ ਗੁਰ ਹੈ ਦਿਖਾਇਓ ਲੋਇਣਾ ਅੱਖਾਂ ਇਹਨਾਂ ਨੇ ਖੋਲਣੀਆਂ ਇੱਤਾ ਹੈ ਉੱਤਾ ਹੈ ਘਟ ਘਟ ਘਟ ਘਟ ਤੂੰ ਹੀ ਤੂੰ ਹੀ ਮੋਹਿਨਾ ਗੁਰਬਾਣੀ ਦੇ ਗਿਆਨ ਨਾਲ ਪਤਾ ਲੱਗਣਾ ਉਹਨਾਂ ਚਿਰ ਭਾਈ ਇੱਥੇ ਤੱਕ ਸਾਡੀ ਸੁਰਤ ਨੂੰ ਜੇ ਕੋਈ ਪਹੁੰਚਾ ਸਕਦਾ ਤੇ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਰਥਾਂ ਸਮੇਤ ਵਿਚਾਰ ਵਿਚਾਰ ਕੇ ਪੜੋ ਇੱਥੇ ਤੱਕ ਇਹ ਲੈ ਕੇ ਆਉਣਗੇ ਬਹੁਤ ਡਿਵੈਲਪ ਕਰ ਦੇਣਗੇ ਸਾਨੂੰ ਸੋ ਇਹ ਜਿਹੜਾ ਹਉਮੈ ਨਾਵੈ ਨਾਲ ਵਿਰੋਧ ਹੈ ਦੋਏ ਨਾ ਬਸਾਂ ਇਕਠਾਏ ਇਕੱਠੇ ਨਹੀਂ ਰਹਿ ਸਕਦੇ ਤੇ ਇਸ ਕਰਕੇ ਨਾਮ ਨੂੰ ਕਿਰਪਾ ਕਰਕੇ ਸਮਝ ਲਿਓ ਤੇ ਜਿਹੜਾ ਬੰਦਾ ਨਾਮ ਨਹੀਂ ਜਪਦਾ ਭਾਵ ਕਿ ਪ੍ਰਮਾਤਮਾ ਦੀ ਹੋਂਦ ਨੂੰ ਮੰਨਦਾ ਨਹੀਂ ਜਪਣ ਦਾ ਮਤਲਬ ਮੰਨਦਾ ਨਹੀਂ ਜਿਹੜਾ ਐ ਮੰਨਦਾ ਵੀ ਮੈਂ ਹੀ ਆ ਰੱਬ ਤੇ ਹੈ ਨਹੀਂ ਸਮਝ ਲਓ ਜਪਦਾ ਨਹੀਂ ਜਿਹਦਾ ਮਨ ਕਵੇ ਕਿ ਰੱਬ ਹੈ ਵੇਖਦਾ ਹੈ ਕੋਈ ਗਲਤੀ ਨਹੀਂ ਕਰਨੀ ਕਿਸੇ ਨਾਲ ਧੋਖਾ ਨਹੀਂ ਕਰਨਾ ਕਿਸੇ ਨਾਲ ਠੱਗੀ ਨਹੀਂ ਮਾਰਨੀ ਕੋਈ ਬੇਈਮਾਨੀ ਨਹੀਂ ਕਰਨੀ ਹਰ ਵੇਲੇ ਜਿਹਦਾ ਮਨ ਮੰਨਦਾ ਹੈ ਸਮਝ ਲਓ ਬੰਦੇ ਨੂੰ ਨਾਮ ਮਿਲਿਆ ਹੋਇਆ ਤੇ ਨਾਮ ਹਰ ਵੇਲੇ ਜਪ ਰਿਹਾ ਇਹ ਜਪਦਾ ਉਦਾਂ ਬੰਦਾ ਬਹਿ ਜੇ ਚੌਂਕੜੇ ਮਾਰ ਕੇ ਵੀ ਮੈਂ 4 ਘੰਟੇ ਤੇ ਉਦਾਂ ਰੱਬ ਦੀ ਹਸਤੀ ਨੂੰ ਮਨ ਮੰਨੇ ਹੀ ਨਾ ਉਹਦਾ ਕੋਈ ਅਰਥ ਨਹੀਂ ਇਹ ਹੈ ਜੀ ਜਪਣਾ ਤੇ ਜਿਹੜੇ ਬੰਦੇ ਨਾਮ ਨੂੰ ਮਾਲਕ ਦੀ ਹੋਂਦ ਨੂੰ ਮਹਿਸੂਸ ਨਹੀਂ ਕਰਦੇ ਉਹਨਾਂ ਦੇ ਕੰਮ ਬੜੇ ਗਲਤ ਨੇ ਬੰਦੇ ਬੜੇ ਸ਼ਰਾਰਤੀ ਨੇ ਉਹ ਬੰਦੇ ਬੜੇ ਖਤਰਨਾਕ ਨੇ ਉਹ ਬੰਦੇ ਡਰਾਉਣੇ ਨੇ ਫਰੀਦਾ ਤਿੰਨਾ ਮੁਖ ਡਰਾਵਣੇ ਉਹ ਨੇ ਡਰਾਵਣੇ ਉਹਨਾਂ ਉਹਨਾਂ ਦੀ ਸੰਗਤ ਨਾ ਮਿਲੇ ਇਹੋ ਜੇ ਬੰਦੇ ਨਾ ਸੰਗਤ ਮਿਲੇ ਕਿਤੇ ਇਹੋ ਜਿਆਂ ਦੀ ਸਾਖਤ ਸੰਗ ਨਾ ਕੀਜੀਏ ਦੂਰਹਿ ਜਾਈਏ ਭਾਗ ਬਸਨ ਕਾਰੋ ਪਰਸੀਏ ਤੌਕਸ਼ ਲੱਗੈ ਦਾਗ ਉਹ ਡਰਾਉਣੇ ਨੇ ਡਰ ਲੱਗਦਾ ਉਹਨਾਂ ਦਾ ਜੀਵਨ ਖਤਰਨਾਕ ਹੋਇਆ ਪਿਆ ਹੈ ਡਰ ਲੱਗਦਾ ਵੇਖ ਕੇ ਉਹਨਾਂ ਨੂੰ ਆਪਣੀ ਹਸਤੀ ਮੰਨ ਕੇ ਬੈਠੇ ਐ ਖਤਰਨਾਕ ਨੇ ਉਹ ਫਰੀਦਾ ਤਿੰਨਾ ਮੁਖ ਡਰਾਵਣੇ ਜਿੰਨਾ ਨਾ ਨਾਉ ਰੱਬ ਦੀ ਹਸਤੀ ਨੂੰ ਨਹੀਂ ਮੰਨਦੇ ਜਿਹੜੇ ਹੰਕਾਰੇ ਨੇ ਆਫਰੇ ਫਿਰਦੇ ਨੇ ਜਿਨ੍ਹਾਂ ਨੇ ਸੱਚ ਨੂੰ ਛੱਡ ਦਿੱਤਾ ਸੱਚ ਨੂੰ ਛੱਡ ਦਿੱਤਾ ਹੈ ਇੱਥੇ ਦੁੱਖ ਘਨੇਰਿਆਂ ਕਹਿੰਦੇ ਬੜੇ ਦੁਖੀ ਨੇ ਅੱਗੇ ਠੌਰ ਨਾ ਠਾਓ ਉਹ ਅੱਜ ਵੀ ਦੁਖੀ ਨੇ ਜੀ ਉਹ ਗਾਂ ਤੋਂ ਵੀ ਦੁਖੀ ਰਹਿਣੇ ਐ ਕਿਉਂ ਭਲਾ ਦੁਖੀ ਨੇ ਪਤਾ ਕਿਵੇਂ ਲੱਗਦਾ ਜੀ ਸੁਣਿਓ ਜਰਾ ਸੁਣਿਓ ਨਿਸ਼ਾਨੀ ਸੁਣਿਓ ਸਿੱਧੇ ਜੇ ਹੋ ਕੇ ਬੈਠੋ 1 ਮਿੰਟ ਲਈ ਬਈ ਕੈਮ ਜੇ ਹੋਵੋ ਜਰਾ ਕੈਮ ਜੇ ਹੋਵੋ ਸੁਸਤੀ ਜੀ ਲਾਓ ਮਾੜੀ ਜੀ ਵੇਖੋ ਇਹ ਪਤਾ ਕਿਵੇਂ ਲੱਗਦਾ ਵੀ ਬੜੇ ਦੁਖੀ ਨੇ ਇੱਥੇ ਦੁੱਖ ਘਨੇਰੇ ਆ ਵੀ ਜਿਹੜਾ ਬਾਬਾ ਫਰੀਦ ਸਾਹਿਬ ਕਹਿੰਦੇ ਵੀ ਬੜੇ ਦੁਖੀ ਨੇ ਇਹਦਾ ਪਤਾ ਕਿਵੇਂ ਲੱਗਦਾ ਹੈ ਇਹਦਾ ਪਤਾ ਇਹ ਲੱਗਦਾ ਹੈ ਦੁਨੀਆ ਨੂੰ ਦੁਖੀ ਕਰਦੇ ਨੇ ਆਖੋ ਸਤਨਾਮ ਸ੍ਰੀ ਵਾਸ ਜੋ ਜਿਹਦੇ ਕੋਲ ਹੋਊ ਉਹੀ ਵੰਡੂ ਜਿਹਦੇ ਕੋਲ ਜੋ ਹੋਏਗਾ ਉਹੀ ਵੰਡੇਗਾ ਜਿਹਦੇ ਕੋਲ ਹੈ ਹੀ ਦੁੱਖ ਹੈ ਉਹਨੇ ਦੁਨੀਆ ਨੂੰ ਦੁੱਖ ਹੀ ਦੇਣਾ ਹੈ ਜਿਹੜਾ ਅੰਦਰੋਂ ਸੁਖੀ ਹੁੰਦਾ ਹੈ ਉਹੀ ਲੋਕਾਂ ਨੂੰ ਸੁਖੀ ਕਰ ਸਕਦਾ ਹੈ ਸ਼ਾਂਤੀ ਤੇ ਸ਼ਾਂਤੀ ਵੰਡੇਗਾ ਜਿਹਦੇ ਪੱਲੇ ਹੀ ਸ਼ਾਂਤੀ ਨੇ ਉਹਨੇ ਸ਼ਾਂਤੀ ਕੀ ਵੰਡਣੀ ਹੈ ਜਿਹੜਾ ਖੁਦ ਦੁਖੀ ਹੈ ਦੁੱਖ ਹੀ ਵੰਡਦਾ ਹੈ ਤੇ ਪਰਮਾਤਮਾ ਕਹਿੰਦਾ ਕੀ ਵੰਡਣ ਦੀ ਤਾਕਤ ਰੱਖਣਾ ਹੈ ਜੇ ਦੁੱਖ ਵੰਡਣ ਜਾਊਗਾ ਚੱਲ ਫਿਰ ਤੈਨੂੰ ਭੰਡਾਰੀ ਤੇਰੇ ਦੁੱਖਾਂ ਨਾਲ ਭਰੇ ਰਹਿਣਗੇ ਤੇ ਜਿਹੜਾ ਸੁੱਖ ਵੰਡਦਾ ਹੈ ਝੋਲੀਆਂ ਉਹਦੀਆਂ ਹੀ ਸੁੱਖ ਨਾਲ ਭਰਦੀਆਂ ਸ੍ਰੀ ਜਿਨੇ ਸੁੱਖ ਵੰਡਨੇ ਨੇ ਮਾਲਕ ਨੇ ਸੁਖੀ ਕਰ ਦੇਣਾ ਜਿਨੇ ਦੁੱਖ ਵੰਡਨੇ ਨੇ ਦੁਖੀ ਕਰ ਦੇਣਾ ਵੰਡੀ ਚੱਲ ਪਈ ਵੰਡੀ ਚੱਲ ਤਾਂ ਹੀ ਵੰਡੇਗਾ ਜੇ ਤੇਰੇ ਕੋਲ ਕੁਝ ਹੋਊ ਉਹ ਮਿਲੀ ਜਾਂਦੇ ਨੇ ਦੁੱਖ ਫੇਰੇ ਹੋਏ ਇਸ ਕਰਕੇ ਨਾਮ ਨਾਲ ਜੁੜੇ ਹੋਏ ਸਦਾ ਸੁਖੀ ਰਹਿੰਦੇ ਆ ਭਾਈ ਸੱਚ ਨਾਲ ਜੁੜੋ ਬਾਣੀ ਨਾਲ ਜੁੜੋ ਗੁਰਬਾਣੀ ਦੀ ਸਮਝ ਪ੍ਰਾਪਤ ਕਰੋ ਆਪਾਂ ਅੱਜ ਪਹਿਲੇ ਦੀਵਾਨ ਵਿੱਚ ਹਾਜ਼ਰੀ ਭਰੀਏ ਇਹ ਬੇਨਤੀ ਜ਼ਰੂਰ ਚੇਤਾ ਰੱਖਣੀ ਹੈ ਜੀ ਵੀ ਦੋਵੇਂ ਦਿਨ ਆਪ ਜੀ ਨੇ ਵੇਲੇ ਨਾਲ ਆਉਣਾ ਲੇਟ ਨਹੀਂ ਕਰਨਾ ਅੱਜ ਮੈਂ 5 ਮਿੰਟ ਪਹਿਲਾਂ ਆ ਗਿਆ ਸੀ 8 ਵਜਣ ਤੋਂ ਕੱਲ ਮੈਂ ਕੋਸ਼ਿਸ਼ ਕਰਾਂਗਾ ਵੀ 15 ਮਿੰਟ ਪਹਿਲਾਂ ਆ ਜਾਵਾਂ ਸਵਾ 7 ਵਜੇ ਜਥਾ ਸ਼ੁਰੂ ਕਰੇਗਾ ਕੀਰਤਨ ਸਵਾ 7 ਵੇਲੇ ਨਾਲ ਕੰਮ ਨਵੇੜ ਕੇ ਸਵਾ 7 ਵਜੇ ਤੋਂ ਪਹਿਲਾਂ ਪਹਿਲਾਂ ਆ ਜਾਓ ਪ੍ਰਸ਼ਾਦਾ ਪਾਣੀ ਬਣਾਓ ਵੀ ਇੱਥੇ ਹੀ ਛਕੋ ਛਕਾਓ ਆਪ ਵੀ ਸੇਵਾ ਕਰੋ ਡਟ ਕੇ ਵੱਧ ਚੜ ਕੇ ਸਾਰੀ ਸੰਗਤ ਨੂੰ ਬੇਨਤੀ ਹੈ ਕੱਲ ਦੇ ਦੀਵਾਨ ਵਿੱਚ ਪਰਸੋਂ ਦੇ ਦੀਵਾਨ ਵਿੱਚ ਆਪਾਂ ਹਾਜ਼ਰੀਆਂ ਭਰ ਲਈਏ ਪਰਸੋਂ ਅਮਰ ਦਾ ਬਾਟਾ ਤਿਆਰ ਹੋਏਗਾ ਕਿਰਪਾ ਕਰਕੇ ਜਿੰਨਾ ਵੀਰਾਂ ਭਾਈਆਂ ਨੇ ਅੰਮ੍ਰਿਤ ਛਕਣਾ ਆ ਸਾਰੀ ਪੜ੍ਹਾਈ ਬੜੀ ਵਧੀਆ ਹੈ ਭਾਈ ਪੜ੍ਹਾਈ ਬੜੀ ਕਮਾਲ ਦੀ ਹੈ ਦਾਖਲਾ ਲੈ ਲੈਣਾ ਚਾਹੀਦਾ ਜਿੱਥੇ ਐਡੀ ਵਧੀਆ ਪੜ੍ਹਾਈ ਹੋਵੇ ਉੱਥੇ ਦਾਖਲੇ ਦੀ ਗਾਦੀ ਸ਼ਰਮ ਹੈ ਨਾਲੇ ਵੱਧ ਤੋਂ ਵੱਧ ਤਿਆਰੀ ਕਰੀਏ ਤੇ ਅੰਮ੍ਰਿਤ ਛਕਣ ਲਈ ਮਨ ਬਣਾ ਲਈਏ ਜਿਨ੍ਹਾਂ ਵੀਰਾਂ ਭਾਈਆਂ ਭੈਣਾਂ ਨੇ ਬੱਚਿਆਂ ਬਜ਼ੁਰਗਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਨਾਮ ਲਿਖਾਓ ਪਰਸੋਂ ਅੰਮ੍ਰਿਤ ਸੰਚਾਰ ਹੋਏਗਾ ਸਿੰਘ ਸਜਦੀਏ ਗੁਰੂ ਵਾਲੇ ਬਣੇ ਲਾਹਾ ਲਈਏ ਜ਼ਿੰਦਗੀ ਤੁਰੀ ਜਾਂਦੀ ਹੈ ਜੀ ਸਮਾਂ ਕਿਸੇ ਦੀ ਲਿਹਾਜ਼ ਨਹੀਂ ਕਰਦਾ ਚੱਬਣ ਚੱਲਣ ਰਤਨ ਸੇ ਸੁਣੀਰ ਬਹਿ ਗਏ ਹੇੜੇ ਮੁੱਤੀ ਤਾ ਸੇ ਜਾਨੀ ਚੱਲ ਗਏ ਚੱਲ ਗਏ ਸਾਰੇ ਆ ਜਾਨੀ ਸਾਥ ਛੱਡਦੇ ਜਾਂਦੇ ਆ ਜੀ ਅੱਖਾਂ ਗਈਆਂ ਐਨਕਾਂ ਲੱਗ ਗਈਆਂ ਦਿਸਦਾ ਨਹੀਂ ਕੰਨ ਗਏ ਬੋਲਾ ਹੋ ਚੱਲਿਆ ਹੁਣ ਉੱਚਾ ਸੁਣਦਾ ਹੈ ਦੁਬਾਰਾ ਪੁੱਛਣਾ ਪੈਂਦਾ ਬੋਲੀ ਦੁਬਾਰਾ ਦੁਬਾਰਾ ਦੱਸਣਾ ਪੈਂਦਾ ਹੈ ਜ਼ਬਾਨ ਥਥਲਾਉਣ ਲੱਗ ਗਈ ਭਾਈ ਦੰਦ ਟੁੱਟ ਗਏ ਚੱਬਣ ਵੀ ਗਏ ਲੱਤਾਂ ਵੀ ਚਲਨ ਲੱਤਾਂ ਵੀ ਗਈਆਂ ਬਾਬਾ ਫਰੀਦ ਸਾਹਿਬ ਦਾ ਬਚਨ ਹੈ ਫਰੀਦਾ ਇੰਨੀ ਨਿੱਕੀ ਪੜਿਓ ਜੰਗੀ ਐ ਥਲ ਡੂੰਗਰ ਹੋ ਬਾਬਾ ਫਰੀਦ ਸਾਹਿਬ ਦਾ ਬਚਨ ਹੈ ਵੀ ਲੱਤਾਂ ਨਿੱਕੀਆਂ ਨਿੱਕੀਆਂ ਨੇ ਲੱਤਾਂ ਦਾ ਆਕਾਰ ਵੇਖੋ ਲੱਤਾਂ ਨਿੱਕੀਆਂ ਨਿੱਕੀਆਂ ਨੇ ਪਰ ਕਿੰਨਾ ਸਫ਼ਰ ਕਰ ਦਿੰਦੀਆਂ ਨੇ ਸਾਰੀ ਜ਼ਿੰਦਗੀ 'ਚ ਖੇਤ ਚੱਲ ਜਾ ਇੱਥੇ ਆ ਜਾ ਪਿੰਡ 'ਚ ਗੇੜੇ ਦੇ ਲੈ ਕਿੰਨਾ ਤੁਰਦੀਆਂ ਨੇ ਲੱਤਾਂ ਕਹਿੰਦੇ ਕਮਾਲ ਹੈ ਲੱਤਾਂ ਇੰਨੀਆਂ ਤੁਰਦੀਆਂ ਸੀ ਆ ਪਿਆ ਕੁੱਜਾ ਸਾਹਮਣੇ ਲੈ ਹੁਣ ਆ ਹਾਲ ਹੋਇਆ ਪਿਆ ਵੀ ਅੱਗੇ ਸੈਂਕੜੇ ਹਜ਼ਾਰਾਂ ਮੀਲ ਤੁਰੇ ਫਿਰੇ ਹੁਣ ਆ ਪਿਆ ਕੁੱਜਾ ਵੀ ਸੈਂਕੜੇ ਮੀਲਾਂ ਤੇ ਦਿਸਦਾ ਹੈ ਕੋਹਾਂ ਤੇ ਦਿਸਦਾ ਹੈ ਚੱਕਿਆ ਨਹੀਂ ਜਾਂਦਾ ਹਿੰਮਤ ਨਹੀਂ ਪੈਂਦੀ ਚੱਕਿਆ ਨਹੀਂ ਜਾਂਦਾ ਆ ਹਾਲ ਹੋ ਗਿਆ ਅੱਜ ਸਾਡਾ ਬਾਬਾ ਫਰੀਦ ਸਾਹਿਬ ਫਰੀਦਾ ਇਨਨ ਨਿੱਕੀ ਜੰਗੀ ਹੈ ਥਲ ਡੂੰਗਰ ਭਵਿਓ ਅਜ ਫਰੀਦੇ ਕੁਜੜਾ सैको ਹਾਥੀਓ ਸੈਂਕੜੇ ਕੋਹਾਂ ਤੇ ਲੱਗਦਾ ਪਿਆ ਕੁੱਜਾ ਕੁੱਜਾ ਪਿਆ ਆ ਤੇ ਐ ਲੱਗਦਾ ਸੈਂਕੜੇ ਕੋਹਾਂ ਤੇ ਐ ਨਿੱਕੀਆਂ ਨਿੱਕੀਆਂ ਲੱਤਾਂ ਨਾਲ ਇੰਨੀ ਦੁਨੀਆ ਘੁੰਮ ਲਈ ਲੈ ਹੁਣ ਇੰਨੀ ਦੂਰੋਂ ਵੀ ਨਹੀਂ ਚੱਕਿਆ ਜਾਂਦਾ ਸਭ ਨਾਲ ਹੀ ਇਹ ਬਣਨੀ ਹੈ ਜੀ ਜਿੰਨਾ ਚਿਰ ਭਜ ਨੱਠ ਕਰ ਸਕਦੇ ਹੋ ਕਰ ਲਓ ਸੇਵਾ ਜਿੰਨਾ ਚਿਰ ਸਰੀਰ 'ਚ ਤਾਕਤ ਹੈ ਵਰਤ ਲਓ ਇਹਨੂੰ ਭਾਈ ਆ ਦਿਮਾਗ ਮਿਲਿਆ ਬੰਦਾ ਹੀ ਹੈ ਜਿਹੜਾ ਰੱਬ ਨੂੰ ਮਿਲ ਸਕਦਾ ਹੈ ਹੋਰ ਕੋਈ ਨਹੀਂ ਚਾਹੇ ਤਾਂ ਨੂੰ ਚਲ ਜਾਓ ਚਾਹੇ ਥੱਲੇ ਨੂੰ ਚਲ ਜਾਓ ਬੰਦਾ ਦੇਵਤਾ ਵੀ ਬਣ ਸਕਦਾ ਹੈ ਬੰਦਾ ਪਸ਼ੂ ਵੀ ਬਣ ਸਕਦਾ ਹੈ ਬੰਦਾ ਰੱਬ ਨਾਲ ਵੀ ਮਿਲ ਸਕਦਾ ਹੈ ਬਸ ਇਹਨੂੰ ਇਹ ਇਹ ਵਿੱਚ ਵਿਚਾਲੇ ਹੈ ਜੀ ਪੌੜੀ ਹੈ ਇਹ ਪੌੜੀ ਤੇ ਖੜਾ ਤੂੰ ਮਨੁੱਖ ਜਨਮ ਮਿਲਣਾ ਪੌੜੀ ਤੇ ਖੜਨਾ ਹੈ ਕੱਲਾ ਇੱਕ ਮਨੁੱਖ ਹੈ ਜਿਹੜਾ ਪੌੜੀ ਤੇ ਖੜਾ ਹੈ ਚਾਹੇ ਤਾਂ ਚੜ ਜੇ ਚਾਹੇ ਥੱਲੇ ਨੂੰ ਆ ਜੇ ਇਹ ਪੌੜੀ ਹੈ ਇਸ ਪੌੜੀ ਤੇ ਜੋ ਨਰ ਚੁੱਕਾ ਜਿਹੜਾ ਖਾ ਗਿਆ ਨਾ ਟਪਲਾ ਜਿਹੜਾ ਚੁੱਕ ਗਿਆ ਇੱਕ ਵਾਰੀ ਭੁੱਲ ਕਰ ਗਿਆ ਇਸ ਪੌੜੀ ਤੇ ਜਿਹੜਾ ਭੁੱਲ ਗਿਆ ਫਿਰ ਅੱਗੇ ਆਏ ਜਾਏ ਦੁੱਖ ਪਾਏ ਦਾ ਇਸ ਪੌੜੀ ਤੇ ਜੋ ਨਰ ਇਹ ਪੌੜੀ ਹੈ ਭਾਈ ਚਾਹੇ ਤੇ ਤੂੰ ਗੁਰੂ ਤੋਂ ਗਿਆਨ ਲੈ ਕੇ ਗੁਰੂ ਸਾਹਿਬ ਉੱਪਰ ਖੜੇ ਐ ਤੈਨੂੰ ਆਵਾਜ਼ ਮਾਰਦੇ ਆ ਵੀ ਐ ਨੂੰ ਆ ਜਾ ਮੈਂ ਦੱਸਦਾ ਲੈ ਹੁਣ ਤੁਰਿਆ ਆ ਆ ਜਾ ਆ ਜਾ ਆ ਕੰਮ ਨਹੀਂ ਕਰਨਾ ਇਧਰ ਨੂੰ ਨਾ ਵੇਖੀ ਆ ਸ਼ਰਾਬ ਵਾਲਾ ਲਾਣਾ ਬਾਣਾ ਸਭ ਇਧਰ ਨੂੰ ਨਾ ਵੇਖੀ ਆ ਬਦ ਫੈਲੀਆਂ ਇਧਰ ਨੂੰ ਨਾ ਵੇਖੀ ਆ ਚਸਕੇ ਜੇ ਛੱਡ ਦੇ ਇਧਰ ਨੂੰ ਨਾ ਵੇਖੀ ਤੁਰਿਆ ਸਿੱਧਾ ਸਿੱਧਾ ਆ ਲੈ ਚਾਹੇ ਐਨ ਚੜ ਜਾ ਉੱਪਰ ਚੜ ਜਾ ਚਾਹੇ ਪੌੜੀ ਤੇ ਪੌੜੀ ਤੇ ਖੜਾ ਹੈ ਤੇ ਚਾਹੇ ਯਾਰਾਂ ਬੇਲੀਆਂ ਨੇ ਸਦਣਾ ਥੱਲੇ ਖੜੇ ਆ ਜਾ ਡੀਜੇ ਚੱਲਦਾ ਆ ਜਾ ਆ ਜਾ ਇਕੱਠੇ ਪੀਾਂਗੇ ਬਹਿ ਕੇ ਆ ਜਾ ਯਾਰ ਤੂੰ ਵੱਡਾ ਬਾਬਾ ਬਣ ਚੱਲਿਆ ਉੱਪਰ ਨਾ ਚੜ ਜੀ ਆ ਜਾ ਆ ਜਾ ਆ ਜਾ ਥੱਲੇ ਨੂੰ ਆ ਜਾ ਆ ਵੇਖ ਨਜ਼ਾਰੇ ਤੇ ਆ ਨੇ ਐਵੇਂ ਗਿਆਨੀ ਧਿਆਨੀ ਜਿਹਾ ਬਣਿਆ ਫਿਰਦਾ ਆ ਨਜ਼ਾਰੇ ਸਾਰੇ ਇੱਥੇ ਪਏ ਆ ਜਾ ਆ ਜਾ ਉਹ ਐ ਬਾਜਾਂ ਮਾਰਦੇ ਮਾੜੀ ਸੰਗਤ ਵਾਲੇ ਆ ਜਾ ਆ ਜਾ ਚਾਹੇ ਥੱਲੇ ਨੂੰ ਜਲ ਜਾ ਤੇ ਚਾਹੇ ਗੁਰੂ ਸਾਹਿਬ ਉੱਤੇ ਖੜੇ ਬਾਜਾਂ ਮਾਰਦੇ ਕਹਿੰਦੇ ਆ ਜਾ ਬਚ ਕੇ ਆਈ ਆ ਚੀਜ਼ਾਂ ਤੋਂ ਬਚ ਕੇ ਐ ਨੂੰ ਆ ਜਾ ਚਾਹੇ ਐ ਨੂੰ ਆ ਜਾ ਚਾਹੇ ਥੱਲੇ ਨੂੰ ਜਲ ਜਾ ਇਹ ਪੌੜੀ ਹੈ ਭਾਈ ਮਨੁੱਖਾ ਦਾ ਤੇ ਚੇਤਾ ਰੱਖੀਏ ਪੌੜੀ ਤੈਨੂੰ ਮੁੜ ਕੇ ਨਹੀਂ ਮਿਲਣੀ ਇਹ ਪੌੜੀ ਤੈਨੂੰ ਮੁੜ ਕੇ ਨਹੀਂ ਮਿਲਣੀ ਇਹ ਕੁੱਤੇ ਕੋਲ ਪੌੜੀ ਨਹੀਂ ਹੈ ਗਧੇ ਕੋਲ ਪੌੜੀ ਨਹੀਂ ਹੈ ਇਹ ਗਾਂ ਕੋਲ ਪੌੜੀ ਨਹੀਂ ਇਹ ਮੱਝ ਕੋਲ ਪੌੜੀ ਨਹੀਂ ਇਹ ਕਿਸੇ ਕੋਲ ਨਹੀਂ ਪੌੜੀ ਬੰਦੇ ਕੋਲ ਹੈ ਚਾਹੇ ਤਾਂ ਚੜ ਜੇ ਚਾਹੇ ਥੱਲੇ ਗਿਰ ਜਾ ਚਾਹੇ ਉੱਪਰ ਚੜ ਜਾ ਗੁਰਬਾਣੀ ਦਾ ਗਿਆਨ ਤੈਨੂੰ ਉੱਪਰ ਲੈ ਲੈ ਉੱਪਰ ਸੁਰਤ ਕਰਕੇ ਸੁਰਤ ਮਾਈਂਡ ਡਿਵੈਲਪ ਹੋ ਜੂਗੇ ਉੱਪਰ ਨੂੰ ਜਾ ਸਕਦਾ ਹੈ ਜੇ ਤੇਰੇ ਦਿਮਾਗ ਚੋਂ ਬੰਦਿਆ ਜਹਾਜ਼ ਨਿਕਲ ਸਕਦਾ ਹੈ ਜੇ ਤੇਰੇ ਦਿਮਾਗ ਚੋਂ ਰੌਕਟ ਨਿਕਲ ਸਕਦਾ ਹੈ ਜੇ ਤੇਰੇ ਦਿਮਾਗ ਚੋਂ ਇੰਨੇ ਇੰਨੇ ਵਧੀਆ ਨਕਸ਼ੇ ਨਿਕਲ ਸਕਦੇ ਐ ਐਡੇ ਐਡੇ ਵੱਡੇ ਬ੍ਰਿਜ ਬਣਾਤੇ ਤੂੰ ਓਏ ਬੰਦਿਆ ਜੇ ਤੇਰੇ ਦਿਮਾਗ ਚੋਂ ਇੰਨਾ ਕੁਝ ਨਿਕਲ ਸਕਦਾ ਹੈ ਨਾ ਜਿੰਨਾ ਕੁਝ ਬਾਹਰ ਤੁਸੀਂ ਵੇਖਦੇ ਹੋ ਬੰਦੇ ਦੇ ਦਿਮਾਗ ਚੋਂ ਨਿਕਲਿਆ ਹੈ ਸਭ ਕੁਝ ਬੰਦੇ ਦੇ ਦਿਮਾਗ ਚੋਂ ਨਿਕਲਿਆ ਬੰਦਿਆ ਜੇ ਤੇਰੇ ਦਿਮਾਗ ਚੋਂ ਜਹਾਜ਼ ਨਿਕਲ ਸਕਦਾ ਹੈ ਰੌਕਟ ਨਿਕਲ ਸਕਦਾ ਹੈ ਰੇਲਾਂ ਨਿਕਲ ਸਕਦੀਆਂ ਨੇ ਇੰਨੇ ਨੇ ਵੱਡੇ ਬ੍ਰਿਜ ਕੱਢ ਲੈ ਤੂੰ ਤੇ ਤੇਰੇ ਦਿਮਾਗ ਵਿੱਚੋਂ ਰੱਬ ਵੀ ਨਿਕਲ ਸਕਦਾ ਜੇ ਕਿਤੇ ਇੱਧਰ ਧਿਆਨ ਦੇ ਦਵੇਂ ਕਿਉਂ ਬਈ ਦੇਖੋ ਸੁਣਿਓ ਨਕਸ਼ੇ ਵਾਲੇ ਨੂੰ ਪਲਾਟ ਵਿਖਾਓ ਆਪਣਾ ਐਦਾਂ ਨਾ ਪਲਾਟ ਵਿਖਾ ਦਿਓ ਉਹ ਖੜ ਕੇ ਪਤਾ ਐਂ ਦੇਖਦਾ ਪਲਾਟ ਦੇ ਸਾਹਮਣੇ ਐ ਖੜ ਜਾਂਦਾ ਫਿਰ ਐ ਹਿਸਾਬ ਜਿਹਾ ਲਾਈ ਜਾਂਦਾ ਕਦੇ ਅੱਖਾਂ ਬੰਦ ਕਰ ਲੈਂਦਾ ਕਦੇ ਖੋਲ ਲੈਂਦਾ ਪਹਿਲਾਂ ਇੱਥੇ ਬਣ ਜਾਂਦਾ ਮਕਾਨ ਉਹਦੇ ਇੱਥੇ ਬਣ ਜਾਂਦਾ ਪਹਿਲਾਂ ਇੱਥੋਂ ਕੱਢਦਾ ਫਿਰ ਲਕੀਤਰਾਂ ਜੀਆਂ ਮਾਰ ਦਿੰਦਾ ਲਾਈਨਾਂ ਮਾਰ ਦਿੰਦਾ ਫਿਰ ਉਹ ਲੈ ਵੀ ਇੰਨੇ ਬੀਮ ਪੈਣਗੇ ਇੰਨਾ ਐ ਹੋਊ ਐਦਾਂ ਡਰਾਇੰਗ ਰੂਮ ਐਦਾਂ ਐਦਾਂ ਬਸ ਫਿਰ ਲੱਗਦਾ ਪਰ ਪ੍ਰੋਸੈਸ ਹੈ ਇੱਕ ਸਾਲ ਕ ਲੱਗ ਜਾਂਦਾ ਹੈ ਜਿਹੜਾ ਉਹਦੇ ਇੱਥੇ ਆਇਆ ਸੀ ਸਾਹਮਣੇ ਬਣ ਜਾਂਦਾ ਹੈ ਆਖੋ ਸਤਨਾ ਹਾਂ ਸ੍ਰੀ ਵਾਹਿਗੁਰੂ ਲਓ ਵੀ ਕੱਢ ਲਿਆ ਅਗਲੇ ਨੇ ਦਿਮਾਗ ਚੋਂ ਇੱਥੋਂ ਹੀ ਕੱਢ ਲਿਆ ਇੱਟਾਂ ਵੀ ਕਿਸੇ ਨੇ ਦਿਮਾਗ ਚੋਂ ਕੱਢੀਆਂ ਸੀ ਜਦੋਂ ਬਣਾਈਆਂ ਹੋਣਗੀਆਂ ਐਦਾਂ ਹੀ ਨਿਕਲਦਾ ਸਾਰਾ ਕੁਝ ਅੰਦਰੋਂ ਹੀ ਨਿਕਲਦਾ ਇਹਦੇ ਚੋਂ ਇੰਨਾ ਕੁਝ ਨਿਕਲ ਸਕਦਾ ਯਾਰ ਬੜਾ ਕੁਝ ਨਿਕਲ ਸਕਦਾ ਆਵਾਜ਼ਾਂ ਵੀ ਕਿਸੇ ਨੇ ਕੱਢਿਆ ਹੀ ਹੋਣਾ ਦਿਮਾਗ ਚੋਂ ਐਂ ਬੈਠਾ ਹੋਣਾ ਕਦੀ ਵੀ ਕਿਵੇਂ ਬਣੂ ਵਾਜਾ ਹਵਾ ਕਿਵੇਂ ਭਰ ਸਕਦੀ ਐ ਬਣਾ ਲਿਆ ਆ ਟਰੈਕਟਰ ਕੱਢ ਲੈ ਲੋਕਾਂ ਨੇ ਦਿਮਾਗ ਚੋਂ ਹੀ ਸਕੂਟਰ ਕੱਢ ਲੈ ਆ ਫੋਨ ਵੀ ਦਿਮਾਗ ਚੋਂ ਹੀ ਨਿਕਲਿਆ ਦੇਖੋ ਕੰਪਿਊਟਰ ਵੀ ਦਿਮਾਗ ਚੋਂ ਹੀ ਨਿਕਲਿਆ ਇਹਦੇ ਚੋਂ ਜੇ ਇੰਨਾ ਕੁਝ ਨਿਕਲ ਸਕਦਾ ਹੈ ਤੇ ਪਰਮਾਤਮਾ ਵੀ ਇਹਦੇ ਵਿੱਚ ਹੀ ਹੈ ਪੂਰੇ ਦਾ ਪੂਰਾ ਪੂਰੇ ਦਾ ਪੂਰਾ ਹੈ ਲੈ ਏਡਾ ਵੱਡਾ ਰੱਬ ਇਹਦੇ ਚ ਕਿਵੇਂ ਹੋ ਸਕਦਾ ਹੈ ਮਨ ਮੰਨਦਾ ਹੈ ਵੀ ਏਡਾ ਵੱਡਾ ਬੋੜ ਨਿੱਕੇ ਜੇ ਬੀਜ ਵਿੱਚ ਕਿਵੇਂ ਹੋ ਸਕਦਾ ਮਨ ਮੰਨਦਾ ਐਡਾ ਕ ਬੀਜ ਹੈ ਬੋੜ ਦਾ ਲੈ ਮਨ ਮੰਨਦਾ ਵੀ ਐਡਾ ਵੱਡਾ ਬੀਜ ਇਹਦੇ 'ਚ ਕਿਵੇਂ ਹੋ ਸਕਦਾ ਲੈ ਤੋੜ ਕੇ ਵੇਖੀਏ ਭਲਾ ਬੀਜ ਨੂੰ ਇਹਦੇ ਵਿੱਚ ਹੈਗਾ ਐਡਾ ਬੋੜ ਹੈਗਾ ਹੈ ਪਰ ਵੇਟ ਕਰਨੀ ਪੈਣੀ ਹੈ ਤੈਨੂੰ ਬੋੜ ਦੇ ਦਰਖਤ ਨੂੰ ਵੱਧਦੇ ਵੱਧਦੇ ਨੂੰ 5-7 ਸਾਲ ਲੱਗਣਗੇ ਮਿੱਟੀ 'ਚ ਦੱਬਣਾ ਪੈਣਾ ਹੈ ਪਾਣੀ ਲਾਉਣਾ ਪੈਣਾ ਹੈ ਵਾਧਾ ਵਾਧਾ ਵਾਧਾ ਵਾਧਾ ਫਿਰ ਉਹਨੇ ਤੈਨੂੰ ਬਣ ਕੇ ਵਿਖਾ ਦੇਣਾ ਵੀ ਮੈਂ ਵੇਚੀ ਸੀ ਵੇਚੀ ਸੀ ਮੈਂ ਤੇਰੇ ਵਿੱਚ ਸੀ ਰੱਬ ਤੇਰੇ ਵਿੱਚ ਸੀ ਐਵੇਂ ਨਾ ਧੱਕੇ ਖਾਂਦਾ ਫਿਰ ਤੇਰੇ ਵਿੱਚ ਹੈ ਆਸ਼ੀਰਵਾਦ ਮਿਲਿਆ ਹੀ ਪਿਆ ਰੱਬ ਤੇਰੇ ਵਿੱਚ ਸਮਾਇਆ ਆਪ ਕੱਢ ਲੈ ਬਾਹਰ ਸੁਰਤ ਇਹਨੂੰ ਇਹਨੂੰ ਗੁਰਬਾਣੀ ਦਾ ਗਿਆਨ ਮਿਲ ਜਾਣ ਦੇ ਫਿਰ ਆਪੇ ਕਰ ਚਲੋ ਜੀ ਮਨ ਹਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਮਾਲਕ ਦੀ ਹੋਂਦ ਨੂੰ ਬੀਜ ਬਣਾ ਲੈ ਸੰਤੋਖ ਸੁਹਾਗਾ ਰੱਖ ਗਰੀਬੀ ਵੇ ਚਲੋ ਵਿਸਥਾਰ ਕੱਲ ਕਰਾਂਗੇ ਗੱਲ ਜਿਵੇਂ ਵੀ ਚੱਲੀ ਮਹਾਰਾਜ ਨੇ ਮਿਹਰ ਕੀਤੀ ਆਓ ਹੁਣ ਆਪਾਂ ਗੁਰੂ ਜੀ ਜਾਣਗੇ ਫੇਰ ਆਪਾਂ ਚਾਲਾ ਪਾਵਾਂਗੇ ਕਿਸੇ ਨੇ ਕਾਲ ਨਹੀਂ ਕਰਨੀ ਗੁਰੂ ਸਾਹਿਬ ਜੀ ਦੇ ਜਾਣ ਤੋਂ ਬਾਅਦ ਹੀ ਚੱਲਾਂਗੇ ਤੇ ਕੱਲ ਨੂੰ ਫੇਰ ਦਰਸ਼ਨ ਬਖਸ਼ਿਓ ਪਰਸੋਂ ਦਾ ਦੀਵਾਨ 2 ਦਿਨ ਬਾਕੀ ਹੈ ਆਇਓ ਵੇਲੇ ਨਾਲ ਭਾਈ ਲੇਟ ਨਾ ਕਰਿਓ ਜਿਹੜੇ ਅੱਜ ਮੋਟਰਸਾਈਕਲਾਂ ਤੇ ਆਇਓ ਜਿਨ੍ਹਾਂ ਕੋਲ ਟਰੈਕਟਰ ਟਰਾਲੀ ਟਰਾਲੀਆਂ ਮਾਲਕ ਦੀਆਂ ਦਿੱਤੀਆਂ ਹੋਈਆਂ ਨੇ ਉਹ ਟਰਾਲੀ ਲਿਆਓ ਟਰੈਕਟਰ ਲਿਆਓ ਸੰਗਤ ਨੂੰ ਨਾਲ ਲਿਆਓ ਜੋੜ ਕੇ ਹੋਰਾਂ ਨੂੰ ਭਾ ਲਿਆਇਆ ਕਰੋ ਨਾਲ ਵਹੀਕਲ ਦਿੱਤੇ ਨੇ ਮਾਲਕ ਨੇ ਸਫਲ ਕਰੋ ਹੱਥ ਪੈਰ ਦਿੱਤੇ ਭੱਜ ਭੱਜ ਕੇ ਆ ਕੇ ਸੇਵਾ ਕਰਿਆ ਵੇਲੇ ਨਾਲ ਆਈਦਾ ਜਿੰਨਾ ਕੋ ਟਾਈਮ ਹੋਵੇ 5:00 ਵਜੇ ਆ ਕੇ ਇੱਥੇ ਸੇਵਾ ਕਰਿਆ ਕਰੋ ਸਾਰੇ ਪਾਸੇ ਸਫਾਈ ਕਰਿਆ ਕਰੋ ਝਾੜੂ ਲਾਇਆ ਕਰੋ ਜਿੱਦਾਂ ਦੀ ਕਿਸੇ ਨੂੰ ਸੇਵਾ ਮਿਲਦੀ ਹੈ ਕਰਿਆ ਕਰੋ ਧੰਨਵਾਦ ਸਾਰੀ ਸੰਗਤ ਦਾ ਸਭ ਨੂੰ ਜੀ ਆਇਆਂ ਨੂੰ ਬੜੇ ਟਿਕਾ ਨਾਲ ਤੁਸੀਂ ਅੱਜ ਦਾ ਦੀਵਾਨ ਸੁਣਿਆ ਬੜੀ ਖੁਸ਼ੀ ਹੋਈ ਪ੍ਰਸੰਗ ਛੇੜਨ ਦੀ ਲੋੜ ਹੀ ਨਹੀਂ ਪਈ ਗੁਰਬਾਣੀ ਦੀ ਵਿਚਾਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹਉਮੈ ਤੇ ਮਾਲਕ ਦੀ ਹੋਂਦ ਹੋਂਦ ਤੇ ਹਉਮੈ ਹਉਮੈ ਗਈ ਹੋਂਦ ਫੀਲ ਹੋਣ ਲੱਗ ਜਾਣੀ ਹੈ ਬਸ ਇਸ ਗੱਲ ਨੂੰ ਸਮਝਿਓ ਸ਼ਾਇਦ ਪਕੜ ਚ ਆ ਗਈ ਹੋਣੀ ਹੈ ਹੌਲੀ ਹੌਲੀ ਆ ਜਾਂਦੀ ਹੈ ਕੋਸ਼ਿਸ਼ ਕਰੀ ਚਲੀਏ ਆਪਾਂ ਲੱਗੇ ਰਹੀਏ ਹੌਲੀ ਹੌਲੀ ਸਮਝ ਵਿੱਚ ਪੈਂਦੀਆਂ ਨੇ ਕਈ ਨੁਕਤੇ ਜਿਹੜੇ ਨੇ ਕਲਿੱਕ ਹੋਣ ਲੱਗ ਜਾਂਦੇ ਆ ਗੱਜ ਕੇ ਆਨੰਦ ਸਾਹਿਬ ਜੀ ਬੋਲੋ ਅਰਦਾਸ ਚ ਜੁੜੋ ਹੁਕਮਨਾਮੇ ਸੁਣਦੇ ਆ ਗੁਰੂ ਜੀ ਜਾਣਗੇ ਜੀ ਫੇਰ ਚੱਲਾਂਗੇ ਪਹਿਲਾਂ ਕਿਸੇ ਨੇ ਜਾਣ ਦੀ ਖੇਚਲ ਨਹੀਂ ਕਰਨੀ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਪ੍ਰੇਮ ਭੇਟਾ ਰੱਖੋ ਆਜੋ ਮੱਥਾ ਟੇਕ ਲਓ ਬਾਕੀ ਸਾਰੀ ਸੰਗਤ ਸਜੀ ਰਵੇ ਸਾਰੀ ਸੰਗਤ ਦਾ ਧੰਨਵਾਦ ਸਭ ਨੂੰ ਜੀ ਆਇਆਂ ਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਗੁਰ ਪਾਇਆ ਸਹਿ ਸੇਤੀ ਮਨ ਵਜਿਆ ਹੀਰਾ ਗੁਰਪਨ ਪਰਵਾਰ ਫਰੀਆਂ ਸ਼ਬਦ ਗਾਵਣ ਆਈਆਂ ਜੋ ਕੰਗਾ ਗੋਹਰੀ ਤੇਰਾ ਮਨ ਜੀ ਵਸਾਇਆ ਇਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਜੀਵਿਆ ਸਦਾ ਰਹੋ ਹਰ ਨਾਮ ਪਿਆਰ ਨਾਲ ਹੋ ਮਨ ਮੇਰੇ ਤੂੰ ਸਭ ਵਿਸਾਰਨਾ ਤੂੰ ਕਰੋ ਕਦੇ ਤੇਰਾ ਕਾਰਜ ਸਭ ਸਵਾਰਨਾ ਹਮ ਨਾ ਗੱਲਾਂ ਸਮਰੱਥ ਸੁਆਮੀ ਤੂੰ ਕਿਉਂ ਮਨ ਹੋ ਸਾਰੇ ਆਹ ਨਾਨਕ ਮਨ ਮੇਰੇ ਸਦਾ ਰਹੋ ਹਰ ਹਾਲ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਘਰ ਤੇ ਤੇਰਾ ਸਭ ਕੁਝ ਹੈ ਦੂਸਰੇ ਸੋ ਪਾਰ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਤੇ ਸਮਨ ਕਬੀਰ ਹੈ ਨਾਨਕ ਸੱਚੇ ਸਾਹਿਬ ਕਿਆ ਹੀ ਘਰ ਤੇਰਾ ਸਾਚਾ ਆਪ ਰਾਜਾ ਨਾਰੋ ਸਾਚ ਨਾਮ ਘਰ ਮੇਰਾ ਜਿਨ ਕੋ ਪਾਸਾ ਭਗਵਾਨ ਦਰਸ਼ਾਨ ਸੁਖ ਮਨ ਆਇ ਉਸ ਅਜਿਹੀ ਚਾਹ ਸਭ ਪੁਜਾਈਆ ਸਾਖਰਵਾਨ ਪਿਤਾ ਗੁਰੂ ਵਿਤ ਹੋ ਜੇ ਸਿਆਇ ਵਡਿਆਇਆ ਕਹਿ ਨਾਨਕ ਸੁਣ ਹੋ ਸੰਤੋ ਸ਼ਬਦ ਹੋ ਪਿਆਰੋ ਸਾਚਾ ਮਾਇਆ ਕਾਰੋ ਸ਼ਬਦ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਰੂਪ ਗੁਰ ਵਾਸ ਕੀ ਕਾਲ ਸੰਤ ਕੁਮਾਰਿਆ ਤੁਰ ਕਰਮ ਪਾਇਆ ਜਨ ਕਉ ਸੇ ਨਾਮ ਹਰ ਕੈ ਲਾਦੇ ਮਨ ਹੈ ਆਨੰਦ ਸੁਖ ਹੋਆ ਸਗਲ ਮਨੋਰਥ ਪੂਰੇ ਓ ਆਤਮ ਤਪ ਪਾਇਆ ਉਤਰੇ ਸਭ ਰੋਗ ਸੰਤਾਪ ਜੇ ਸੁਣੀ ਸੱਚੀ ਬਾਣੀ ਸਾਨੂੰ ਤੇ ਤੇਰੇ ਸਰਸੇ ਪੂਰੇ ਗੁਰਦੇ ਦਾ ਹੁਣ ਤੇ ਪਨੀ ਕਹਤੇ ਪਵਿੱਤ ਸਤਿਗੁਰ ਰਹੇ ਅਮਰ ਪੂਰੇ ਭਗਤ ਨਾਨਕ ਗੁਰ ਚਰਨ ਲਾਗੇ ਬਾਜ ਹਰ ਹਰ ਪੂਰੇ ਭਗਣ ਗੁਰੂ ਪਾਣੀ ਦਿੱਤਾ ਮਾਤਾ ਕਰਤ ਮਹਤ ਦਿਨ ਸਰਾਤ ਦੇ ਗਾਈ ਗਾਇਆ ਖੇਲਾ ਬੰਦਾ ਸੋਵੇ ਸੰਗਿਆਈਆਂ ਸੁਰਿਆਈਆਂ ਵਾਚੈ ਕਰ ਮਹਬੂਬ ਉਹ ਪਰਮੀਆਂ ਕੋ ਆਪਣੀ ਤੇਰੇ ਲੱਗੇ ਦੂਰ ਜਿੰਨੀ ਨਾਮ ਤੇ ਆਇਆ ਤੈਨ ਸਤਿ ਘਾਰ ਜਾਨ ਦੇ ਮੁਖੇ ਤੇ ਛੇਤੀ ਛੁੱਟੀ ਆ ਜਿੰਨੀ ਨਾਮ ਤੇ ਆਇਆ ਤੈਨ ਸਤਿ ਘਾਰ ਕਹੁ ਟਲ ਗੁਰ ਸੇਵੀਐ ਅਹਨ ਸੋ ਸਹਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹੱਲਾ ਨੋਵਾ ਮਨ ਰੇ ਕੌਣ ਕੁਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ RAM ਭਗਤ ਨਹਿ ਕੀਨੀ ਮਨ ਰੇ ਕੌਣ ਕੁਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਰਹਾਉ ਮੁਕਤ ਪੰਥ ਜਾਣਿਓ ਤੈ ਨਾਹਨ ਧਨ ਜੋਰਨ ਕੋ ਧਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਦਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹਿ ਉਪਜਿਓ ਕਛ ਗਿਆਨਾ ਘਟ ਹੀ ਮਾਹੇ ਨਿਰੰਜਨ ਤੇਰੇ ਤੈ ਖੋਜਤ ਉਦਿਆਨਾ ਬਹੁਤ ਜਨਮ ਭਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਪਰਮਤ ਤੈ ਹਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ